ਸਤਨਾਮ ਸ੍ਰੀ ਵਾਹਿਗੁਰੂ ਪ੍ਰਭ ਮਿਲਵੇ ਕੋ ਪ੍ਰੀਤ ਮਨ ਲਗੀ ਮਿਲੈ ਅਡ ਮਨ ਅਰਪਉ ਧਨ ਰਖਉ ਅਗੈ ਮਨ ਕੀ ਮਤ ਮੋਹੇ ਸਗਲ ਤਿਆਗੀ ਪ੍ਰਭ ਕੀ ਹਰ ਕਥਾ ਸੁਣਾਵੇ ਅਨੰਦਨ ਫਿਰੋ ਤਿਸ ਪਿਛੇ ਬੈਰਾਗੀ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸਕ ਵੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਤੋਰੀ ਸਤੀ ਪ੍ਰੀਤ ਹਮ ਤੁਮ ਸਿਓ ਜੋਰੀ ਅਬ ਤੁਮ ਸਿਉ ਜੋਰੀ ਤੁਮ ਸਿਉ ਜੋਰ ਅਵਰ ਸੰਗ ਤੋਰੀ ਪੜੋ ਜੋ ਜੋ ਤੁਮ ਦੀਵਰਾ ਨਾਮ ਤੁਮ ਸਿਉ ਜੋਰੀ ਤੁਮ ਸਿਉ ਜੋਰ ਅਵਰ ਸੰਗ ਤੋ ਸਾਥੀ ਪ੍ਰੀਤ ਹਮ ਤੁਮ ਸਿਉ ਜੋ ਵਾਰ ਸਾਚੀ ਪ੍ਰੀ ਸਾਰੇ ਬੋਲੋ ਸਾਰੇ ਜੀ ਹਮ ਤੁਮ ਸਿਉ ਵਾ ਤੁਮ ਸਿਉ ਜੋਰ ਅਵਰ ਸੰਗ ਤੋ ਅਜ ਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜਪੋ ਸਾਰੇ ਸਾਰੇ ਬਈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਜੋੜੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ ਜੋੜੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ ਜੋੜੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ ਜੋੜੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ ਜੋੜੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ ਜੋੜੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ ਜੋੜੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ ਜੋੜੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ ਜੋੜੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ ਜੋੜੀ ਮਾਲਕਾ ਸੱਚੀ ਬੋਲੋ ਸਾਰੇ ਤੇਰੇ ਨਾਲ ਜੋੜੀ ਮਾਲਕਾ ਸੱਚੀ ਓ ਪ੍ਰੀਤ ਜੀ ਮੈਂ ਤੇਰੇ ਨਾਲ ਪ੍ਰੀਤ ਜੀ ਮੈਂ ਪ੍ਰੀਤ ਜੀ ਮੈਂ ਤੇਰੇ ਨਾਲ ਪ੍ਰੀਤ ਜੀ ਮੈਂ ਤੇਰੇ ਨਾਲ ਪ੍ਰੀਤ ਜੀ ਮੈਂ ਤੇਰੇ ਨਾਲ ਪ੍ਰੀਤ ਜੀ ਮੈਂ ਤੇਰੇ ਨਾਲ

ਜੀਤ ਜੀ ਮੈਂ ਤੇਰੇ ਨਾਲ ਜੀਤ ਜੀ ਮੈਂ ਤੇਰੇ ਨਾਲ ਜੀਤ ਜੀ ਮੈਂ ਤੇਰੇ ਨਾਲ ਜੋੜੀ ਜੋੜੀ ਜੋੜੀ ਮਾਲਕਾ ਸੱਚੀ ਕੋਈ ਮੇਰੀ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ ਥੋੜੀ ਮਾਲਕਾ ਸੱਚੀ ਪ੍ਰੀਤ ਜੀ ਮੈਂ ਤੇਰੇ ਨਾਲ ਧਰਮ ਸਤਕਾਰ ਜੋ ਸਤਿਗੁਰਾਂ ਦੀ ਸਾਜੀ ਨਿਵਾਜੀ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਸਰੇ ਦੀਵਾਨ ਵਿੱਚ ਆਪਾਂ ਸਾਰੇ ਹਾਜ਼ਰੀ ਭਰ ਰਹੇ ਹਾਂ ਕਾਫੀ ਠੰਡ ਹੈ ਹਵਾ ਬੜੀ ਤੇਜ਼ ਚੱਲਦੀ ਹੈ ਸ਼ਾਮ ਨੂੰ ਦਿਨੇ ਗਰਮੀ ਹੋ ਜਾਂਦੀ ਹੈ ਰਾਤ ਨੂੰ ਕਾਫੀ ਠੰਡ ਹੋ ਜਾਂਦੀ ਹੈ ਪਰ ਮੌਸਮ ਦੀ ਪਰਵਾਹ ਨਾ ਕਰਦਿਆਂ ਆਪ ਸਾਰੇ ਦੂਰੋਂ ਨੇੜਿਓਂ ਚੱਲ ਕੇ ਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀ ਭਰ ਰਹੇ ਹੋ ਸਤਿਗੁਰੂ ਮਿਹਰ ਕਰਨ ਜੋ ਸੁਣ ਰਹੇ ਹਾਂ ਉਹ ਸਮਝ ਆਵੇ ਜੋ ਸਮਝ ਆ ਰਿਹਾ ਉਹਨੂੰ ਫਿਰ ਮਨ ਸਾਡਾ ਮਨ ਮੰਨ ਲਵੇ ਫਿਰ ਸਾਡਾ ਉਧਾਰ ਹੋ ਸਕਦਾ ਜੀ ਸੁਨਤ ਕਮਾਵਤ ਹੋਤ ਉਧਾਰ ਉਧਾਰ ਮਤਲਬ ਭਲਾ ਹੋ ਸਕਦਾ ਹੈ ਸਾਡਾ ਉਧਾਰ ਹੋਣਾ ਕੀ ਹੁੰਦਾ ਜੀ ਇਹ ਨਹੀਂ ਕਿ ਮਰਨ ਤੋਂ ਬਾਅਦ ਕਿਤੇ ਸਾਡੀ ਮੁਕਤੀ ਹੋ ਜਾਏ ਨਹੀਂ ਜਿਉਂਦੇ ਜਿਉਂਦੇ ਅਸੀਂ ਅੰਦਰੋਂ ਉੱਚੇ ਉੱਠੀਏ ਸਿੱਧੀ ਜੀ ਗੱਲ ਹੈ ਵੀ ਸਾਨੂੰ ਅਕਲ ਆਵੇ ਸਾਡਾ ਭਲਾ ਹੋਵੇ ਸਾਨੂੰ ਨੌਲੇਜ ਮਿਲੇ ਸਾਨੂੰ ਸਮਝ ਮਿਲੇ ਸਾਨੂੰ ਜਿਉਣ ਦਾ ਚੱਜ ਮਿਲੇ ਜਿਵੇਂ ਆਮ ਹੀ ਅਗਲਾ ਕਹਿ ਦਿੰਦਾ ਤੈਨੂੰ ਕਿਸੇ ਨੇ ਚੱਜ ਸਿਖਾਇਆ ਨਹੀਂ ਤੈਨੂੰ ਤੇਰੇ ਮਾਪਿਓ ਨੇ ਚੱਜ ਨਹੀਂ ਸਿਖਾਇਆ ਤੈਨੂੰ ਬੋਲਣ ਦਾ ਚੱਜ ਨਹੀਂ ਤੈਨੂੰ ਖਾਣ ਦਾ ਚੱਜ ਨਹੀਂ ਤੈਨੂੰ ਕਿਵੇਂ ਗੱਲ ਕਰਨੀ ਹੈ ਚੱਜ ਨਹੀਂ ਇਹ ਸਾਰੇ ਦਾ ਸਾਰਾ ਚੱਜ ਖਾਣਾ ਕੀ ਹੈ ਬੋਲਣਾ ਕੀ ਹੈ ਵੇਖਣਾ ਕੀ ਹੈ ਸੁਣਨਾ ਕੀ ਹੈ ਇਹ ਸਾਰੇ ਦਾ ਸਾਰਾ ਚੱਜ ਗੁਰੂ ਗ੍ਰੰਥ ਸਾਹਿਬ ਜੀ ਸਿਖਾਉਂਦੇ ਹਨ ਗੁਰ ਮਿਲ ਚੱਜ ਅਚਾਰ ਸਿੱਖ ਤੁਧ ਕਦੇ ਨਾ ਲੱਗੇ ਦੁੱਖ ਦੁੱਖ ਸਭ ਤੋਂ ਵਧੀਆ ਜਿਹੜਾ ਚੱਜ ਅਚਾਰ ਹੈ ਸਾਨੂੰ ਸਾਡੇ ਗੁਰੂ ਜੀ ਸਿਖਾ ਸਕਦੇ ਹਨ ਇਹ ਭਰੋਸਾ ਕਰੀਏ ਭਾਈ ਜੇ ਜ਼ਿੰਦਗੀ ਵਿੱਚ ਚੱਜ ਨਾਲ ਜਿਉਣਾ ਹੈ ਜੇ ਸੋਹਣੀ ਜ਼ਿੰਦਗੀ ਬਤੀਤ ਕਰਨੀ ਹੈ ਤੇ ਜਿਉਣ ਦਾ ਚੱਜ ਸਾਨੂੰ ਆਪਣੇ ਸਤਿਗੁਰ ਜੀ ਤੋਂ ਸਿੱਖਣਾ ਚਾਹੀਦਾ ਹੈ ਸਾਨੂੰ ਲੋਕੀ ਕੋਈ ਕੁਛ ਦੱਸ ਦਿੰਦਾ ਹੈ ਕੋਈ ਕੁਛ ਦੱਸ ਦਿੰਦਾ ਹੈ ਕੋਈ ਕੁਛ ਦੱਸ ਦਿੰਦਾ ਹੈ ਇੱਕੋ ਟੌਪਿਕ ਦੇ ਉੱਤੇ 50 ਬੰਦਿਆਂ ਨਾਲ ਗੱਲ ਕਰੋ 50 ਬੰਦੇ ਅਲੱਗ-ਅਲੱਗ ਸਟੇਟਮੈਂਟ ਦਿੰਦੇ ਆ ਅੱਡ-ਅੱਡ ਸਲਾਹ ਦੇਣਗੇ ਤੁਹਾਨੂੰ 50 ਬੰਦੇ ਇੱਕੋ ਸਵਾਲ ਪੁੱਛੋ 50 ਬੰਦੇ ਅਲੱਗ-ਅਲੱਗ ਜਵਾਬ ਦੇਣਗੇ ਪਰ ਅਸੀਂ ਗੁਰੂ ਸਾਹਿਬ ਨੂੰ ਹੀ ਪੁੱਛਣਾ ਹੈ ਸਾਰਾ ਕੁਝ ਜਿਵੇਂ ਹੁਣ ਮੰਨ ਲਓ ਕਿਸੇ ਬਜ਼ੁਰਗ ਮਾਤਾ ਨੂੰ ਪੁੱਛੋਗੇ ਉਹਨੇ ਕਹਿਣਾ ਹੈ ਵੀਰਵਾਰ ਨੂੰ ਕੇਸੀ ਨਹੀਂ ਨਹਾਈ ਦਾ ਕਿਸੇ ਨੇ ਕਹਿ ਦੇਣਾ ਹੈ ਬੁੱਧਵਾਰ ਬੁੱਧ ਕੰਮ ਸ਼ੁੱਧ ਹੁੰਦਾ ਹੈ ਬੁੱਧਵਾਰ ਕਰਾਂਗੇ ਨਹੀਂ ਆਪਾਂ ਬੁੱਧਵਾਰ ਰੱਖਾਂਗੇ ਸ਼ਨੀਵਾਰ ਨੂੰ ਸ਼ਨੀ ਦੇਵਤੇ ਦਾ ਪਹਿਰਾ ਹੁੰਦਾ ਹੈ ਕੱਪੜੇ ਨਹੀਂ ਧੋਈ ਦੇ ਕੀ ਪਤਾ ਕੀ ਕੀ ਲੋਕੀ ਦੱਸੀ ਜਾਂਦੇ ਆ ਕੋਈ ਕੁਝ ਦੱਸ ਦਿੰਦਾ ਕੋਈ ਕੁਝ ਦੱਸ ਦਿੰਦਾ ਜੇ ਉਹਨੂੰ ਪੁੱਛੋ ਵੀ ਇਹਦਾ ਮਤਲਬ ਕੀ ਹੈ ਵੀ ਇਹ ਤੇ ਸਾਨੂੰ ਪਤਾ ਨਹੀਂ ਪਰ ਇੰਨਾ ਪਤਾ ਵੀ ਮਾੜਾ ਹੁੰਦਾ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਕੋਈ ਦਲੀਲ ਤੇ ਦੇ ਨਹੀਂ ਸਕਦਾ ਦਲੀਲ ਉਹਨਾਂ ਨੇ ਕੋਈ ਨਹੀਂ ਦੇਣੀ ਬਸ ਸਿਰਫ ਤੁਹਾਨੂੰ ਇੰਨੀ ਗੱਲ ਕਹਿਣਗੇ ਵੀ ਬਸ ਸਾਰੇ ਇਦਾਂ ਹੀ ਕਰਦੇ ਰਹੇ ਆ ਅਸੀਂ ਤੇ ਅੱਜ ਤੱਕ ਇਦਾਂ ਹੀ ਸੁਣਿਆ ਕਿਉਂ ਬਈ ਦਲੀਲ ਦੇ ਸਕਦਾ ਕੋਈ ਇਦਾਂ ਹੀ ਕਹਿਣਗੇ ਵੀ ਅਸੀਂ ਤੇ ਅੱਜ ਤੱਕ ਇਦਾਂ ਹੀ ਸੁਣਿਆ ਵੀ ਬੁੱਧ ਕੰਮ ਸ਼ੁੱਧ ਅਸੀਂ ਤੇ ਇਦਾਂ ਹੀ ਸੁਣਿਆ ਵੀ ਵੀਰਵਾਰ ਕੇਸੀ ਨਹੀਂ ਨਹਾਈਦਾ ਅਸੀਂ ਤੇ ਇਦਾਂ ਹੀ ਸੁਣਿਆ ਜੀ ਵੀ ਸ਼ਨੀਵਾਰ ਨੂੰ ਕੱਪੜੇ ਨਹੀਂ ਧੋਈਦੇ ਪਰ ਪਤਾ ਤੇ ਕਿਸੇ ਨੂੰ ਨਹੀਂ ਹੁਣ ਕਈ ਘਰਾਂ ਦੇ ਵਿੱਚ ਤੁਸੀਂ ਜਾਓ ਆਪਾਂ ਵੀ ਇੱਥੇ ਵੀ ਵੇਖੀਦਾ ਹੈ ਸਰੋਂ ਦਾ ਤੇਲ ਲੈ ਕੇ ਗੇਟ 'ਤੇ ਖੜੇ ਹੋਣਗੇ ਜੇ ਉਹਨਾਂ ਨੂੰ ਪੁੱਛ ਲਓ ਵੀ ਇਹ ਤੇਲ ਕਿਉਂ ਲੈ ਕੇ ਖੜੇ ਹੋ ਕਹਿੰਦੇ ਤੇਲ ਚੋਣ ਲੱਗੇ ਆ ਅਮਰੀਕਾ ਚਲੇ ਜਾਓ ਉੱਥੇ ਸਰੋਂ ਦਾ ਘੱਟ ਹੁੰਦਾ ਉਹ ਚਿੱਟਾ ਜਿਹਾ ਹੁੰਦਾ ਹੈ ਉਹ ਲੈ ਕੇ ਖੜੇ ਮਹਿੰਗਾ ਨਾਲੇ ਉਹ ਲੈ ਕੇ ਖੜੇ ਹੋਣ ਤੇ ਜਦੋਂ ਨੂੰ ਪੁੱਛੋ ਵੀ ਇਹ ਤੇਲ ਕਿਉਂ ਚਾਹੁੰਦੇ ਹੋ ਕਹਿੰਦੇ ਬਸ ਸਗਨ ਹੁੰਦਾ ਕੀ ਸਗਨ ਹੁੰਦਾ ਕਿਉਂ ਇਹਦਾ ਮਤਲਬ ਕੀ ਹੈ ਕਹਿੰਦੇ ਇਹ ਤੇ ਸਾਨੂੰ ਪਤਾ ਨਹੀਂ ਨੂੰ ਨੂੰ ਪੁੱਛ ਲੋ ਨੂੰ ਕਹਿੰਦੀ ਹੈ ਮੇਰੀ ਸੱਸ ਵੀ ਇਦਾਂ ਹੀ ਤੇਲ ਚਾਹੁੰਦੀ ਸੀ ਤੇ ਉਹ ਬੇਬੇ ਨੂੰ ਪੁੱਛ ਲੈਣਾ ਬੇਬੇ ਜੀ ਤੁਸੀਂ ਦੱਸੋ ਕਿ ਭਲਾ ਇਹਦਾ ਮਤਲਬ ਕੀ ਹੈ ਪਤਾ ਨਹੀਂ ਮੇਰੀ ਸੱਸ ਵੀ ਜਦੋਂ ਮੈਂ ਵਿਆਹ ਕੇ ਉਦੋਂ ਵਿੱਚ ਹੋਇਆ ਸੀ ਸਾਨੂੰ ਤੇ ਇਦਾਂ ਹੀ ਸਿਖਾਇਆ ਵੀ ਇਦਾਂ ਹੀ ਕਰੀ ਜਾਈਏ ਇਹਨੂੰ ਕੀ ਕਹਿੰਦੇ ਆ ਜੀ ਇਹਨੂੰ ਕਹਿੰਦੇ ਆ ਅੰਧ ਵਿਸ਼ਵਾਸ ਅੰਧ ਵਿਸ਼ਵਾਸ ਦਾ ਕੀ ਮਤਲਬ ਹੈ ਵੀ ਆਪ ਕੁਝ ਨਹੀਂ ਸੋਚਦਾ ਅੰਨੇ ਬੰਦੇ ਨੂੰ ਜਿਵੇਂ ਇਦਾਂ ਬੰਦਾ ਕਹੀ ਜਾਂਦਾ ਲੈ ਵੀ ਸੱਜੇ ਨੂੰ ਹੋ ਜਾ ਉਹਨੂੰ ਆਪ ਤੇ ਅੰਨਾ ਹੀ ਹੈ ਉਹ ਸੱਜੇ ਨੂੰ ਹੋ ਜਾਂਦਾ ਹੁਣ ਮਾੜਾ ਮਾੜਾ ਖੱਬੇ ਨੂੰ ਹੋ ਜਾ ਸਿੱਧਾ ਤੁਰਿਆ ਤੁਰਿਆ ਅੰਨਾ ਓਵੇਂ ਓਵੇਂ ਫਿਰ ਤੁਰਿਆ ਜਾਂਦਾ ਜਿਹਨੂੰ ਕਹਿੰਦੇ ਖੱਬੇ ਨੂੰ ਮੁੜ ਜਾ ਖੱਬੇ ਨੂੰ ਮੁੜ ਜਾਂਦਾ ਸੱਜੇ ਨੂੰ ਕਹਿ ਦੋ ਸੱਜੇ ਨੂੰ ਅੰਧ ਵਿਸ਼ਵਾਸ ਉਹਨੂੰ ਕਹਿੰਦੇ ਐ ਵੀ ਜਿਵੇਂ ਦੁਨੀਆ ਚਲਾਈ ਜਾਂਦੀ ਐ ਆਪਾਂ ਅੰਨੇ ਜੇ ਹੋ ਕੇ ਓਵੇਂ ਓਵੇਂ ਤੁਰੇ ਜਾਂਦੇ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਛਾ ਜੀ ਜਿਹੜਾ ਅੱਖਾਂ ਵਾਲਾ ਹੈ ਉਹ ਕਹੇਗਾ ਵੀ ਇਦਾਂ ਕਿਵੇਂ ਇਹਦਾ ਮਤਲਬ ਕੀ ਹੈ ਇਹ ਕਿਉਂ ਕਰਨਾ ਹੈ ਇਹ ਕਾਦੇ ਲਈ ਕਰਨਾ ਹੈ ਇਹ ਕਿਉਂ ਕਰਨਾ ਹੈ ਸਿਆਣੇ ਬੰਦੇ ਨੇ ਤੇ ਭਾਈ ਪੁੱਛਣਾ ਹੈ ਪਹਿਰੇਦਾਰ ਵੀਰਾਂ ਨੂੰ ਬੇਨਤੀ ਕਰਾਂਗਾ ਵੀ ਸੰਗਤ ਨੂੰ ਨਾ ਰਾਹ ਚ ਭਾਓ ਰਾਹ ਨਾਲੇ ਨਾਲੇ ਤੇ ਰਾਹ ਕੰਮ ਆ ਜਾਏਗਾ ਪੰਡਾਲ ਸਾਰਾ ਭਰ ਗਿਆ ਬੀਬੀਆਂ ਬੀਬੀਆਂ ਵਾਲੇ ਪਾਸੇ ਰਾਹ ਚ ਹੀ ਭਾ ਲਓ ਸਿੰਘ ਸਿੰਘਾਂ ਵਾਲੇ ਪਾਸੇ ਬਹਿ ਜਾਓ ਥੋੜਾ ਥੋੜਾ ਖੜੇ ਹੋ ਨਾ ਜਿਹੜੇ ਪਿੱਛੇ ਪਿੱਛੇ ਨੂੰ ਹੋ ਕੇ ਜਗ੍ਹਾ ਸਾਰੀ ਮੰਨ ਲਓ ਰਾਹ 'ਚ ਹੀ ਬਹਿ ਜਾਓ ਚੌਂਪੜੇ ਮਾਰ ਕੇ ਦੂਰੋਂ ਹੀ ਮੱਥਾ ਟੇਕੋ ਤੇ ਬਹਿ ਜਾਓ ਬਾਅਦ ਵਿੱਚ ਅੱਗੇ ਆ ਕੇ ਆਪਣੀ ਪ੍ਰੇਮ ਭੇਟਾ ਰੱਖ ਲਿਓ ਭਾਈ ਇੱਕ ਵਾਰੀ ਦੂਰੋਂ ਹੀ ਮੱਥਾ ਟੇਕੋ ਉੱਥੇ ਹੀ ਬਹਿ ਜਾਓ ਬਾਅਦ ਵਿੱਚ ਅੱਗੇ ਆ ਕੇ ਆਪਣੀ ਪ੍ਰੇਮ ਭੇਟਾ ਰੱਖ ਲਿਓ ਬੀਬੀਆਂ ਬੀਬੀਆਂ ਵਾਲੇ ਪਾਸੇ ਬਾ ਦਿਓ ਸਿੰਘਾਂ ਨੂੰ ਸਿੰਘਾਂ ਵਾਲੇ ਪਾਸੇ ਰਾਹ 'ਚ ਹੀ ਬਾ ਦਿਓ ਕਿਰਪਾ ਕਰਕੇ ਚੌਂਕੜੇ ਮਾਰ ਕੇ ਰਾਹ ਵਿੱਚ ਬਹਿ ਜਾਓ ਜਗ੍ਹਾ ਕੰਮ ਆ ਜਾਏਗੀ ਹਾਂਜੀ ਹੁਣ ਆਪਾਂ ਧਿਆਨ ਇਧਰ ਰੱਖਿਓ ਬਈ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਜਿਹੜਾ ਰੱਬ ਜੀ ਦੀ ਸਿਫਤ ਕਰਦਾ ਹੈ ਸਾਵਧਾਨ ਇਕਾਗਰ ਚੀਤ ਉਹਦਾ ਮਨ ਫਿਰ ਸਾਵਧਾਨ ਹੋ ਜਾਂਦਾ ਹੈ ਉਹਦਾ ਚਿੱਤ ਇਕਾਗਰ ਹੋ ਜਾਂਦਾ ਹੈ ਉਹ ਡਬਲ ਮਾਈਂਡਡ ਨਹੀਂ ਰਹਿੰਦਾ ਜਿਹੜਾ ਮਾਲਕ ਦੇ ਗੁਣ ਜਿਵੇਂ ਆਪਾਂ ਬਹਿ ਬਹਿ ਕੇ ਗਾਈ ਚੱਲੀਏ ਫਿਰ ਆਪਾਂ ਡਬਲ ਮਾਈਂਡਡ ਥੋੜਾ ਰਵਾਂਗੇ ਦੋ ਚਿੱਤੇ ਥੋੜਾ ਰਵਾਂਗੇ ਸੁਣਦਿਆਂ ਸੁਣਦਿਆਂ ਸੁਣਦਿਆਂ ਅਸੀਂ ਵੀ ਇੱਕ ਮਾਲਕ ਨਾਲ ਜੁੜ ਜਾਾਂਗੇ ਇੱਕ ਤੇ ਭਰੋਸਾ ਕਰਾਂਗੇ ਐਕਸੀਡੈਂਟ ਬਹੁਤੇ ਉਹਨਾਂ ਦੇ ਹੁੰਦੇ ਨੇ ਜਿਹੜੇ ਦੋ ਚਿੱਤੇ ਨੇ ਐਕਸੀਡੈਂਟ ਉਹਨਾਂ ਦੇ ਹੁੰਦੇ ਐ ਜਿਹੜੇ ਡਬਲ ਮਾਈਂਡਡ ਹੁੰਦੇ ਐ ਵੀ ਪਾ ਮੈਂ ਛੜਕ ਕ੍ਰੋਸ ਕਰਾਂ ਕਿ ਨਾ ਕਰਾਂ ਜਿਹੜੇ ਜਿਹੜੇ ਡਰਾਈਵਰ ਇਦਾਂ ਸੋਚਦੇ ਆ ਵੀ ਗੱਡੀ ਲੰਘ ਜਾਏਗੀ ਕਿ ਨਹੀਂ ਲੰਘ ਜਾਏਗੀ ਦੋ ਚਿੱਤੇ ਹੁੰਦੇ ਨੇ ਫਿਰ ਤੋਰ ਪਈ ਤੁਰ ਪੈਂਦੇ ਆ ਐਕਸੀਡੈਂਟ ਬਹੁਤੇ ਉਹਨਾਂ ਦੇ ਹੁੰਦੇ ਆ ਜਿਹੜੇ ਦੋ ਚਿੱਤੇ ਹੋਣ ਡਬਲ ਮਾਈਂਡਡ ਹੋਣ ਉਹਨਾਂ ਦੇ ਐਕਸੀਡੈਂਟ ਬਹੁਤੇ ਹੁੰਦੇ ਆ ਤੇ ਜਿਹੜਾ ਇਕਾਗਰ ਚੀਤ ਹੋਵੇ ਭਾਵ ਇੱਕ ਤੇ ਜਿਹਦੀ ਟੇਕ ਹੋਵੇ ਭਰੋਸਾ ਕਰੇ ਉਹ ਨਹੀਂ ਫਿਰ ਐਕਸੀਡੈਂਟ ਹੁੰਦਾ ਉਹਦਾ ਸਾਡੀ ਜ਼ਿੰਦਗੀ ਦੇ ਬਹੁਤੇ ਐਕਸੀਡੈਂਟ ਇਨਸੀਡੈਂਟ ਕਹਿ ਲੋ ਉਹ ਇਸੇ ਗੱਲ ਕਰਕੇ ਹੋ ਰਹੇ ਐ ਅਸੀਂ ਸਾਰੇ ਬਹੁਤੇ ਡਬਲ ਮਾਈਂਡਡ ਆ ਐਮ ਇਹ ਗੱਲ ਮੰਨੀਏ ਕਿ ਆ ਗੱਲ ਮੰਨੀਏ ਆ ਸੱਚ ਕਿ ਉਹ ਸੱਚ ਪਰ ਸਿੱਖ ਦੀ ਜ਼ਿੰਦਗੀ ਵਿੱਚ ਸਿੱਖ ਦੀ ਜ਼ਿੰਦਗੀ ਵਿੱਚ ਸਾਰਿਆਂ ਨਾਲੋਂ ਵੱਡਾ ਜਿਹੜਾ ਸੱਚ ਹੈ ਸਿੱਖ ਦੀ ਜ਼ਿੰਦਗੀ ਵਿੱਚ ਸਾਰਿਆਂ ਨਾਲੋਂ ਵੱਡਾ ਸੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਤੇ ਜੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਾਡੇ ਲਈ ਉਹ ਸੱਚ ਹੈ ਪਹਿਰੇਦਾਰ ਵੀ ਕਿਰਪਾ ਕਰਕੇ ਹੁਣ ਬਹਿ ਜਾਓ ਪਿੱਛੇ ਹੀ ਧਿਆਨ ਰੱਖਿਓ ਆਉਣ ਵਾਲਿਆਂ ਨੂੰ ਉੱਥੇ ਹੀ ਟਿਕਾਈ ਜਾਇਓ ਜਿਹੜੇ ਪਿੱਛੇ ਆਉਣਗੇ ਹੁਣ ਉੱਥੇ ਹੀ ਭਾਈ ਜਾਇਓ ਲੋ ਗੁਰਮਖੋ ਹੁਣ ਧਿਆਨ ਦਿਓ ਜਰਾ ਪਰਮਾਤਮਾ ਜੀ ਦੀ ਵਾਹਿਗੁਰੂ ਜੀ ਦੀ ਸਿਫਤ ਕਰਨ ਨਾਲ ਜਿੱਦਾਂ ਆਪਾਂ ਰਲ ਮਿਲ ਕੇ ਹਰ ਜਸ ਕਰ ਰਹੇ ਆ ਇਹਦੇ ਨਾਲ ਸਾਡਾ ਮਨ ਇਕਾਗਰ ਹੁੰਦਾ ਹੈ ਦੋ ਚਿੱਤੇ ਨਹੀਂ ਫਿਰ ਅਸੀਂ ਰਹਿੰਦੇ ਸਾਵਧਾਨ ਵੀ ਹੋ ਜਾਂਦੇ ਆ ਸਾਵਧਾਨ ਕੀ ਹੋ ਜਾਂਦੇ ਆ ਵੀ ਮਾੜਾ ਨਹੀਂ ਸੁਣਨਾ ਮਾੜਾ ਨਹੀਂ ਬੋਲਣਾ ਮੇਰੇ ਖਿਆਲ ਕਿੱਦਾਂ ਦੇ ਚੱਲਦੇ ਨੇ ਮੇਰੇ ਅੰਦਰ ਗੰਦਮੰਦ ਕਿੰਨਾ ਕੈ ਮੈਲ ਕਿੰਨੀ ਕੈ ਇਹ ਸਾਰਾ ਪਤਾ ਲੱਗ ਜਾਂਦਾ ਹੈ ਜਦੋਂ ਆਪਾਂ ਧਿਆਨ ਲਾ ਕੇ ਗੁਰੂ ਸਾਹਿਬ ਦੀ ਬਾਣੀ ਨੂੰ ਸੁਣਦੇ ਹਾਂ ਸਾਵਧਾਨ ਹੋ ਜਾਈਦਾ ਹੈ ਇਸ ਕਰਕੇ ਗੁਰਬਾਣੀ ਨਾਲ ਜੁੜਨਾ ਗੁਰੂ ਸਾਹਿਬ ਤੋਂ ਜਿਉਣ ਦਾ ਚੱਜ ਸਿੱਖਣਾ ਸੰਗਤ ਵਿੱਚ ਆ ਕੇ ਟਿਕ ਕੇ ਬਹਿਣਾ ਇਹ ਕਲਾਸ ਅਟੈਂਡ ਕਰਨੀ ਆ ਸਾਧ ਸੰਗਤ ਵਿੱਚ ਕਲਾਸ ਅਟੈਂਡ ਕਰਨੀ ਹੈ ਮੈਂ ਇੱਥੇ ਹਸਨਪੁਰ ਪਿੰਡ ਗਿਆ ਸੀ ਗੁਰਦੁਆਰਾ ਸਾਹਿਬ ਵਿੱਚ ਉੱਥੇ ਵੀ ਮੈਂ ਇਹ ਗੱਲ ਬੋਲ ਰਿਹਾ ਸੀ ਵੀ ਗੁਰਦੁਆਰੇ ਕਿਉਂ ਆਉਣਾ ਹੈ ਗੁਰਦੁਆਰੇ ਅਸੀਂ ਕਲਾਸ ਅਟੈਂਡ ਕਰਨ ਆਉਣਾ ਹੈ ਗੁਰਦੁਆਰਾ ਸਾਡਾ ਸਕੂਲ ਹੈ ਗੁਰਦੁਆਰੇ ਅਸੀਂ ਪੜਨ ਆਉਣਾ ਹੈ ਭਾਈ ਬਹਿ ਜਾਓ ਭਾਈ ਸਾਰੇ ਕਿਰਪਾ ਕਰਕੇ ਪਹਿਰੇਦਾਰ ਵੀ ਬਹਿ ਜਾਓ ਸਿੰਘੋ ਕੋਈ ਖੜੇ ਨਾ ਹੋਵੋ ਬਹਿ ਜਾਓ ਸਾਰੇ ਦੁਬਾਰਾ ਦੁਬਾਰਾ ਨਾ ਕਹਿਣਾ ਪਿਆ ਕਰ ਲੋ ਹੁਣ ਹੁਣ ਸੁਣੋ ਗੁਰਦੁਆਰੇ ਅਸੀਂ ਪੜਨ ਆਉਣਾ ਹੈ ਇੱਥੇ ਅਸੀਂ ਪੜ੍ਹਾਈ ਕਰਨ ਵਾਸਤੇ ਆਉਨੇ ਆ ਜੀ ਪੜ੍ਹਾਈ ਚੰਗੀ ਹੋਵੇ ਇਹ ਵੇਖਿਆ ਕਰੋ ਵੀ ਸਕੂਲ ਦੀ ਪੜ੍ਹਾਈ ਚੰਗੀ ਹੋਵੇ ਆਪਾਂ ਆਮ ਹੀ ਇਹ ਗੱਲ ਵੇਖਦੇ ਆ ਨਾ ਜੀ ਵੀ ਪੜ੍ਹਾਈ ਕਿੱਦਾਂ ਦੀ ਹੈ ਆਪਾਂ ਇੱਥੇ ਘੰਟਾ ਲਾ ਚੱਲੇ ਆ ਇਹ ਵੇਖੋ ਵੀ ਪੜਿਆ ਕੀ ਸਾਡੇ ਪੱਲੇ ਕੀ ਪਿਆ ਮੈਂ 1 ਘੰਟੇ 'ਚ 1.5 ਘੰਟੇ 'ਚ 2 ਘੰਟੇ 'ਚ ਪੜਿਆ ਕੀ ਇੱਕ ਗੱਲ ਸੁਣੋ ਜਿਹੜਾ ਲੌਜੀਕ ਤੁਸੀਂ ਆਪਣੀ ਜ਼ਿੰਦਗੀ 'ਚ ਨਹੀਂ ਲਾ ਸਕਦੇ ਉਹਨੂੰ ਧਰਮ ਵਾਲੇ ਪਾਸੇ ਨਾ ਲਾਇਓ ਜਿਹੜੀ ਦਲੀਲ ਆਪਣੀ ਜ਼ਿੰਦਗੀ 'ਚ ਲਾ ਸਕਦੇ ਹੋ ਉਹੀ ਧਰਮ ਵਾਲੇ ਪਾਸੇ ਲਾਇਓ ਜਿਹੜਾ ਲੌਜੀਕ ਸਾਡੀ ਜ਼ਿੰਦਗੀ 'ਚ ਨਹੀਂ ਨਾ ਲੱਗਦਾ ਉਹ ਧਰਮ ਵਾਲੇ ਪਾਸੇ ਨਹੀਂ ਸਾਨੂੰ ਲਾਣਾ ਚਾਹੀਦਾ ਕਿਵੇਂ ਇਸ ਗੱਲ ਨੂੰ ਚੰਗੀ ਤਰ੍ਹਾਂ ਪਕੜਨ ਦੀ ਕੋਸ਼ਿਸ਼ ਕਰਿਓ ਹੁਣ ਸਕੂਲ ਜਦੋਂ ਆਪਾਂ ਜਾਂਦੇ ਆ ਕੋਈ ਵੀ ਬੱਚਾ ਆਪਣੇ ਕੋਈ ਵੀ ਮੇਰਾ ਵੀਰ ਭੈਣ ਐਡਮਿਸ਼ਨ ਕਰਾਉਂਦੇ ਹੋ ਜਦੋਂ ਸਕੂਲ ਵਿੱਚ ਤੁਸੀਂ ਭਲਾ ਸਕੂਲ ਜਾ ਕੇ ਇਹ ਪੁੱਛਦੇ ਹੋ ਵੀ ਸਾਨੂੰ ਇਹ ਦੱਸੋ ਬਈ ਸਾਡੇ ਬੱਚੇ ਨੂੰ ਇੱਥੇ ਫੂਡ ਕਿੱਦਾਂ ਦਾ ਮਿਲੇਗਾ ਰੋਟੀ ਕਿੱਦਾਂ ਦੀ ਮਿਲੇਗੀ ਜਲੇਬੀਆਂ ਖਵਾਓਗੇ ਕੜਾ ਖਵਾਓਗੇ ਖੀਰ ਖਵਾਓਗੇ ਸਾਡੇ ਬੱਚੇ ਨੂੰ ਪੂੜੀਆਂ ਖਵਾਓਗੇ ਆਪਾਂ ਜਾਣਸਾਰ ਸਕੂਲ ਵਿੱਚ ਕੀ ਪੁੱਛਦੇ ਆ ਦੱਸੋ ਬਈ ਕੀ ਪੁੱਛਦੇ ਆ ਜੀ ਪੜ੍ਹਾਈ ਕਿੱਦਾਂ ਦੀ ਕਰਾਓਗੇ ਇਹੀ ਪੁੱਛਦੇ ਆ ਨਾ ਜੀ ਦੱਸੋ ਜੀ ਇਹੀ ਪੁੱਛਦੇ ਆ ਪੜ੍ਹਾਈ ਜ਼ਰੂਰੀ ਹੈ ਕਿ ਖਾਣਾ ਤੁਸੀਂ ਸਾਰੇ ਪਤਾ ਕੀ ਕਹਿੰਦੇ ਹੋ ਬੀਬੀਓ ਭੈਣੋ ਇਹੀ ਕਹਿੰਦੇ ਹੋ ਵੀ ਪਰੌਂਠੀਆਂ ਤੇ ਮੈਂ ਦੋ ਪਕਾ ਕੇ ਆਪ ਹੀ ਦੇ ਦਿਆਂਗੀ ਤੁਸੀਂ ਸਾਡੇ ਨਿਆਣੇ ਨੂੰ ਪੜਾ ਦਿਆ ਕਰੋ ਇਹੀ ਕਹਿੰਦੇ ਨਾ ਤੁਸੀਂ ਇਹੀ ਗੱਲਾਂ ਕਰਦੇ ਨਾ ਆਪਾਂ ਵੀ ਸਾਡੇ ਨਿਆਣੇ ਨੂੰ ਚੰਗੀ ਪੜ੍ਹਾਈ ਪੜਾਓ ਰੋਟੀਆਂ ਤੇ ਪੰਜ ਚਾਰ ਟਿਫਨ ਵਿੱਚ ਪਾ ਕੇ ਅਸੀਂ ਆਪ ਹੀ ਦੇ ਦੇਾਂਗੇ ਬੱਚਾ ਰੋਟੀ ਤੇ ਸਾਡਾ ਘਰੋਂ ਵੀ ਖਾ ਲਏਗਾ ਪੜ੍ਹਾਈ ਜ਼ਰੂਰ ਕਰਾਓ ਤੇ ਦੱਸਿਓ ਭਲਾ ਜਵਾਬ ਦਿਓ ਜੀ ਕੋਈ ਸਕੂਲ ਇਦਾਂ ਦਾ ਹੈ 36 ਪ੍ਰਕਾਰ ਦਾ ਭੋਜਨ ਉਸ ਸਕੂਲ ਵਿੱਚ ਮਿਲਦਾ 36 ਪ੍ਰਕਾਰ ਦਾ ਭੋਜਨ ਤੁਹਾਡੇ ਨਿਆਣੇ ਨੂੰ ਮਿਲੇਗਾ ਪਰ ਪੜ੍ਹਾਈ ਕੱਖ ਨਹੀਂ ਦੱਸੋ ਕਰਾਓਗੇ ਐਡਮਿਸ਼ਨ ਉੱਥੇ ਬੋਲੋ ਕੋਈ ਵੀ ਨਹੀਂ ਕਰਾਏਗਾ ਵੀ ਜਿੱਥੇ ਪੜ੍ਹਾਈ ਹੋਈ ਨਹੀਂ ਇਕੱਲੇ ਖਾਣ ਜਾਣਾ ਆਖੋ ਸਤਨਾਮ ਹੁਣ ਇਹ ਦਲੀਲ ਇਹ ਜਿਹੜਾ ਦਲੀਲ ਹੈ ਇਹ ਅਸੀਂ ਆਪਣੇ ਤੇ ਵੀ ਲਾਉਣੀ ਹੁੰਦੀ ਹੈ ਸਾਡੀ ਪ੍ਰੋਬਲਮ ਇਹ ਹੈ ਵੀ ਜਿਹੜਾ ਲੌਜੀਕ ਅਸੀਂ ਆਪਣੀ ਜ਼ਿੰਦਗੀ ਤੇ ਲਾ ਸਕਦੇ ਆ ਧਰਮ ਵਾਲੇ ਪਾਸੇ ਲਾਂਦੇ ਹੀ ਕੋਈ ਨਹੀਂ ਹੁਣ ਅਸੀਂ ਪਤਾ ਕੀ ਕਹਿੰਦੇ ਆ ਬਾਬਿਆਂ ਨੇ ਜੀ ਲੰਗਰ ਬੜਾ ਸੋਹਣਾ ਲਾਇਆ ਜਲੇਬੀਆਂ ਚੱਲਣ ਉੱਥੇ ਗਜਰੇਲਾ ਚੱਲੇ ਉੱਥੇ ਨਾ ਜੀ ਇੰਨੇ ਸੋਹਣੇ ਪਕਵਾਨ ਬਣੇ ਐਦਾਂ ਦੀਆਂ ਗੱਲਾਂ ਕਰਦੇ ਆ ਓਏ ਰੋਟੀ ਤੇ ਕਹੋ ਕਿਆ ਕਰੋ ਰੋਟੀ ਤੇ ਘਰੋਂ ਵੀ ਖਾ ਕੇ ਚਲੇ ਜਾਵਾਂਗੇ ਕਲਾਸ ਵਧੀਆ ਲੱਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਲਾਸ ਵਧੀਆ ਲੱਗੇ ਪੜੀਏ ਅਸੀਂ ਵਧੀਆ ਸਾਡੇ ਕੁਝ ਪੱਲੇ ਪਵੇ ਪ੍ਰਸ਼ਾਦਾ ਤੇ ਘਰ ਵੀ ਮਾਲਕ ਜੀ ਦਾ ਹੀ ਦਿੱਤਾ ਹੈ ਜੀ ਜ਼ਮੀਨ ਵੀ ਮਾਲਕ ਦੀ ਹੈ ਆ ਹੱਥ ਪੈਰ ਵੀ ਉਹਦਾ ਹੀ ਦਿੱਤੇ ਹੈ ਦਿਮਾਗ ਵੀ ਉਹਦਾ ਹੀ ਦਿੱਤਾ ਹੈ ਟਰੈਕਟਰ ਵੀ ਉਹਦਾ ਹੀ ਦਿੱਤਾ ਹੈ ਜਿੰਨਾ ਖਾਣੇ ਆ ਸਭ ਕੁਝ ਉਸੇ ਦਾ ਹੀ ਦਿੱਤਾ ਖਾਣੇ ਆ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦਿੰਦੇ ਤੋਟ ਨਾਵਈ ਅਗਨਤ ਭਰੇ ਭੰਡਾਰ ਮਾਲਕ ਦੀਆਂ ਦਿੱਤੀਆਂ ਦਾਤਾਂ ਵਿੱਚੋਂ ਹੀ ਘਰ ਵੀ ਖਾ ਲੈਨੇ ਆ ਲੰਗਰ ਦੇ ਵਿੱਚ ਇਹ ਹੁੰਦਾ ਜੀ ਲੰਗਰ ਦੀ ਮਰਿਆਦਾ ਅਸਲ ਵਿੱਚ ਲੰਗਰ ਦੋ ਬੰਦਿਆਂ ਲਈ ਹੈ ਨੋਟ ਕਰ ਲਿਓ ਲੰਗਰ ਦੋ ਬੰਦਿਆਂ ਲਈ ਹੁੰਦਾ ਹੈ ਇੱਕ ਤੇ ਲੋੜਵੰਦ ਲਈ ਇੱਕ ਸਤ ਸੰਗੀ ਲਈ ਲੋੜਵੰਦ ਜਿਹਨੂੰ ਕਿਤੇ ਪ੍ਰਸ਼ਾਦਾ ਨਹੀਂ ਮਿਲਦਾ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛਕ ਸਕਦਾ ਢਿੱਡ ਭਰ ਲਵੇ ਇੱਕ ਸਤ ਸੰਗੀਆਂ ਲਈ ਹੈ ਜਿਹੜੇ ਆਪਾਂ ਸਾਰੇ ਬੈਠੇ ਆ ਕਿਉਂ ਵੀ ਸ਼ਾਮ ਦਾ ਵੇਲਾ ਹੈ ਰਾਤ ਦੀ ਰੋਟੀ ਘਰ ਪਕਾ ਨਹੀਂ ਸਕੇ ਸਾਂਝੇ ਹੀ ਚੁੱਲ੍ਹਾ ਬਾਲ ਲਿਆ ਸਤ ਸੰਗ ਦਾ ਟਾਈਮ ਲੰਘ ਗਿਆ 2 ਘੰਟੇ ਤੇ ਆਪਣੀ ਇੱਥੇ ਹੀ ਲੰਘ ਗਏ ਪਕਾਣ ਦਾ ਵੇਲ ਨਹੀਂ ਮਿਲਿਆ ਸਾਰਿਆਂ ਨੇ ਅੱਜ ਸਾਂਝੇ ਹੀ ਚੁੱਲ੍ਹਾ ਬਾਲ ਲਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਸਾਂਝਾ ਚੁੱਲ੍ਹਾ ਕਮਿਊਨਿਟੀ ਕਿਚਨ ਇਹ ਸਾਂਝਾ ਚੁੱਲ੍ਹਾ ਹੈ ਸਾਡਾ ਜਿਹੜਾ ਗੁਰੂ ਜੀ ਦਾ ਲੰਗਰ ਚੱਲਦਾ ਹੈ ਇਹ ਸਤ ਸੰਗੀ ਇਹਦੇ ਵਿੱਚੋਂ ਪ੍ਰਸ਼ਾਦਾ ਛਕ ਸਕਦਾ ਹੈ ਸਤ ਸੰਗੀ ਜਿਹੜਾ ਸਤ ਸੰਗ ਕਰਦਾ ਹੈ ਵੇਲ ਨਹੀਂ ਮਿਲੀ ਉਹਨੇ ਪ੍ਰਸ਼ਾਦਾ ਛਕ ਲਿਆ ਤੇ ਜਾਂ ਪ੍ਰਸ਼ਾਦਾ ਛਕ ਸਕਦਾ ਲੋੜਵੰਦ ਰੱਜਿਆਂ ਨੂੰ ਧੱਕੇ ਨਾਲ ਰਜਾਉਣਾ ਧੱਕੇ ਨਾਲ ਮੂੰਹ ਚ ਪਾਉਣਾ ਧੱਕੇ ਨਾਲ ਧੱਕੇ ਨਾਲ ਵੀ ਲੈ ਜਾ ਤੂੰ ਲੈ ਜਾ ਪ੍ਰਸ਼ਾਦ ਸਮਝ ਕੇ ਇਹ ਲੰਗਰ ਉਹਨਾਂ ਲਈ ਨਹੀਂ ਲੋੜਵੰਦਾਂ ਲਈ ਹੈ ਇਹ ਇਹ ਵਿੱਚ ਦੀ ਗੱਲ ਤੁਸੀਂ ਚੇਤੇ ਰੱਖਿਓ ਨੋਟ ਰੱਖਿਓ ਹੁਣ ਅਗਲੀ ਗੱਲ ਜਿਹੜੀ ਕਹਿ ਰਿਹਾ ਬਈ ਜਿਹੜੀ ਦਲੀਲ ਆਪਾਂ ਕਹਿੰਦੇ ਆ ਵੀ ਸਾਡੇ ਨਿਆਣੇ ਨੂੰ ਚੰਗੀ ਪੜ੍ਹਾਈ ਕਰਾਓ ਇੱਕ ਸਾਧ ਸੰਗਤ ਗੁਰਦੁਆਰਾ ਜਿਹੜਾ ਹੁੰਦਾ ਜੀ ਸਕੂਲ ਹੁੰਦਾ ਹੈ ਪੜ੍ਹਾਈ ਜ਼ਰੂਰੀ ਹੈ ਤੁਹਾਨੂੰ ਕੋਈ ਬੰਦਾ ਕਵੇ ਕਲਾਸ ਬਾਹਰ ਲਾਵਾਂਗੇ ਦਰਖਤਾਂ ਦੇ ਥੱਲੇ ਦਰਖਤਾਂ ਦੇ ਥੱਲੇ ਕਲਾਸਾਂ ਲੱਗਦੀਆਂ ਨੇ ਪੜ੍ਹਾਈ ਇੱਕ ਨੰਬਰ ਦੀ ਹੈ ਇੱਕ ਨੰਬਰ ਦੀ ਪੜ੍ਹਾਈ ਕਰਾਉਂਦੇ ਨੇ ਦਰਖਤਾਂ ਦੇ ਥੱਲੇ ਕਲਾਸਾਂ ਲੱਗਦੀਆਂ ਨੇ ਆਪਾਂ ਨਿਆਣੇ ਆਪਣੇ ਉੱਥੇ ਭੇਜਾਂਗੇ ਤੇ ਜੇ ਕੋਈ ਕਵੇ ਏਸੀ ਕਲਾਸਰੂਮ ਨੇ ਪਰ ਟੀਚਰ ਕੋਈ ਆਉਂਦਾ ਹੀ ਨਹੀਂ ਆਪਾਂ ਕਹਾਂਗੇ ਅਸੀਂ ਨਹੀਂ ਇੱਥੇ ਦਾਖਲਾ ਕਰਾਉਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਸੇ ਤਰ੍ਹਾਂ ਅੱਜ ਕੱਲ ਗੁਰਦੁਆਰੇ ਤੇ ਏਸੀ ਨੇ ਕਥਾ ਕੋਈ ਕਰਦਾ ਹੀ ਨਹੀਂ ਉੱਥੇ ਕਲਾਸਰੂਮ ਬਹੁਤ ਵਧੀਆ ਨੇ ਕਥਾ ਕੋਈ ਨਹੀਂ ਕਰਦਾ ਇਹ ਲੌਜੀਕ ਜਿੰਨਾ ਚਿਰ ਸਾਡੀ ਲਾਈਫ 'ਚ ਲੱਗਦਾ ਹੈ ਬਾਹਰ ਵੀ ਲੱਗੇ ਧਰਮ ਵਾਲੇ ਪਾਸੇ ਤੇ ਅਸੀਂ ਉਸੇ ਉਹਦੀ ਉਹਦੀ ਕਹਿ ਦਿੰਨੇ ਆ ਵੀ ਨਾ ਜੀ ਇਹ ਨਹੀਂ ਮੈਂ ਕਰ ਸਕਦਾ ਹੁਣ ਜਿਵੇਂ ਵੇਖੋ ਜੇ ਹੁਣ ਮੈਂ ਤੁਹਾਨੂੰ ਕਹਾਂ ਵੀ ਕੱਲ ਨੂੰ ਅੰਮ੍ਰਿਤ ਸੰਚਾਰ ਹੋਣਾ ਹੈ ਅੰਮ੍ਰਿਤ ਛਕੋ ਤੁਸੀਂ ਪਤਾ ਕੀ ਕਹਿਣਾ ਸਾਡਾ ਅਜੇ ਮਨ ਨਹੀਂ ਮੰਨਦਾ ਇਹ ਲੌਜੀਕ ਲਾਤਾ ਦੱਸ ਆਪਣੀ ਜ਼ਿੰਦਗੀ 'ਚ ਲਾ ਸਕਦਾ ਹੈ ਮਨ ਤੇ ਤੇਰਾ ਕਈ ਗੱਲਾਂ ਨੂੰ ਨਹੀਂ ਮੰਨਦਾ ਮਾਫ ਕਰਨਾ ਕਈ ਸਿੰਘੋ ਕਈਆਂ ਦਾ ਜੀ ਕਰਦਾ ਵੀ ਘਰ ਵਾਲੀ ਨੂੰ ਛੱਡ ਦਿਆਂ ਫਿਰ ਛੱਡ ਦੇਗਾ ਮਨ ਤੇ ਕਰਦਾ ਹੀ ਨਹੀਂ ਉਹਦੇ ਨਾਲ ਰਹਿਣ ਨੂੰ 20-20 ਸਾਲ ਰਹਿ ਲੈਣਾ ਤੇ ਘਰ ਵਾਲੀਆਂ ਦਾ ਵੀ ਕਈਆਂ ਦਾ ਜੀ ਨਹੀਂ ਕਰਦਾ ਵੀ ਇਹ ਕਿੱਥੇ ਮੇਰੇ ਮੱਥੇ ਪੈ ਇਹ ਕਿੱਥੇ ਮੇਰੇ ਪੱਲੇ ਪੈ ਗਿਆ ਪਰ ਰਹਿ ਹੀ ਜਾਂਦੀਆਂ ਨੇ ਨਾ ਮਨ ਤੇ ਕਈ ਚੀਜ਼ਾਂ ਨੂੰ ਨਹੀਂ ਮੰਨਦਾ ਹੋਰ ਆਪਣੇ ਕੰਮਾਂ ਲਈ ਤੇ ਮਨ ਮਨਾ ਲੈਣਾ ਇਧਰ ਵਾਲੇ ਪਾਸੇ ਕਹਿੰਦਾ ਮਨ ਨਹੀਂ ਮੰਨਦਾ ਜਿਹੜੀ ਦਲੀਲ ਤੇਰੀ ਜ਼ਿੰਦਗੀ 'ਚ ਕੰਮ ਨਹੀਂ ਆਉਂਦੀ ਉਹ ਧਰਮ ਵਾਲੇ ਪਾਸੇ ਕਿਵੇਂ ਲੱਗ ਜਾਂਦੀ ਹੈ ਹੁਣ ਤੁਸੀਂ ਜਵਾਬ ਦਿਓ ਜੀ ਧਿਆਨ ਦਿਓ ਜਰਾ ਸੋਚੋ ਵੀ ਤੁਹਾਡਾ ਨਿਆਣਾ ਜਿੱਦ ਕਰਦਾ ਮੈਨੂੰ ਮੋਟਰਸਾਈਕਲ ਚਾਹੀਦਾ ਤੇਰਾ ਤੇ ਜੀ ਨਹੀਂ ਕਰਦਾ ਮੋਟਰਸਾਈਕਲ ਲੈ ਕੇ ਦੇਣ ਨੂੰ ਪਰ ਜਦੋਂ ਅਗਲਾ ਧਮਕੀ ਦਿੰਦਾ ਮੈਂ ਬਾਪੂ ਨਹਿਰ 'ਚ ਛਾਲ ਮਾਰ ਦਿਆਂਗਾ ਤੇ ਡਰਦਿਆਂ ਮਾਰਿਆਂ ਫਿਰ ਮੋਟਰਸਾਈਕਲ ਲੈ ਕੇ ਦੇਣਾ ਪੈਂਦਾ ਭਾਈ ਤੇਰਾ ਮਨ ਕਿਉਂ ਨਹੀਂ ਕਹਿੰਦੇ ਮੇਰਾ ਤੇ ਮਨ ਨਹੀਂ ਸੀ ਮੰਨਦਾ ਇਹਨੇ ਮੇਰੇ ਗਲ 'ਚ ਗੁੱਠਾ ਦੇ ਕੇ ਮੋਟਰਸਾਈਕਲ ਲਿਆ ਮੇਰਾ ਨਹੀਂ ਸੀ ਜੀ ਕਰਦਾ ਮੋਟਰਸਾਈਕਲ ਲੈ ਕੇ ਦੇਣ ਨੂੰ ਕਈ ਬੰਦੇ ਇਦਾਂ ਦੇ ਐ ਕਈ ਬੰਦੇ ਇਦਾਂ ਦੇ ਐ ਉਹ ਮੋਬਾਈਲ ਫੋਨ ਲੈ ਕੇ ਦਿੰਦੇ ਆ ਮਨ ਮਾਰਨਾ ਪੈਂਦਾ ਆਪਣੇ ਬੱਚੇ ਕਰਕੇ ਕਈ ਵਾਰੀ ਅਸੀਂ ਧੀਆਂ ਵਿਆਹਨੇ ਆ ਧੀਆਂ ਤੇ ਜਵਾਈ ਭਾਈ ਐਡੇ ਵਿਗੜੇ ਮਿਲਦੇ ਆ ਨਾ ਜੀ ਵਿਗੜੇ ਕਈ ਵਾਰੀ ਭਾਈ ਆ ਕੇ ਕਹਿੰਦਾ ਮੁਰਗਾ ਲਿਆਓ ਮੇਰੇ ਲਈ ਸ਼ਰਾਬ ਲਿਆਓ ਮੇਰੀ ਸੇਵਾ ਨਹੀਂ ਕੀਤੀ ਮੇਰਾ ਬਿਸਤਰਾ ਨਹੀਂ ਸਾਫ਼ ਕੀਤਾ ਤੇ ਆਪਾਂ ਕੋ ਨਹੀਂ ਭਾਈਆ ਜੀ ਨਹੀਂ ਭਾਈਆ ਜੀ ਤੇ ਜੀ ਤੇ ਕਰਦਾ ਹੁੰਦਾ ਦੋ ਮਾਰੋ ਕੰਨ ਤੇ ਇਹਨੂੰ ਬਾਹਰ ਕੱਢੋ ਵੀ ਵੱਡਾ ਤੂੰ ਆ ਗਿਆ ਇੱਥੇ ਕਈ ਵਾਰੀ ਮਨ ਇਦਾਂ ਕਰਦਾ ਨਹੀਂ ਵੀ ਜਰਾ ਸੋਚੋ ਦੱਸੋ ਕਈ ਵਾਰੀ ਜਵਾਈ ਕਈ ਵਾਰੀ ਆਪਾਂ ਨੂੰ ਭਣੂਜੇ ਕਹਿ ਦਿੰਦੇ ਆ ਕਈ ਵਾਰੀ ਭੈਣ ਦੇ ਘਰ ਵਾਲਾ ਹੈ ਕਈ ਵਾਰੀ ਗੁੱਸਾ ਨਹੀਂ ਚੜਦਾ ਉਹਨਾਂ ਨੂੰ ਤੋਲ ਲਾਵੇ ਤੇ ਕੰਨ ਤੇ ਬੂਝੜ ਜਾ ਬੰਦਾ ਰੋਪ ਮਾਰਦਾ ਸਾਡੇ ਤੇ ਆ ਕੇ ਪਰ ਫੇਰ ਪਤਾ ਬੰਦਾ ਕੀ ਸੋਚਦਾ ਹੈ ਅਗਲਾ ਕਹਿੰਦਾ ਯਾਰ ਜੇ ਗੁੱਸਾ ਕਰੇਗਾ ਉਹ ਮਨਾ ਦਬਾ ਲਾ ਆਪਣੇ ਆਪ ਨੂੰ ਦਬਾ ਲਾ ਭੈਣ ਸਾਡੀ ਸਾਰੀ ਜ਼ਿੰਦਗੀ ਘਰ ਬੈਠੀ ਰਹੇਗੀ ਇਹਨੇ ਮੇਰਾ ਕੀ ਜਾਣਾ ਹੈ ਇਹ ਰੁੱਸ ਕੇ ਘਰ ਤੁਰ ਜਾਏਗਾ ਕੱਲ ਨੂੰ ਤਲਾਕ ਹੋ ਜਾਏਗਾ ਭੈਣ ਕਿਵੇਂ ਸੰਭੇਗਾ ਬੱਚਿਆਂ ਵੱਲ ਵੇਖ ਭਾਣਜਿਆਂ ਭਣਜੀਆਂ ਵੱਲ ਵੇਖ ਜੇ ਭੈਣਾ ਪਿੱਛੇ ਮਨ ਮਾਰਿਆ ਜਾ ਸਕਦਾ ਹੈ ਜੇ ਧੀਆਂ ਪਿੱਛੇ ਮਨ ਮਾਰਿਆ ਜਾ ਸਕਦਾ ਹੈ ਜੇ ਪੁੱਤਰਾ ਪਿੱਛੇ ਮਨ ਮਾਰਿਆ ਜਾ ਸਕਦਾ ਹੈ ਤੇ ਜਦੋਂ ਕਹੀਦਾ ਹੈ ਗੁਰਦੁਆਰੇ ਜਾਣਾ ਚਾਹੀਦਾ ਮਾੜੇ ਗੀਤ ਨਾ ਸੁਣਿਆ ਕਰੋ ਮਾੜੇ ਨਾਚ ਨਾ ਵੇਖਿਆ ਕਰੋ ਨਹੀਂ ਨਹੀਂ ਮੇਰਾ ਮਨ ਨਹੀਂ ਮੰਨਦਾ ਇੱਥੇ ਦਲੀਲ ਕਿਵੇਂ ਦੇ ਦਿੰਨਾ ਹੈ ਜਿਹੜੀ ਦਲੀਲ ਤੇਰੀ ਜ਼ਿੰਦਗੀ 'ਚ ਨਹੀਂ ਲੱਗਦੀ ਇੱਧਰ ਕਿਵੇਂ ਲਾ ਦਿੰਨੇ ਹੋ ਉਹ ਦਲੀਲ ਇਹ ਲੌਜੀਕ ਇੱਥੇ ਕਿਵੇਂ ਲਾ ਦਿੰਨੇ ਹੋ ਜੇ ਜ਼ਿੰਦਗੀ 'ਚ ਨਹੀਂ ਲਾ ਸਕਦਾ ਉਹ ਲੌਜਿਕ ਇੱਥੇ ਕਿਵੇਂ ਹਰ ਬੰਦਾ ਹੈ ਹੁਣ ਤੁਹਾਨੂੰ ਜੇ ਮੈਂ ਕਹਿੰਦਾ ਵੀ ਸਾਰੇ ਜਣੇ ਪ੍ਰਚਾਰ ਕਰਿਆ ਕਰੋ ਯਾਰ ਜ਼ਿੰਦਗੀ 'ਚ ਇੱਕ ਦਿਨ ਨੂੰ ਜੋੜਿਆ ਕਰੋ ਅੱਗੋਂ ਪਤਾ ਕੀ ਕਹਿੰਦੇ ਹੋ ਬਹੁਤ ਬੰਦੇ ਕਹਿੰਦੇ ਨੇ ਉਹ ਬਾਬਾ ਜੀ ਦੁਨੀਆ ਨਹੀਂ ਸੁਧਰਦੀ ਜੀ ਇਹ ਐਵੇਂ ਨਹੀਂ ਇਹ ਤੇ ਆਪੇ ਰੱਬ ਹੀ ਸੁਧਾਰੇਗਾ ਐਦਾਂ ਹੀ ਕਹਿੰਦੇ ਨੇ ਰੱਬ ਹੀ ਸੁਧਾਰੇਗਾ ਜੀ ਜਦੋਂ ਸੁਧਾਰੇਗਾ ਪਰ ਜ਼ਿੰਦਗੀ 'ਚ ਇਹ ਗੱਲ ਲਾ ਲੈਣਾ ਲੌਜੀਕ ਤੇ ਇਹਨੂੰ ਜ਼ਿੰਦਗੀ 'ਚ ਕਿਵੇਂ ਲਾਏਗਾ ਤੂੰ ਇਹ ਇੱਥੇ ਤੇ ਇਹ ਗੱਲ ਕਹਿ ਕੇ ਖਿਹੜਾ ਛਡਾ ਲਿਆ ਆਪਣੇ ਘਰ ਦੇ ਵਿੱਚ ਵੀ ਵਿਆਹ ਰੱਖਿਆ ਚੱਲ ਯਾਰ ਘਰ ਦੇ ਵਿੱਚ 10 ਜੀ ਨੇ ਆਪੇ ਹੀ ਕਰ ਲੈਣਗੇ ਸਾਰਾ ਕੁਝ ਬੈਠਾ ਰਹਿ ਮੰਜੀ ਤੇ ਉੱਥੇ ਨਹੀਂ ਤੂੰ ਕਰੇਗਾ ਤੈਨੂੰ ਪਤਾ ਹੈ ਵੀ ਕਾਰਡ ਵੰਡਣ ਦੀ ਮੇਰੀ ਡਿਊਟੀ ਹੈ ਮੈਨੂੰ ਕਰਨੀ ਪੈਣੀ ਹੈ ਹਲਵਾਈ ਕੋਲ ਖੜਨ ਦੀ ਮੇਰੀ ਡਿਊਟੀ ਹੈ ਮੈਨੂੰ ਕਰਨੀ ਪੈਣੀ ਹੈ ਬਰਾਤ ਨੂੰ ਅਟੈਂਡ ਕਰਨਾ ਮੇਰੀ ਜ਼ਿੰਮੇਵਾਰੀ ਹੈ ਉੱਥੇ ਤੇਰਾ ਸਰਨਾ ਨਹੀਂ ਕੋਈ ਵੀ ਨੌਜਵਾਨ ਵੀਰ ਘਰ 'ਚ ਭੈਣ ਦਾ ਵਿਆਹ ਹੋਵੇ ਮੰਜੀ ਤੇ ਲੰਮਾ ਪਿਆ ਰਹੀ ਐਦਾਂ ਹੀ ਪਿਆ ਹੀ ਰਹੀ ਵੀ ਇੰਨੇ ਜੀ ਨੇ ਦੱਸ ਆਪੇ ਕਰ ਹੋ ਜਾਏਗਾ ਐਦਾਂ ਹੁੰਦਾ ਕਦੇ ਜੇ ਇਹ ਲੌਜੀਕ ਤੇਰੀ ਜ਼ਿੰਦਗੀ 'ਚ ਨਹੀਂ ਲੱਗਦਾ ਧਰਮ ਵਾਲੇ ਪਾਸੇ ਕਿਵੇਂ ਲਾਉਂਦੇ ਹੋ ਇੱਕ ਹੋਰ ਕਹਿ ਦਿਆਂ ਥੋੜੀ ਜੀ ਸਖਤ ਗੱਲ ਹੈ ਕਈ ਨਾ ਪਰਚੀਆਂ ਪਾਉਂਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਚੁਬੇਗੀ ਤੇ ਸਹੀ ਪਰ ਗੱਲ ਕਹਿ ਦੇਣੀ ਚਾਹੀਦੀ ਹੈ ਮੈਨੂੰ ਕਈ ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਸੀਂ ਪਰਚੀਆਂ ਪਾਣੇ ਆ ਕੱਲ ਨਾ ਦਿੱਲੀ ਦਾ ਇੱਕ ਇਲੈਕਸ਼ਨ ਚੱਲ ਰਹੀ ਹੈ ਨਾ ਦਿੱਲੀ 'ਚ ਇਲੈਕਸ਼ਨ ਹੋ ਰਹੀ ਹੈ ਅੱਜ ਕੱਲ ਐਸਜੀਪੀਸੀ ਦੀ ਉਹਨਾਂ ਦੇ ਉੱਥੋਂ ਦੀ ਕਮੇਟੀ ਦੀ ਤੇ ਉਹਨਾਂ ਨੇ ਪਰਚੀਆਂ ਇੱਕ ਇੱਕ ਜਥੇਬੰਦੀ ਕਹਿੰਦੀ ਹੈ ਵੀ ਅਸੀਂ ਜੀ ਇਹਨਾਂ ਦੀ ਸਪੋਰਟ ਕਰਦੇ ਆ ਇਹਨਾਂ ਦੀ ਅਸੀਂ ਸਪੋਰਟ ਕਰਦੇ ਆ ਕਿ ਫਲਾਣੀ ਪਾਰਟੀ ਦੀ ਪਰਚੀ ਆ ਗਈ ਅਸੀਂ ਇਸ ਪਾਰਟੀ ਦੀ ਸਪੋਰਟ ਕਰਦੇ ਹਾਂ ਕਹਿੰਦੇ ਜੀ ਇਹ ਤੁਸੀਂ ਕਿਵੇਂ ਕਹਿਤਾ ਕਹਿੰਦੇ ਅਸੀਂ ਚਾਰ ਚਾਰ ਬੰਦਿਆਂ ਦੇ ਨਾਂ ਲਿਖ ਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੱਖੇ ਤੇ ਪਰਚੀ ਪਾਈ ਅਸੀਂ ਆਖਿਆ ਜਿਹਦਾ ਆ ਗਿਆ ਨਾਂ ਸੱਚੇ ਪਾਤਸ਼ਾਹ ਬਾਦ ਦਾ ਨਾਂ ਤੇ ਉਹਦੀ ਅਸੀਂ ਪਰਚੀ ਪਾ ਲਈ ਜਿਹਦੀ ਪਰਚੀ ਆ ਗਈ ਤੇ ਬਸ ਅਸੀਂ ਉਹਦਾ ਨਾਂ ਲੈ ਲਿਆ ਅਸੀਂ ਕਿਹਾ ਵੀ ਇਹਨੂੰ ਵੋਟਾਂ ਪਾਓ ਅਸੀਂ ਕਹਿਤਾ ਕਹਿੰਦੇ ਹੁਣ ਜਰਾ ਕਿ ਤੁਸੀਂ ਜਵਾਬ ਦਿਓ ਜੀ ਤੁਸੀਂ ਜਰਾ ਸੋਚ ਕੇ ਦੱਸੋ ਵੀ ਇਦਾਂ ਹੋ ਸਕਦਾ ਹੈ ਆਪਣੀ ਜ਼ਿੰਦਗੀ 'ਚ ਅਸੀਂ ਸਾਰੇ ਫੈਸਲੇ ਪਰਚੀਆਂ ਪਾ ਕੇ ਕਰ ਸਕਦੇ ਹਾਂ ਜਰਾ ਕਿ ਸੋਚ ਕੇ ਦੱਸੋ ਵੀ ਬੱਚੇ ਨੂੰ ਪੜ੍ਹਨੇ ਪਾਈਏ ਇੱਕ ਪਰਚੀ ਤੇ ਲਿਖੋ ਇੱਕ ਤੇ ਪਾਓ ਵੀ ਅਨਪੜ੍ਹ ਰੱਖੀਏ ਦੱਸੋ ਅੱਜ ਦੇ ਜ਼ਮਾਨੇ 'ਚ ਪਰਚੀ ਪਾ ਲੋਗੇ ਬੋਲੋ ਪਰ ਪੜ੍ਹਨੇ ਪਾਈਏ ਕਿ ਅਨਪੜ੍ਹ ਰੱਖੀਏ ਪਰਚੀ ਪਾਓਗੇ ਨਹੀਂ ਜਿਵੇਂ ਹੁਣ ਮੰਨ ਲਓ ਸਾਨੂੰ ਕਿਹਾ ਵੀ ਸਨ 78 ਦੇ ਵਿੱਚ ਨਿਰੰਕਾਰੀਆਂ ਕਾਂਡ ਹੋਇਆ ਨਾ ਹੋਇਆ ਨਾ ਆਪਾਂ ਨੂੰ ਕੋਈ ਕਵੇ ਵੀ ਪਰਚੀ ਪਾ ਕੇ ਇਹ ਦੱਸੋ ਵੀ ਅੱਜ ਤੋਂ ਬਾਅਦ ਨਿਰੰਕਾਰੀਆਂ ਨਾਲ ਵਰਤਣ ਲੱਗ ਜਾਣਾ ਪਰਚੀ ਪਾਓ ਕੌਮ ਪਾਲੇਗੀ ਦੱਸੋ ਨਹੀਂ ਨਹੀਂ ਹੋ ਸਕਦਾ ਨਾ ਮੈਨੂੰ ਹੁਣ ਕੋਈ ਬੰਦਾ ਕਵੇ ਵੀ ਬਾਬੇ ਤੂੰ ਮੇਰੇ ਨਾਲ ਪਿਆਰ ਕਰਨਾ ਮੈਂ ਪਰਚੀ ਪਾਵਾਂ ਵੀ ਕਰਾਂ ਕਿ ਨਾ ਕਰਾਂ ਦੱਸੋ ਮੈਂ ਪਾ ਲਾਂਗਾ ਪਰਚੀ ਮੇਰਾ ਸਖਤ ਸਟੈਂਡ ਹੈ ਵੀ ਨਹੀਂ ਪਾ ਸਕਦਾ ਕਿਉਂਕਿ ਮੈਨੂੰ ਰੱਬ ਨੇ ਦਿਮਾਗ ਦਿੱਤਾ ਹੈ ਅਕਲ ਮੇਰਾ ਮਾਲਕ ਦਿੰਦਾ ਹੈ ਗੁਰੂ ਮੈਨੂੰ ਗਿਆਨ ਦਿੰਦਾ ਹੈ ਮੈਂ ਕਿਵੇਂ ਪਰਚੀ ਪਾ ਲਾਂਗਾ ਅਕਲ ਦੇਣ ਵਾਲਾ ਮਾਲਕ ਹੈ ਸੋਚਣਾ ਹੈ ਮੈਂ ਅੱਜ ਦੇ ਹਿਸਾਬ ਨਾਲ ਮੈਂ ਫੈਸਲਾ ਲਵਾਂਗਾ ਆਪ ਅਕਲ ਮੇਰਾ ਗੁਰੂ ਦੇਗਾ ਫੈਸਲਾ ਮੈਂ ਆਪ ਲਵਾਂਗਾ ਮੇਰਾ ਆਪਣਾ ਓਪੀਨੀਅਨ ਹੈ ਮੇਰਾ ਆਪਣੀ ਮੇਰੀ ਸੋਚ ਹੈ ਅਕਲ ਮੈਨੂੰ ਮੇਰਾ ਮਾਲਕ ਦਿੰਦਾ ਮੇਰਾ ਗੁਰੂ ਦਿੰਦਾ ਹੈ ਜਦੋਂ ਮੈਂ ਆਪਣੀ ਜ਼ਿੰਦਗੀ 'ਚ ਪਰਚੀਆਂ ਨਹੀਂ ਪਾਉਂਦਾ ਤੇ ਫਿਰ ਮੈਂ ਜਦੋਂ ਸਪੋਰਟ ਕਰਨੀ ਹੈ ਤੇ ਅਸੀਂ ਪਰਚੀਆਂ ਲੈ ਕੇ ਤੁਰ ਪੈਂਦੇ ਆ ਅਸਲ ਵਿੱਚ ਦੋ ਚਿੱਤੇ ਲੋਕ ਆ ਅਸੀਂ ਫੈਸਲੇ ਧਰਮ ਵਾਲੇ ਪਾਸੇ ਅਸੀਂ ਇਦਾਂ ਦੇ ਫੈਸਲੇ ਲੈਨੇ ਆ ਆਪਣੇ ਬੱਚਿਆਂ ਲਈ ਅਸੀਂ ਕੋਈ ਡਬਲ ਮਾਈਂਡਡ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਦੱਸ ਦਿਓ ਜੇ ਸੱਚ ਹੈ ਕਿ ਝੂਠ ਹੈ ਜੇ ਗਲਤ ਹੈ ਤੇ ਦੱਸੋ ਜ਼ਿੰਦਗੀ 'ਚ ਅਸੀਂ ਕੋਈ ਡਬਲ ਮਾਈਂਡਡ ਨਹੀਂ ਪਤਾ ਹੈ ਸਾਨੂੰ ਵੀ ਰੋਟੀ ਖਾਣੀ ਹੈ ਕਦੇ ਕੋਈ ਪਰਚੀ ਪਾਏ ਨਾ ਵੀ ਮਾਲਕਾ ਮੈਂ ਸਾਰੀ ਜ਼ਿੰਦਗੀ ਦੁੱਧ ਹੀ ਪੀਆਂ ਕਿ ਰੋਟੀ ਵੀ ਖਾਵਾਂ ਮੈਂ ਪਰਚੀ ਪਾਣ ਲੱਗਾ ਲੈ ਪਤਾ ਹੈ ਵੀ ਰੋਟੀ ਖਾਣੀ ਪੈਣੀ ਹੈ ਵਿਆਹ ਪਰਚੀ ਕਰਾ ਕੇ ਕਰਾਉਣੇ ਵੀ ਪਰਚੀ ਪਾਵਾਂਗਾ ਵੀ ਕਹਿਣਗੇ ਵਿਆਹ ਕਰਾ ਲੈ ਨਹੀਂ ਤੇ ਨਾ ਕਰਾਵਾਂਗਾ ਹੁੰਦਾ ਹੈ ਤਾਂ ਕਦੇ ਪਰਚੀ ਪਾਉਂਗੇ ਸਿੰਘੋ ਵੀ ਮਾਲਕ ਜੇ ਕਹੇਗਾ ਤੇ ਪੁੱਤ ਨਾਲ ਪਿਆਰ ਕਰਾਂਗੇ ਜੇ ਨਹੀਂ ਕਹੇਗਾ ਤੇ ਬੱਚਾ ਤੇ ਪੁੱਤ ਤੇ ਹੋ ਗਿਆ ਫਿਰ ਜੇ ਕਹੇਗਾ ਵੀ ਨਹੀਂ ਪਿਆਰ ਕਰਨਾ ਤੇ ਨਹੀਂ ਕਰਨਾ ਪਰਚੀ ਪਾਓ ਕਦੇ ਹੋਇਆ ਤਾਂ ਉਲਝੇ ਹੋਏ ਬੰਦੇ ਫਿਰ ਤੁਰ ਪੈਂਦੇ ਨੇ ਚੱਲ ਜੀ ਮੈਂ ਤੇ ਪਰਚੀ ਲੱਗਾ ਪਾ ਸੱਚੇ ਐ ਕਿਸੇ ਦੇ ਗਿੱਟੇ ਲੱਗੇ ਗੋਡੇ ਲੱਗੇ ਇਤਿਹਾਸ ਵਿੱਚ ਬਹੁਤ ਕੁਝ ਲਿਖਿਆ ਪਿਆ ਹੈ ਪਰ ਜਿਹੜੀ ਜਿਹੜੀ ਜ਼ਿੰਦਗੀ ਸਾਡੀ 'ਚ ਲੌਜੀਕ ਨਹੀਂ ਲੱਗਦਾ ਉਹ ਧਰਮ ਵਾਲੇ ਪਾਸੇ ਕਿਵੇਂ ਲਾ ਦਿੰਨੇ ਆ ਬਈ ਜਿਹੜੀ ਦਲੀਲ ਸਾਡੀ ਜ਼ਿੰਦਗੀ 'ਚ ਨਹੀਂ ਲੱਗਦੀ ਧਰਮ ਵਾਲੇ ਪਾਸੇ ਤੂੰ ਉਹੀ ਦਲੀਲ ਠੋਕ ਦਿੰਨਾ ਜਿਹੜਾ ਜਵਾਬ ਤੇਰੀ ਜ਼ਿੰਦਗੀ 'ਚ ਤੇ ਤੇਰੇ ਕੰਮ ਨਹੀਂ ਆਉਂਦਾ ਜਦੋਂ ਤੈਨੂੰ ਪੁੱਛਦੇ ਆ ਨਹੀਂ ਜੀ ਮੇਰਾ ਮਨ ਨਹੀਂ ਮੰਨਦਾ ਤੇ ਮਨ ਤੇ ਤੇਰਾ ਬੜੀਆਂ ਗੱਲਾਂ ਨੂੰ ਨਹੀਂ ਮੰਨਦਾ ਮਨ ਤੇ ਬਹੁਤ ਗੱਲਾਂ ਨੂੰ ਨਹੀਂ ਮੰਨਦਾ ਤੇਰਾ ਸਾਰੀਆਂ ਕਰਦਾ ਹੈ ਜਦੋਂ ਧਰਮ ਵਾਲੇ ਦਾ ਪਾਸਾ ਆਉਂਦਾ ਹੈ ਉਦੋਂ ਫਿਰ ਅਸੀਂ ਇਹਨਾਂ ਦੀਆਂ ਗੱਲਾਂ ਲੱਗ ਪੈਂਦੀਆਂ ਕਰਨ ਇਸ ਕਰਕੇ ਮੈਂ ਇਹ ਬੇਨਤੀ ਤੁਹਾਡੇ ਚਰਨਾਂ ਵਿੱਚ ਕਰਨੀ ਚਾਹੁੰਦਾ ਸੀ ਵੀ ਜਿਹੜੀ ਦਲੀਲ ਤੁਹਾਡੀ ਜ਼ਿੰਦਗੀ 'ਚ ਲੱਗਦੀ ਨਹੀਂ ਉਹਨੂੰ ਧਰਮ ਵਾਲੇ ਪਾਸੇ ਕਦੇ ਨਾ ਲਾਇਓ ਉਹ ਲਾਈ ਜਿਹੜੀ ਇੱਥੇ ਲਾ ਸਕਦਾ ਹੈ ਆਪਣੀ ਜ਼ਿੰਦਗੀ 'ਚ ਲੌਜੀਕ ਲਾ ਸਕਦਾ ਹੈ ਤੇ ਉਹੀ ਲੌਜੀਕ ਉੱਥੇ ਲੱਗਣਾ ਚਾਹੀਦਾ ਜਿਹੜੇ ਫਰਜ਼ ਆਪਣੇ ਪਰਿਵਾਰ ਪ੍ਰਤੀ ਨਿਭਾਉਂਦੇ ਹੋ ਉਹੀ ਫਰਜ਼ ਆਪਣੇ ਗੁਰੂ ਪ੍ਰਤੀ ਨਿਭਾਣੇ ਪੈਣਗੇ ਜੇ ਟਾਈਮ ਧੀ ਵਾਸਤੇ ਕੱਢਦਾ ਹੈ ਪੁੱਤ ਵਾਸਤੇ ਕੱਢਦਾ ਹੈ ਮਾਂ ਲਈ ਕੱਢਦਾ ਹੈ ਪਿਓ ਲਈ ਟਾਈਮ ਕੱਢਦਾ ਹੈ ਜੇ ਘਰ ਵਾਲੀ ਲਈ ਟਾਈਮ ਕੱਢਦਾ ਹੈ ਤੇ ਤੈਨੂੰ ਤੇਰੇ ਧਰਮ ਲਈ ਟਾਈਮ ਕੱਢਣਾ ਪਏਗਾ ਉੱਥੇ ਨਹੀਂ ਤੂੰ ਇਹ ਕਹਿ ਸਕਦਾ ਵੀ ਮੇਰੇ ਕੋਲ ਟਾਈਮ ਨਹੀਂ ਜੇ ਰਿਸ਼ਤਾ ਹੈ ਫਿਰ ਜਿਵੇਂ ਬਾਕੀ ਦੇ ਰਿਸ਼ਤੇ ਨਿਭਾਉਣਾ ਹੈ ਉਵੇਂ ਇਹ ਰਿਸ਼ਤਾ ਤੈਨੂੰ ਨਿਭਾਉਣਾ ਇੱਥੇ ਆ ਕੇ ਇਹ ਫੋਕੀਆਂ ਦਲੀਲਾਂ ਨਹੀਂ ਸਾਨੂੰ ਦੇਣੀਆਂ ਚਾਹੀਦੀਆਂ ਵੀ ਮੇਰਾ ਮਨ ਨਹੀਂ ਮੰਨਦਾ ਮੈਂ ਕੀ ਕਰਾਂ ਜੀ ਮਜਬੂਰੀ ਬੜੀ ਹੈ ਜੀ ਇਹ ਤੇ ਕੰਮ ਹੋ ਹੀ ਨਹੀਂ ਸਕਦਾ ਲੈ ਦੱਸੋ ਹੋ ਹੀ ਨਹੀਂ ਸਕਦਾ ਇਹ ਕੰਮ ਇਹ ਕਿਵੇਂ ਹੋ ਜਾਏਗਾ ਤੁਹਾਨੂੰ ਪਤਾ ਹੀ ਹੈ ਤੁਹਾਡਾ ਨਿਆਣਾ ਅਗਲਾ ਕਵੇ ਆ ਬੱਚਾ 5 ਸਾਲ ਦਾ ਅਗਲਾ ਕਹਿੰਦਾ ਨਿਆਣੇ ਨੂੰ ਨੱਕ ਪੂੰਝਣ ਦੀ ਅਕਲ ਨਹੀਂ ਯਾਰ ਇਹ ਕਿੱਥੇ ਐਮਏ ਕਰ ਜਾਏਗਾ ਤੁਸੀਂ ਕਹੋਗੇ ਕਰ ਜਾਏਗਾ ਯਾਰ ਅੱਜ ਭਰਤੀ ਕਰਾਵਾਂਗੇ ਪਹਿਲੀ ਕਲਾਸ 'ਚ ਲੱਗੇਗਾ ਫਿਰ ਦੂਜੀ ਤੇ ਫਿਰ ਤੀਜੀ 18 ਸਾਲਾਂ ਨੂੰ ਵੇਖੀਏ ਕਰ ਜਾਏਗਾ ਇੱਕ ਵਿਸ਼ਵਾਸ ਹੈ ਕਿ ਨਹੀਂ ਦੱਸੋ ਵਿਸ਼ਵਾਸ ਹੈ ਨਾ ਜੀ ਸਾਨੂੰ ਇਦਾਂ ਹੀ ਸਾਨੂੰ ਵਿਸ਼ਵਾਸ ਹੋਣਾ ਚਾਹੀਦਾ ਵੀ ਇੱਕ ਦਿਨ ਬੱਚਾ ਬੱਚਾ ਅੰਮ੍ਰਿਤਧਾਰੀ ਹੋ ਜਾਏਗਾ ਲੱਗੇ ਰਹੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਵਿਸ਼ਵਾਸ ਕਰੋ ਕਦੇ ਨਾ ਕਦੇ ਮੇਰਾ ਸਾਰਾ ਪਿੰਡ ਸੁਧਰੇਗਾ ਕਦੇ ਨਾ ਕਦੇ ਸਭ ਬਦਲ ਜਾਣਗੇ ਇਦਾਂ ਵਿਸ਼ਵਾਸ ਕਰਕੇ ਤੁਰੀਦਾ ਫੇਰ ਹੈ ਰਿਸ਼ਤਾ ਤੇਰਾ ਜਿੱਥੇ ਰਿਸ਼ਤਾ ਨਹੀਂ ਹੁੰਦਾ ਉੱਥੇ ਬਹਾਨੇ ਹੁੰਦੇ ਐ ਸਾਡੀਆਂ ਸਭ ਦਲੀਲਾਂ ਸਭ ਲੌਜੀਕ ਬਹਾਨੇ ਨੇ ਸਭ ਬਹਾਨੇ ਨੇ ਸਾਡੇ ਜਦੋਂ ਨਿਭਾਉਣੀ ਹੁੰਦੀ ਹੈ ਫਿਰ ਕੋਈ ਬਹਾਨੇ ਨਹੀਂ ਕੰਮ ਕਰਦੇ ਬਹਾਨੇ ਹੁੰਦੇ ਹੀ ਨਹੀਂ ਜਿੱਥੇ ਪਿਆਰ ਹੋਵੇ ਉੱਥੇ ਬਹਾਨੇ ਨਹੀਂ ਹੁੰਦੇ ਉੱਥੇ ਜ਼ਿੰਮੇਵਾਰੀ ਨਿਭਾਉਣ ਦਾ ਅੰਦਰ ਦ੍ਰਿੜਤਾ ਹੁੰਦੀ ਹੈ ਅੰਦਰ ਜ਼ਿੰਮੇਵਾਰੀ ਨਿਭਾਉਣ ਦਾ ਜਜ਼ਬਾ ਹੁੰਦਾ ਹੈ ਅੰਦਰੋਂ ਬੰਦਾ ਕਾਇਮ ਹੁੰਦਾ ਫਿਰ ਪੂਰਾ ਇਸ ਕਰਕੇ ਮੈਂ ਸਭ ਵੀਰਾਂ ਭਰਾਵਾਂ ਭੈਣਾਂ ਨੂੰ ਬੇਨਤੀ ਕਰਾਂਗਾ ਵੀ ਜਦੋਂ ਧਰਮ ਵਾਲੀ ਗੱਲ ਆਵੇ ਐ ਨਾ ਕਿਹਾ ਕਰੋ ਮੇਰਾ ਮਨ ਨਹੀਂ ਜੀ ਮੰਨਦਾ ਇਦਾਂ ਨਹੀਂ ਜੀ ਹੋ ਸਕਦਾ ਇਦਾਂ ਹੋ ਹੀ ਨਹੀਂ ਸਕਦਾ ਸਭ ਕੁਝ ਹੋ ਸਕਦਾ ਬਸ ਕਰਨ ਵਾਲੇ ਦਾ ਅੰਦਰ ਜਜ਼ਬਾ ਚਾਹੀਦਾ ਬਸ ਇਹ ਕਰਨ ਵਾਲੇ ਦੀ ਹਿੰਮਤ ਚਾਹੀਦੀ ਹੈ ਮਾਲਕ ਆਪੇ ਫਿਰ ਵਿਧ ਬਣਾਉਂਦਾ ਹੈ ਕਿਰਪਾ ਕਰਦਾ ਹੈ ਜੀ ਪਿਆਰਿਓ ਕਿਰਪਾ ਕਰਦਾ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਇਹ ਅੰਦਰ ਪਿਆਰ ਪੈਦਾ ਹੁੰਦਾ ਹੈ ਰੱਬ ਦੇ ਨਾਲ ਇੱਕ ਰਿਸ਼ਤਾ ਬਣਦਾ ਜਿਵੇਂ ਮੇਰੀ ਜ਼ਿੰਦਗੀ 'ਚ ਮੇਰੀ ਮਾਂ ਹੈ ਮੇਰਾ ਪਿਓ ਹੈ ਮੇਰੇ ਬੱਚੇ ਨੇ ਮੇਰਾ ਪਰਿਵਾਰ ਹੈ ਇਦਾਂ ਹੀ ਫਿਰ ਸਾਡੇ ਮਨ 'ਚ ਆਉਂਦਾ ਕਿ ਮੇਰੀ ਜ਼ਿੰਦਗੀ 'ਚ ਇਸੇ ਤਰ੍ਹਾਂ ਮੇਰਾ ਮਾਲਕ ਹੈ ਤੇ ਮਾਲਕ ਨੂੰ ਹਰ ਵੇਲੇ ਬੰਦਾ ਯਾਦ ਰੱਖਦਾ ਜੀ ਕੋਈ ਇਹ ਨਹੀਂ ਕਿ ਸਪੈਸ਼ਲ ਹੁਣ ਲੌਜੀਕ ਹੋਰ ਸੁਣੋ ਲੈ ਦਲੀਲ ਦੀ ਗੱਲ ਕਰਦੇ ਸੀ ਹੋਰ ਸੁਣੋ ਹੋਰ ਇੱਕ ਗੱਲ ਅੱਗੇ ਅੱਗੇ ਸਮਝ ਲਓ ਆਪਣੀ ਜ਼ਿੰਦਗੀ ਵਿੱਚ ਅਸੀਂ ਕਦੀ ਇਹ ਇਦਾਂ ਕਿਹਾ ਕਿ ਆਓ ਜੀ ਪੁੱਤਰ ਨੂੰ ਬਹਿ ਕੇ ਯਾਦ ਕਰੀਏ ਪੁੱਤਰ ਸਾਡਾ ਆਸਟ੍ਰੇਲੀਆ ਗਿਆ ਕੈਨੇਡਾ ਗਿਆ ਕਦੇ ਆਪਾਂ ਇਦਾਂ ਸੋਚਿਆ ਵੀ ਚਲੋ ਸਾਰਾ ਟੱਬਰ ਚੌਂਕੜੇ ਮਾਰੋ ਪੁੱਤਰ ਨੂੰ ਯਾਦ ਕਰੀਏ ਜਿੱਥੇ ਰਿਸ਼ਤਾ ਹੁੰਦਾ ਹੈ ਉਹਦੀ ਯਾਦ ਆਪੇ ਹੀ ਆਈ ਜਾਂਦੀ ਹੈ ਰੋਟੀ ਪਕਾਉਂਦਿਆਂ ਵੀ ਆਈ ਜਾਂਦੀ ਹੈ ਕੰਮ ਕਰਦਿਆਂ ਵੀ ਆਈ ਜਾਂਦੀ ਹੈ ਉਹ ਅੰਦਰ ਬਹਿ ਗਿਆ ਇੱਕ ਵਾਰੀ ਯਾਦ ਬਣ ਗਈ ਤੇ ਬਣ ਗਈ ਬਸ ਫਿਰ ਸਪੈਸ਼ਲ ਨਹੀਂ ਬਹਿਣਾ ਪੈਂਦਾ ਰੱਬ ਨਾਲ ਜਦੋਂ ਰਿਸ਼ਤਾ ਬਣ ਗਿਆ ਫਿਰ ਤੇ ਬਿਨਾ ਯਾਦ ਕੀਤੇ ਹੀ ਯਾਦ ਆਈ ਜਾਣਾ ਹੈ ਤੁਸੀਂ ਨਾ ਜੀ ਇਦਾਂ ਕਰੋ ਤੁਸੀਂ ਨੋਟ ਕਰੋ ਕਿਸੇ ਮਾਂ ਦਾ ਪੁੱਤ ਅਮਰੀਕਾ ਗਿਆ ਜਾਂ ਕੈਨੇਡਾ ਗਿਆ ਜਾਂ ਆਸਟ੍ਰੇਲੀਆ ਗਿਆ ਆਪਾਂ ਉਸ ਮਾਂ ਨੂੰ ਇੱਥੋਂ ਖੜੀ ਕਰਕੇ ਕਹੀਏ ਨਾ ਵੀ ਬੇਬੇ ਅੱਜ ਤੋਂ ਬਾਅਦ ਤੂੰ ਪੁੱਤ ਨੂੰ ਭੁੱਲ ਜਾ ਉਹ ਕਹੇਗੀ ਮੇਰੇ ਵੱਸ ਦੀ ਗੱਲ ਹੈ ਕਿਤੇ ਮੇਰਾ ਪੁੱਤਰ ਹੈ ਮੈਂ ਕਿਵੇਂ ਭੁੱਲ ਜਾ ਆਪਾਂ ਕਹੀਏ ਬੇਬੇ ਤੂੰ ਭੁੱਲ ਜਾ ਤੈਨੂੰ ਨਾ 5-7 ਕਰੋੜ ਰੁਪਈਆ ਦੇ ਦਿੰਨੇ ਆ ਉਹ ਕਹੇਗੀ ਪੈਸੇ ਨਾਲ ਤੁਸੀਂ ਦੇ ਦਿਓ ਮਿਲਾਂਗੀ ਨਾ ਸਾਰੀ ਜ਼ਿੰਦਗੀ ਪਰ ਭੁੱਲ ਨਹੀਂ ਸਕਦਾ ਮੇਰੇ ਵੱਸ ਨਹੀਂ ਆਪਾਂ ਫਿਰ ਬੇਬੇ ਨੂੰ ਕਹਿੰਨੇ ਆ ਬੇਬੇ ਤੈਨੂੰ ਚਰਖੜੀ ਤੇ ਚਾੜ ਦੇਾਂਗੇ ਪੁੱਤ ਭੁੱਲ ਜਾ ਕਹੇਗੀ ਚਾੜ ਦਿਓ ਮੈਨੂੰ ਨਹੀਂ ਭੁੱਲ ਸਕਦਾ ਮੇਰਾ ਰਿਸ਼ਤਾ ਹੈ ਜਦੋਂ ਰਿਸ਼ਤਾ ਬਣ ਜਾਂਦਾ ਫਿਰ ਭੁੱਲਦਾ ਨਹੀਂ ਫਿਰ ਸਾਡੀ ਜ਼ਿੰਦਗੀ ਦਾ ਇੱਕ ਜ਼ਿੰਦਗੀ ਦੇ ਵਿੱਚ ਉਹਦਾ ਇੱਕ ਰੋਲ ਹੈ ਜਿਵੇਂ ਮੇਰੀ ਮਾਂ ਹੈ ਮੇਰਾ ਪਿਓ ਹੈ ਮੇਰੀ ਘਰ ਵਾਲੀ ਹੈ ਮੇਰੇ ਬੱਚੇ ਨੇ ਮੇਰੀ ਭੈਣ ਹੈ ਮੇਰਾ ਭਰਾ ਹੈ ਇਸੇ ਤਰ੍ਹਾਂ ਮੇਰਾ ਮਾਲਕ ਹੈ ਉਹਦੇ ਨਾਲ ਰਿਸ਼ਤਾ ਹੈ ਆਪੇ ਯਾਦ ਆਉਂਦਾ ਹੈ ਆਪੇ ਆਪੇ ਸਾਰਾ ਕੁਝ ਚੱਲਦਾ ਹੈ ਫਿਰ ਤੇ ਚਰਖੜੀ ਤੇ ਚਾੜਦੇ ਹੋ ਮਾਂ ਨੂੰ ਭੁੱਲਦਾ ਕਿਤੇ ਪੁੱਤ ਜਿਹੜੀ ਮਾਂ ਦਾ ਇੱਕ ਵਾਰੀ ਪੁੱਤ ਬਣ ਗਿਆ ਉਹ ਭੁੱਲ ਭੁੱਲ ਹੀ ਨਹੀਂ ਸਕਦੀ ਇਸੇ ਤਰ੍ਹਾਂ ਪੁਰਾਣੇ ਵੇਲਿਆਂ ਦੇ ਵਿੱਚ ਸਿੱਖ ਸੀ ਜਿਹਨੂੰ ਕਹਿੰਦੇ ਸੀ ਗੁਰੂ ਨੂੰ ਭੁੱਲ ਜਾ ਉਹ ਕਹਿੰਦੇ ਚਰਖੜੀ ਦੇ ਚਾੜ ਦਿਓ ਕੀ ਕਰੀਏ ਭੁੱਲਦੇ ਹੀ ਨਹੀਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਹੀ ਲੌਜਿਕ ਸੀ ਜਿਹੜਾ ਜ਼ਿੰਦਗੀ 'ਚ ਲੱਗਦਾ ਉਹੀ ਧਰਮ ਵਾਲੇ ਪਾਸੇ ਲੱਗਦਾ ਜਦੋਂ ਉਹਨਾਂ ਨੂੰ ਕਹਿੰਦੇ ਸੀ ਵੀ ਤੇਰਾ ਬੰਦ ਬੰਦ ਕੱਟ ਜਾਗੇ ਕਹਿੰਦੇ ਕੱਟ ਦਿਓ ਮੈਨੂੰ ਮੈਨੂੰ ਭੁੱਲਦਾ ਹੀ ਨਹੀਂ ਤੈਨੂੰ ਨੀਆਂ 'ਚ ਚਿਣ ਦਿਆਂਗੇ ਕਹਿੰਦੇ ਚਿਣ ਦਿਓ ਮੈਂ ਕੀ ਕਰਾਂ ਮੇਰੇ ਵਸ ਹੋਵੇ ਮਾਂ ਤੁਹਾਨੂੰ ਪਤਾ ਕੀ ਕਹੇਗੀ ਉਹ ਪੁੱਤਰੋ ਮੇਰੇ ਵਸ ਹੀ ਨਹੀਂ ਜਾਂ ਤੇ ਮੇਰਾ ਦਿਮਾਗ ਹੀ ਡਿਲੀਟ ਕਰ ਦਿਓ ਵੀ ਮੈਨੂੰ ਕੋਈ ਬਿਜਲੀਆਂ ਲਵਾਓ ਵੀ ਭੁੱਲ ਜੇ ਮੇਰਾ ਪੁੱਤ ਪਰ ਮੇਰੇ ਵਸ ਨਹੀਂ ਪੁੱਤਰਾ ਮੈਂ ਕਰਾਂ ਕੀ ਮੇਰਾ ਪੋਟਾ ਪੋਟਾ ਕਰਦੇ ਮੈਨੂੰ ਨਹੀਂ ਮੇਰਾ ਪੁੱਤ ਭੁੱਲਦਾ ਇਸੇ ਤਰ੍ਹਾਂ ਭਗਤ ਜਦੋਂ ਪਿਆਰ ਪੈ ਜਾਂਦਾ ਹੈ ਫਿਰ ਉਹ ਕਹਿੰਦੇ ਪੋਟਾ ਪੋਟਾ ਕਰਦੇ ਉਹ ਰੱਬ ਸਾਨੂੰ ਨਹੀਂ ਭੁੱਲਦਾ ਤੇ ਸਾਡੇ ਵਰਗੇ ਪਤਾ ਕੀ ਕਹਿੰਦੇ ਨੇ ਚੌਂਪੜੇ ਮਾਰ ਮਾਰ ਬੈਨੇ ਆ ਰੱਬ ਫੇਰ ਨਹੀਂ ਯਾਦ ਆਉਂਦਾ ਕਹਿੰਦੇ ਅੱਖਾਂ ਬੰਦ ਕਰਕੇ ਬੈਠੇ ਹੋ ਨਾ ਯਾਦ ਹੋਰ ਹੀ ਕੁਛ ਆਈ ਜਾਂਦਾ ਆ ਕੋ ਸਤਨਾਮ ਸ੍ਰੀ ਵਾਸ ਗੱਲ ਕਿੱਧਰ ਨੂੰ ਗਈ ਰੱਬ ਨੂੰ ਚੌਂਕੜੇ ਮਾਰ ਕੇ ਬਹਿ ਬਹਿ ਯਾਦ ਕਰਦੇ ਹੋ ਫੇਰ ਨਹੀਂ ਯਾਦ ਆਉਂਦਾ ਜਿਹਦੇ ਨਾਲ ਰਿਸ਼ਤਾ ਹੋਵੇ ਉਹ ਧੱਕੇ ਨਾਲ ਹੀ ਯਾਦ ਆਈ ਜਾਂਦਾ ਇਹਦਾ ਮਤਲਬ ਕੀ ਹੈ ਯਾਦ ਨਾ ਕਰੋ ਰਿਸ਼ਤਾ ਬਣਾਓ ਯਾਦ ਆਪੇ ਆ ਜਾਣੀ ਹੈ ਆਖੋ ਸਤਨਾਮ ਸ੍ਰੀ ਵਾਸ ਐਦਾਂ ਗੱਲ ਨੂੰ ਪਕੜੋ ਇੱਕ ਵਾਰੀ ਰਿਸ਼ਤਾ ਬਣਾਓ ਯਾਦ ਆਪੇ ਆਏਗੀ ਯਾਦ ਕਰਨਾ ਨਹੀਂ ਪੈਂਦਾ ਯਾਦ ਆਪੇ ਆਉਂਦਾ ਹੈ ਫਿਰ ਤੇ ਤੂੰ ਭੁਲਾਵੇਂਗਾ ਉਹਨੇ ਭੁੱਲਣਾ ਨਹੀਂ ਇੰਨਾ ਯਾਦ ਆਏਗਾ ਕਿ ਭੁੱਲਣਾ ਨਹੀਂ ਜੀ ਰੱਬ ਫਿਰ ਨਹੀਂ ਭੁੱਲਦਾ ਇੱਕ ਵਾਰੀ ਪਿਆਰ ਪਵੇ ਤੇ ਤੁਸੀਂ ਦੱਸੋ ਫਿਰ ਪਿਆਰ ਕਿਵੇਂ ਪਾਈਏ ਅਗਲਾ ਸਵਾਲ ਇਹ ਹੋ ਗਿਆ ਨਾ ਵੀ ਰੱਬ ਨਾਲ ਜਿਵੇਂ ਹੁਣ ਮੰਨ ਲਓ ਮੇਰਾ ਮਾਂ ਨਾਲ ਰਿਸ਼ਤਾ ਹੈ ਮੇਰਾ ਪਿਓ ਨਾਲ ਰਿਸ਼ਤਾ ਹੈ ਮੇਰਾ ਘਰ ਵਾਲੀ ਨਾਲ ਰਿਸ਼ਤਾ ਹੈ ਮੇਰਾ ਮੇਰੇ ਮੇਰੇ ਗੁਰੂ ਨਾਲ ਮੇਰੇ ਰੱਬ ਨਾਲ ਰਿਸ਼ਤਾ ਕਿਵੇਂ ਬਣੇ ਸਾਡਾ ਰਿਸ਼ਤਾ ਸਾਡਾ ਬਣੇ ਤਿੰਨ ਨੇ ਲੱਗਾ ਰੱਬ ਸੇਤੀ ਕਹਿੰਦੇ ਉਹਨਾਂ ਦਾ ਰੱਬ ਨਾਲ ਪਿਆਰ ਲੱਗ ਗਿਆ ਕਹਿੰਦੇ ਰੱਬ ਨਾਲ ਰਿਸ਼ਤਾ ਪੈ ਗਿਆ ਉਹਨਾਂ ਦਾ ਕਿੰਨਾ ਦਾ ਦੇਖਣੇ ਵਿਚਾਰ ਜਿਹੜੇ ਬਾਣੀ ਨੂੰ ਵਿਚਾਰ ਵਿਚਾਰ ਕੇ ਪੜ੍ਹਦੇ ਐ ਉਹਨਾਂ ਦਾ ਕਹਿੰਦੇ ਰੱਬ ਨਾਲ ਪਿਆਰ ਪੈਂਦਾ ਹੈ ਜਿਹੜੇ ਰੱਬ ਨਾਲ ਰਿਸ਼ਤਾ ਬਣਾਉਣਾ ਚਾਹੁੰਦੇ ਐ ਜਿਵੇਂ ਮਾਂ ਨਾਲ ਐ ਜਿਵੇਂ ਪਿਓ ਨਾਲ ਐ ਆਪੇ ਯਾਦ ਆਵੇ ਹਰ ਵੇਲੇ ਚੇਤਾ ਰਵੇ ਜਿਹੜੇ ਰਿਸ਼ਤਾ ਬਣਾਉਣਾ ਚਾਹੁੰਦੇ ਐ ਉਹ ਕਿਰਪਾ ਕਰਕੇ ਬਾਣੀ ਨੂੰ ਅਰਥਾਂ ਸਮੇਤ ਪੜ੍ਹਨਾ ਸ਼ੁਰੂ ਕਰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਫੇਰ ਉਹਨਾਂ ਦਾ ਰੱਬ ਨਾਲ ਪਿਆਰ ਪਏਗਾ ਉਹਨਾਂ ਚਿਰ ਨਹੀਂ ਪੈਣਾ ਅਰਥਾਂ ਸਮੇਤ ਬਾਣੀ ਪੜ੍ਹਨੀ ਸ਼ੁਰੂ ਕਰਨ ਜਿਹੜੇ ਰੱਬ ਨਾਲ ਪਿਆਰ ਕਰਨਾ ਚਾਹੁੰਦੇ ਨੇ ਤੇ ਜਿਹੜੇ ਬੰਦੇ ਨੇ ਰੱਬ ਨਾਲ ਪਿਆਰ ਪਾਉਣਾ ਹੈ ਉਹ ਅਰਥਾਂ ਸਮੇਤ ਬਾਣੀ ਪੜ੍ਹੇ ਤੇ ਨਹੀਂ ਤੇ ਕੋਈ ਤਰੀਕਾ ਨਹੀਂ ਜੀ ਪਿਆਰ ਪਾਉਣ ਦਾ ਰੱਬ ਨਾਲ ਜੇ ਰਿਸ਼ਤਾ ਬਣਾਉਣਾ ਹੈ ਤੇ ਤੁਹਾਨੂੰ ਗੁਰੂ ਦੇ ਜਰੀਏ ਗੁਰਬਾਣੀ ਤੋਂ ਸੇਧ ਲੈ ਲੈ ਕੇ ਕੱਲੀ ਕੱਲੀ ਗੱਲ ਸਮਝਣੀ ਪੈਣੀ ਹੈ ਫਿਰ ਰੱਬ ਨਾਲ ਪਿਆਰ ਪਏਗਾ ਫਿਰ ਐਸਾ ਪਿਆਰ ਪਏਗਾ ਕਿ ਰੱਬ ਤੇ ਭੁੱਲਣੇ ਭੁੱਲਣਾ ਨਹੀਂ ਮੂਹ ਲਾਲਨ ਸਿਉ ਪ੍ਰੀਤ ਬਣੀ ਰੱਬ ਨਾਲ ਇੱਕ ਵਾਰੀ ਪਿਆਰ ਪੈ ਗਿਆ ਫਿਰ ਤੋਰੀ ਨਾ ਤੂਤੈ ਛੋਰੀ ਨਾ ਛੂਟਾ ਜਿਵੇਂ ਮਾਂ ਕਹਿੰਦੀ ਹੈ ਵੀ ਮੈਨੂੰ ਮੈਨੂੰ ਮੇਰੀ ਪ੍ਰੀਤ ਤੋੜਿਆਂ ਟੁੱਟਦੀ ਨਹੀਂ ਤੇ ਛਡਾਇਆ ਤੇ ਛੁੱਟਦੀ ਨਹੀਂ ਜਦੋਂ ਰੱਬ ਨਾਲ ਇੱਕ ਵਾਰੀ ਰਿਸ਼ਤਾ ਬਣ ਜਾਂਦਾ ਹੈ ਬੰਦੇ ਦਾ ਫਿਰ ਤੋੜਿਆਂ ਟੁੱਟਦਾ ਥੋੜਾ ਇਹ ਪ੍ਰੀਤ ਛਡਾਇਆ ਛੁੱਟਦੀ ਨਹੀਂ ਇੱਕ ਵਾਰੀ ਜੇ ਪਿਆਰ ਪੈ ਗਿਆ ਫਿਰ ਦੁਨੀਆ ਦੀ ਕੋਈ ਤਾਕਤ ਨਹੀਂ ਜੀ ਜਿਹੜੀ ਸਾਡਾ ਪਿਆਰ ਤੋੜ ਸਕਦੀ ਹੈ ਇੱਕ ਵਾਰੀ ਜੇ ਰਿਸ਼ਤਾ ਪੈ ਗਿਆ ਫਿਰ ਦੁਨੀਆ ਦੀ ਕੋਈ ਤਾਕਤ ਨਹੀਂ ਜਿਹੜੀ ਸਾਨੂੰ ਦੂਰ ਕਰ ਸਕਦੀ ਹੈ ਰੱਬ ਤੋਂ ਰੱਬ ਸਦਾ ਸਾਡੇ ਨੇੜੇ ਹਾਜ਼ਰ ਨਾਜ਼ਰ ਲੱਗੇਗਾ ਸਾਨੂੰ ਹਰ ਵੇਲੇ ਹਾਜ਼ਰ ਨੇੜੇ ਨੇੜੇ ਮਹਿਸੂਸ ਹੋਏਗਾ ਇਸ ਕਰਕੇ ਗੁਰਬਾਣੀ ਨਾਲ ਰਿਸ਼ਤਾ ਬਣਾਓ ਜੇ ਰੱਬ ਨਾਲ ਰਿਸ਼ਤਾ ਬਣਾਉਣਾ ਹੈ ਗੁਰਬਾਣੀ ਨੂੰ ਵਿਚੋਲਾ ਬਣਾਉਣਾ ਪੈਣਾ ਹੈ ਗੁਰਬਾਣੀ ਜਿਹੜਾ ਸਹਿਜ ਪਾਠ ਕਰੇ ਆ ਵੀ ਨੋਟ ਕਰੋ ਸਹਿਜ ਪਾਠ ਕਰੇ ਅਰਥਾਂ ਸਮੇਤ ਅਰਥ ਅਰਥ ਪੜੇ ਬਾਣੀ ਦੇ ਮਹਾਰਾਜ ਕਹਿੰਦੇ ਕੀ ਹੈ ਗੁਰੂ ਗ੍ਰੰਥ ਸਾਹਿਬ ਲਿਖਿਆ ਕੀ ਹੈ ਅਰਥਾਂ ਸਮੇਤ ਪੜਦਾ ਰਹੇਗਾ ਪੜਦਾ ਰਹੇਗਾ ਫਿਰ ਉਹਦਾ ਰੱਬ ਨਾਲ ਕਿਉਂਕਿ ਰੱਬ ਦੀਆਂ ਹੀ ਗੱਲਾਂ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਨੇ ਰੱਬ ਦੀਆਂ ਹੀ ਗੱਲਾਂ ਕਰਨੀਆਂ ਨੇ ਤੇ ਜਦੋਂ ਰੱਬ ਦੀਆਂ ਗੱਲਾਂ ਸੁਣੀ ਜਾਈਏ ਜਿਵੇਂ ਹੁਣ ਅਮਰੀਕਾ ਦੀਆਂ ਗੱਲਾਂ ਸੁਣੀ ਜਾਈਏ ਵੀ ਉੱਥੇ ਛੜਕਾਂ ਬੜੀਆਂ ਵਧੀਆਂ ਨੇ ਉੱਥੇ ਕਾਨੂੰਨ ਬੜਾ ਵਧੀਆ ਹੈ ਉੱਥੇ ਸਿਸਟਮ ਬਹੁਤ ਵਧੀਆ ਹੈ ਉੱਥੇ ਸਫਾਈ ਬਹੁਤ ਹੈ ਫਿਰ ਜੀ ਕਰਦਾ ਜ਼ਿੰਦਗੀ ਦੇ ਯਾਰ ਕਦੀ ਅਮਰੀਕਾ ਵੇਖੀਏ ਆਸਟ੍ਰੇਲੀਆ ਤੋਂ ਆਏ ਬੱਚੇ ਜਦੋਂ ਇੱਥੇ ਆ ਕੇ ਦੋਸਤਾਂ ਨਾਲ ਗੱਲ ਕਰਦੇ ਐ ਆਸਟ੍ਰੇਲੀਆ ਇੱਦਾਂ ਵਧੀਆ ਐ ਇੱਦਾਂ ਵਧੀਆ ਫਿਰ ਇੱਥੇ ਪੜਨ ਵਾਲਿਆਂ ਦਾ ਜੀ ਕਰਦਾ ਅਸੀਂ ਵੀ ਚੱਲੀਏ ਜਦੋਂ ਗੱਲਾਂ ਸੁਣੀ ਜਾਈਏ ਨਾ ਸੁਣ ਸੁਣ ਕੇ ਫਿਰ ਚਾਹ ਪੈਦਾ ਹੁੰਦਾ ਹੈ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਤੋਂ ਪਰਮਾਤਮਾ ਦੀਆਂ ਗੱਲਾਂ ਸੁਣਦੇ ਆਂ ਰੱਬ ਜੀ ਦੇ ਬਚਨ ਸੁਣਦੇ ਆਂ ਪਰਮਾਤਮਾ ਦੀ ਸਿਫਤ ਸਲਾਹ ਸੁਣਦੇ ਆਂ ਫਿਰ ਸਾਡੇ ਅੰਦਰ ਵੀ ਪਰਮਾਤਮਾ ਨਾਲ ਪਿਆਰ ਪਾਉਣ ਨੂੰ ਜੀ ਕਰਨ ਲੱਗ ਪੈਂਦਾ ਹੈ ਕਿਉਂਕਿ ਬਾਣੀ ਸ਼ੌਂਕ ਪੈਦਾ ਕਰਦੀ ਹੈ ਜਿਹੜੇ ਬੰਦੇ ਦੇ ਤੁਸੀਂ ਗੀਤ ਬਹੁਤੇ ਸੁਣੋਗੇ ਨਾ ਉਸ ਬੰਦੇ ਨੂੰ ਮਿਲਣ ਨੂੰ ਤੁਹਾਡਾ ਜੀ ਕਰੇਗਾ ਇਹ ਨੋਟ ਕਰੋ ਹੁਣ ਤੁਸੀਂ ਆ ਮੇਰਾ ਦੁਆਨ ਆਪਾਂ ਪ੍ਰੋਗਰਾਮ ਕਰ ਰਹੇ ਆ ਆ ਜਿਹੜੇ ਲਾਈਵ ਟੈਲੀਕਾਸਟ ਘਰਾਂ 'ਚ ਸੁਣਦੇ ਆ ਹੁਣ ਉਹ ਕੀ ਕਰਨ ਵੀ ਦੁਆਨ ਸੁਣੀ ਜਾਣ ਦੁਆਨ ਸੁਣ ਲੈਣ ਸੁਣ ਲੈਣ ਸੁਣ ਲੈਣ ਸਾਲ ਸੁਣਦੇ ਰਹਿਣ ਫਿਰ ਜਿੱਦਣ ਕਿਤੇ ਇੰਡੀਆ ਆਉਣਗੇ ਉਹਨਾਂ ਦਾ ਜੀ ਕਰੇਗਾ ਵੀ ਜੇ ਇੰਡੀਆ ਆਏ ਆ ਯਾਰ ਮਿਲ ਕੇ ਆਈਏ ਕਿਉਂਕਿ ਸੁਣਦੇ ਐ ਸੁਣ ਸੁਣ ਕੇ ਪਿਆਰ ਪੈ ਜਾਂਦਾ ਜਿਹੜਾ ਬੰਦਾ ਜਿੰਨੂੰ ਸੁਣਦਾ ਹੈ ਉਹਦੇ ਨਾਲ ਉਹਦਾ ਪਿਆਰ ਪੈਂਦਾ ਹੈ ਕੁਦਰਤੀ ਹੈ ਤੁਸੀਂ ਕਿਸੇ ਗਾਇਕ ਦਾ ਹਰੇਕ ਗੀਤ ਸੁਣੋ ਅਗਲਾ ਕਹਿੰਦਾ ਮੈਂ ਉਹਦਾ ਫੈਨ ਹੋ ਗਿਆ ਤੇ ਤੁਹਾਨੂੰ ਪਤਾ ਲੱਗੇ ਵੀ ਉਹਨੇ ਲੁਧਿਆਣੇ ਆਉਣਾ ਤੁਸੀਂ ਕਹੋਗੇ ਮੈਂ ਲੁਧਿਆਣੇ ਵੀ ਜਾ ਕੇ ਮਿਲ ਕੇ ਆਵਾਂਗਾ ਕਿਉਂਕਿ ਬੰਦੇ ਦਾ ਜੀ ਕਰਨ ਲੱਗ ਪੈਂਦਾ ਹੈ ਜਦੋਂ ਰੱਬ ਦੇ ਗੀਤ ਸੁਣਾਂਗੇ ਗੁਰੂ ਗ੍ਰੰਥ ਸਾਹਿਬ ਤੋਂ ਭਾਵ ਸ਼ਬਦ ਸੁਣੋ ਬਾਣੀ ਸੁਣੋ ਬਾਣੀ ਸੁਣ ਸੁਣ ਕੇ ਰੱਬ ਨੂੰ ਮਿਲਣ ਦਾ ਵੀ ਫਿਰ ਜੀ ਕਰਦਾ ਚਾਹ ਪੈਦਾ ਹੁੰਦਾ ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ ਅੰਦਰ ਪ੍ਰੀਤ ਪੈਦਾ ਹੋ ਜਾਂਦੀ ਹੈ ਫਿਰ ਜੀ ਕਰਦਾ ਹੈ ਕੋਈ ਆਣ ਮਲਾਵੇ ਮੇਰਾ ਪ੍ਰੀਤਮ ਪਿਆਰਾ ਮੇਰਾ ਮੈਨੂੰ ਕੋਈ ਮੇਰਾ ਪਿਆਰਾ ਮੈਨੂੰ ਆਣ ਕੇ ਮਲਾਵੇ ਕੋਈ ਮੈਨੂੰ ਮੇਰੇ ਤੇ ਕਿਰਪਾ ਕਰੇ ਫਿਰ ਐਦਾਂ ਨਾ ਜੀ ਜੀ ਜੀ ਕਰਨ ਲੱਗ ਪਈ ਮਨ ਵਿੱਚ ਚਾਹ ਪੈਦਾ ਹੁੰਦਾ ਹੈ ਸ਼ੌਂਕ ਪੈਦਾ ਹੁੰਦਾ ਹੈ ਰੱਬ ਨਾਲ ਰਿਸ਼ਤਾ ਬਣਦਾ ਹੈ ਪਰਮਾਤਮਾ ਕੋਈ ਬੰਦੇ ਵਾਂਗੂ ਨਾ ਸਮਝੋ ਸਾਡੇ ਅੰਦਰ ਹੀ ਹੈ ਹਰ ਪਾਸੇ ਹੈ ਹਾਜ਼ਰ ਨਾਜ਼ਰ ਹੈ ਬਸ ਫਿਰ ਉਹ ਅੰਦਰ ਇੱਕ ਲਗਨ ਪੈਦਾ ਹੋ ਜਾਂਦੀ ਲੋ ਆ ਸੁਣੀਏ ਸ਼ਬਦ ਆਪਾਂ ਚੌਥੇ ਪਾਤਸ਼ਾਹ ਜੀ ਦਾ ਬਚਨ ਹੈ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰ ਕੋਈ ਆਣੋ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਕੋਈ ਆਣੋ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪਹਿ ਆਪੋ ਵਿਚਾਈ ਹਉ ਤਿਸ ਪਹਿ ਆਪੋ ਵਿਚਾਈ ਹਉ ਤਿਸ ਪਹਿ ਆਪੋ ਹਉ ਤਿਸ ਪਹਿ ਆਪੋ ਵਿਚਾਈ ਕੋਈ ਆਣੋ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਕੋਈ ਆਣੋ ਦਰਸ਼ਨ ਹਰ ਦੇਖਣ ਕੈ ਤਾਈ ਕਿਰਪਾ ਕਰੇ ਤਾਂ ਸਤਗੁਰ ਮੇਲੇ ਹਰ ਹਰ ਨਾਮ ਹਰ ਹਰ ਨਾਮ ਤੇ ਆਈ ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਪਿਆਰ ਜੇ ਸੁਖ ਦੇਹ ਤਾਂ ਤੁਝ ਹੈ ਅਰਾਦੀ ਦੁਖ ਵੀ ਤੁਝੇ ਤੇ ਆਈ ਜੇ ਭੁਖ ਹਿਤ ਹੀ ਰਾਜਾ ਦੁੱਖ ਵਿੱਚ ਸੁਖ ਦੁੱਖ ਵਿੱਚ ਸੁਖ ਮਨਾਈ ਕੋਈ ਆਣ ਮਿਲਾਵੇ ਮੇਰਾ ਪੜੋ ਤਨ ਮਨ ਕਾਟੋ ਕਾਟ ਸਭ ਅਰਪੀ ਵਿੱਚ ਅਗਨੀ ਆਪੋ ਵਿੱਚ ਅਗਨੀ ਆਪ ਜਲਾਈ ਕੋ ਪੱਖਾ ਫੇਰੀ ਪਾਣੀ ਟੋਵਾ ਜੋ ਦੇਵੇ ਸੋ ਖਾਈ ਨਾਨਕ ਗਰੀ ਹੈ ਪਿਆ ਦੁਆਰੇ ਹਰ ਮੇਲ ਲੈ ਹੋ ਹਰ ਮੇਲ ਲੈ ਹੋ ਵਡਿਆ ਜੇ ਮੈਂ ਜੇ ਸਤਿਗੁਰੂ ਮਿਲ ਪੈਣ ਤੇ ਰੱਬ ਮਿਲ ਪੈਗਾ ਸਤਿਗੁਰੂ ਮਿਲੇ ਹੋਏ ਐ ਸਾਨੂੰ ਹੁਣ ਜੇ ਆਪਾਂ ਕਹੀਏ ਰੱਬਾ ਸਤਿਗੁਰੂ ਮੇਲ ਦੇ ਆਪਾਂ ਇਹ ਕਹਿ ਨਹੀਂ ਸਕਦੇ ਸਤਿਗੁਰੂ ਸਾਨੂੰ ਮਿਲੇ ਹੋਏ ਐ ਤੇ ਸਤਿਗੁਰੂ ਵੀ ਐਸੇ ਨੇ ਤੈਨੂੰ ਅਨੰਦਪੁਰ ਸਾਹਿਬ ਲੱਭਣ ਨਹੀਂ ਜਾਣਾ ਪੈਣਾ ਸਤਿਗੁਰੂ ਵੀ ਐਸੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਕਿ ਤੇਰੇ ਘਰ ਵਿੱਚ ਦੋ ਪੋਥੀਆਂ ਆ ਗਈਆਂ ਭਾਗ ਆ ਗਏ ਤੇ ਗੁਰੂ ਗ੍ਰੰਥ ਸਾਹਿਬ ਆ ਗਏ ਤੇਰੇ ਘਰ 'ਚ ਅੱਜ ਤੇ ਫੋਨ ਵਿੱਚ ਸਾਰੀ ਦੀ ਸਾਰੀ ਬਾਣੀ ਫੀਡ ਹੈ ਸਾਰੀ ਦੀ ਸਾਰੀ ਬਾਣੀ ਸਭ ਕੁਝ ਕਿਰਪਾ ਤੇ ਰੱਬ ਜੀ ਨੇ ਕੀਤੀ ਹੋਈ ਹੈ ਸਾਡੇ ਤੇ ਰੱਬ ਜੀ ਦੇ ਤੇ ਮਿਹਰ ਕਰਦਾ ਉਹਨੂੰ ਸਤਿਗੁਰੂ ਮਿਲਾਂਦਾ ਹੈ ਸਭ ਤੋਂ ਵੱਡੀ ਪਰਮਾਤਮਾ ਦੀ ਜਿਹਦੇ ਤੇ ਕਿਰਪਾ ਹੋ ਗਈ ਸਮਝ ਲਓ ਉਹਨੂੰ ਸਤਿਗੁਰੂ ਮਿਲਣਾ ਹੈ ਸੱਚਾ ਗਿਆਨ ਉਹਨੂੰ ਹੋਣ ਲੱਗ ਜਾਂਦਾ ਉਹ ਜਿਹੜਾ ਬੰਦਾ ਬਾਣੀ ਸਮਝਣ ਲੱਗ ਪਿਆ ਸਮਝ ਲਓ ਰੱਬ ਦੀ ਸਭ ਤੋਂ ਵੱਡੀ ਕਿਰਪਾ ਇਹਦੇ ਤੇ ਹੋਈ ਹੈ ਕਿਉਂਕਿ ਰੱਬ ਨੇ ਸਤਿਗੁਰੂ ਮਿਲਾਇਆ ਤੇ ਸਤਿਗੁਰੂ ਦੇ ਜ਼ਰੀਏ ਹੁਣ ਉਹ ਆਪ ਵੀ ਮਿਲੇਗਾ ਪਰ ਹੁਣ ਮੇਰ ਤੇ ਹੋਈ ਹੋਈ ਹੋਈ ਹੈ ਸਾਂਭਣ ਦੀ ਲੋੜ ਹੈ ਹੁਣ ਜੇ ਕੋਈ ਬੰਦਾ ਵੇਖਿਓ ਨਾ ਸੁਣੋ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆ ਕੇ ਨਾ ਇਦਾਂ ਮਾਲਕ ਜੀ ਕਿਰਪਾ ਕਰ ਦੋ ਮਾਲਕ ਜੀ ਕਿਰਪਾ ਕਰ ਦੋ ਰੱਬਾ ਮੇਰੇ ਤੇ ਕਿਰਪਾ ਕਰ ਦੇ ਮੈਨੂੰ ਜੋੜ ਲੈ ਆਪਣੇ ਨਾਲ ਆਪਾਂ ਕਹਾਂਗੇ ਪਾਗਲ ਐ ਹੁਣ ਵੇਖਿਓ ਬਾਲਟੀਆਂ ਬਾਲਟੀ ਮੁੱਧੀ ਮਾਰੀ ਐ ਬਾਲਟੀ ਆਪਣੀ ਮੁੱਧੀ ਮਾਰੀ ਐ ਬਾਕੀਆਂ ਨੇ ਬਾਲਟੀਆਂ ਸਿੱਧੀਆਂ ਰੱਖੀਆਂ ਨੇ ਤੇ ਬੱਦਲ ਵੱਲ ਇਦਾਂ ਮੂੰਹ ਕਰਕੇ ਆਖੇ ਬੱਦਲ ਸਾਹਿਬ ਜੀ ਮੇਰੇ ਤੇ ਵੀ ਕਿਰਪਾ ਕਰ ਦੋ ਬੱਦਲ ਸਾਹਿਬ ਜੀ ਮੇਰੇ ਤੇ ਵੀ ਕਿਰਪਾ ਕਰ ਦੋ ਤੇ ਬੱਦਲ ਪਤਾ ਕੀ ਕਹੇਗਾ ਕਮਲਿਆ ਮੈਂ ਤੇ ਕਿਰਪਾ ਕਰੀ ਜਾਨਾ ਤੂੰ ਸਿੱਧਾ ਹੋ ਬਾਲਟੀ ਸਿੱਧੀ ਬਾਲਟੀ ਸਿੱਧੀ ਕਰ ਸਤਿਗੁਰੂ ਕਹਿਣਗੇ ਮੈਂ ਤੇ ਕਿਰਪਾ ਕਰਦਾ ਹੀ ਆ ਆਪਣਾ ਮਨ ਸਿੱਧਾ ਕਰ ਜਰਾ ਆ ਹੁਣ ਸ਼ਬਦ ਚੱਲ ਰਿਹਾ ਹੈ ਜਿਹੜਾ ਬੰਦਾ ਮਨ ਨਹੀਂ ਸਿੱਧਾ ਕਰਨਾ ਚਾਹੁੰਦਾ ਕਿਰਪਾ ਤੇ ਹੋਈ ਹੋਈ ਪਈ ਹੈ ਆ ਬਾਣੀ ਤੇ ਆਪਾਂ ਸਾਰੀ ਸੁਣਦੇ ਆ ਪਰ ਜਿਹੜਾ ਬੰਦਾ ਮਨ ਨਹੀਂ ਸਿੱਧਾ ਕਰਨਾ ਚਾਹੁੰਦਾ ਉਹਦਾ ਭਲਾ ਕਿਵੇਂ ਹੋ ਸਕਦਾ ਬਈ ਕਬੀਰ ਸਾਚਾ ਸਤਗੁਰ ਕਿਆ ਕਰੇ ਬੱਦਲ ਕੀ ਕਰੇ ਜੇ ਬਾਲਟੀ ਮੁੱਧੀ ਏ ਬੰਦਾ ਬਾਲਟੀ ਸਿੱਧੀ ਨਹੀਂ ਕਰਨੀ ਚਾਹੁੰਦਾ ਤੇ ਕਿਵੇਂ ਗੱਲ ਬਣ ਜਾਏਗੀ ਗੁਰੂ ਭਾਵੇਂ ਸੱਚਾ ਵੀ ਹੋਵੇ ਕਹਿੰਦੇ ਕੀ ਕਰੇ ਪੜੋ ਕਬੀਰ ਸਾਚਾ ਸਤਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂ ਅੰਦੇ ਇੱਕ ਨਾ ਲਗਈ ਜਿਉ ਬਾਸ ਬਜਾਈਏ ਫੂਕ ਕਹਿੰਦੇ ਅਕਲ ਦੇ ਅੰਨਿਆਂ ਨੂੰ ਇੱਕ ਨਹੀਂ ਲੱਗਦੀ ਗੁਰੂ ਸੱਚ ਸੱਚਾ ਹੋਵੇ ਸਿਰੇ ਦਾ ਪਰ ਕੀ ਕਰੇ ਜੇ ਹੁਣ ਸਕੂਲ ਬੜੇ ਸਟੈਂਡਰਡ ਦਾ ਹੈ ਸਟੱਡੀ ਬੜੀ ਵਧੀਆ ਕਰਾਉਂਦੇ ਐ ਪਰ ਜਿਹੜਾ ਨਿਆਣਾ ਪੜਨਾ ਹੀ ਨਹੀਂ ਚਾਹੁੰਦਾ ਸਕੂਲ ਵੀ ਤੇ ਟੀਚਰ ਵੀ ਤੇ ਕਰਨ ਕੀ ਉਹ ਪੜਨਾ ਹੀ ਨਹੀਂ ਚਾਹੁੰਦਾ ਆ ਟੀਚਰ ਬੜੇ ਕਮਾਲ ਦੇ ਨੇ ਸਕੂਲ ਬੜਾ ਕਮਾਲ ਦਾ ਹੈ ਪਰ ਜਿਹੜਾ ਬੰਦਾ ਪੜਨਾ ਹੀ ਨਹੀਂ ਚਾਹੁੰਦਾ ਉਹਦਾ ਕੀ ਕਰੀਏ ਇਸ ਕਰਕੇ ਚੇਤਾ ਰੱਖਿਓ ਆਪਾਂ ਨਹੀਂ ਕਹਿ ਸਕਦੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਆ ਕੇ ਖੜ ਕੇ ਮਾਰੇ ਕਿਰਪਾ ਕਰ ਦਿਓ ਕਿਰਪਾ ਕਰ ਦਿਓ ਬਾਜਾਂ ਵਾਲੇ ਕਹਿਣਗੇ ਮੈਂ ਤੇ 300 ਸਾਲ ਪਹਿਲਾਂ ਹੀ ਕਰ ਗਿਆ ਸੀ ਜਿੱਦਣ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜਨ ਲਾ ਗਿਆ ਸੀ ਸਿੱਖੋ ਤੁਹਾਡੀ ਬਦਕਿਸਮਤੀ ਰਹੀ ਹੈ ਜਿਹੜਾ ਮੈਂ ਤੁਹਾਨੂੰ ਗਿਫਟ ਦੇ ਕੇ ਗਿਆ ਸੀ ਨਾ ਗਿਫਟ ਤੁਹਾਡਾ ਤੇ ਪੈ ਕੀ ਕੀਤਾ ਪਿਆ ਤੁਸੀਂ ਤੇ ਖੋਲ ਕੇ ਵੇਖਿਆ ਹੀ ਨਹੀਂ ਵੀ ਦੇ ਕੇ ਕੀ ਗਿਆ ਆਪੋ ਸਤਨਾਮ ਸ੍ਰੀ ਵਾਹਿਗੁਰੂ ਹਾਂਜੀ ਜਿਹੜਾ ਮੈਂ ਤੁਹਾਨੂੰ ਗਿਫਟ ਦਿੱਤਾ ਸੀ ਨਾ ਇਹ ਗਿਫਟ ਖਰੀਦਣ ਵਾਸਤੇ ਇਹ ਦੇਣ ਵਾਸਤੇ ਤੁਹਾਨੂੰ ਮੈਨੂੰ ਪੁੱਤਵਾਰ ਨੇ ਪਏ ਸੀ ਅਸੀਂ ਕਿਸੇ ਬੰਦੇ ਨੂੰ ਬੜੀ ਰੀਝ ਨਾਲ ਕੋਈ ਚੀਜ਼ ਖਰੀਦ ਕੇ ਦੇ ਕੇ ਆਓ ਕਿਸੇ ਦੇ ਜਨਮ ਦਿਨ ਤੇ ਉਹਨੂੰ ਨਾ ਕੋਈ ਚੀਜ਼ ਖਰੀਦ ਕੇ ਦੇ ਕੇ ਆਓ ਬੜੀ ਰੀਝ ਨਾਲ ਵੀਰੋ ਖਰੀਦਿਓ ਨੌਜਵਾਨੋ ਭਰਾਵੋ ਰੀਝ ਨਾਲ ਕੋਈ ਚੀਜ਼ ਖਰੀਦ ਕੇ ਦੇ ਕੇ ਆਇਓ ਤੇ ਅਗਲਾ ਖੋਲ ਕੇ ਵੀ ਨਾ ਵੇਖੇ ਵੀ ਗਿਫਟ ਦੇ ਕੇ ਕੀ ਗਿਆ ਤੂੰ ਸਾਨੂੰ ਸਾਡੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਆ ਮੈਂ ਪੁੱਤ ਵਾਰੇ ਆਪਣੇ ਗੁਰੂ ਅਰਜਨ ਦੇਵ ਕਹਿਣਗੇ ਮੈਂ ਤੱਤੀ ਤਵੀ ਤੇ ਬੈਠਾ ਸੀ ਜਦੋਂ ਮੈਨੂੰ ਕਹਿੰਦੇ ਸੀ ਮੁਹੰਮਦ ਸਾਹਿਬ ਦੀ ਸਿਫਤ ਲਿਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੁਹੰਮਦ ਸਾਹਿਬ ਦੀ ਸਿਫਤ ਲਿਖੋ ਤੇ ਗੁਰੂ ਗੁਰੂ ਅਰਜਨ ਸਾਹਿਬ ਕਹਿੰਦੇ ਸੀ ਮੈਨੂੰ ਤੱਤੀ ਤਵੀ ਤੇ ਭਾਵੇਂ ਬਾ ਦਿਓ ਪਰ ਮੈਂ ਇਸ ਗਿਆਨ ਵਿੱਚ ਮਲਾਵਟ ਨਹੀਂ ਕਰ ਸਕਦਾ ਸੱਚ ਲਿਖਾਂਗਾ ਸੱਚ ਕਹਿੰਦੇ ਚਾਰ ਲੈਣਾ ਪਾ ਦਿਓ ਵੀ ਇਸਲਾਮ ਧਰਮ ਹਿੰਦੂ ਧਰਮ ਤੋਂ ਚੰਗਾ ਹੈ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਸੀ ਸੱਚ ਰਹੇਗਾ ਮੈਂ ਮਲਾਵਟ ਨਹੀਂ ਕਰ ਸਕਦਾ ਮੈਨੂੰ ਭਾਵੇਂ ਤੱਤੀ ਤਵੀ ਤੇ ਬਾ ਦਿਓ ਇਹ ਗਿਫਟ ਸਾਨੂੰ ਦੇਣ ਲਈ ਗੁਰੂ ਅਰਜਨ ਦੇਵ ਤੱਤੀ ਤਵੀ ਤੇ ਬੈਠੇ ਆ ਵੀ ਪੜਨਗੇ ਇਹ ਸਮਝਣਗੇ ਸਤਿਗੁਰੂ ਦੀ ਬਾਣੀ ਸਾਨੂੰ ਦੇਣ ਵਾਸਤੇ ਇਹ ਸਾਰੀਆਂ ਕੁਰਬਾਨੀਆਂ ਗੁਰੂ ਗ੍ਰੰਥ ਸਾਹਿਬ ਜੀ ਕਰਕੇ ਹੋਈਆਂ ਨੇ ਤੇ ਅੱਜ ਸਾਡੇ ਵਿੱਚ ਸੁਸ਼ੋਭਿਤ ਹੁੰਦੇ ਨੇ ਪਰ ਸਾਡੀ ਬਦਕਿਸਮਤੀ ਇਹ ਹੈ ਜੇ ਕਿਸੇ ਨੇ ਕਹਿਤਾ ਸ਼ਨੀਵਾਰ ਨੂੰ ਆ ਨਹੀਂ ਕਰਨਾ ਉਹਦੀ ਮੰਨ ਲਈ ਪਰ ਗੁਰੂ ਗ੍ਰੰਥ ਸਾਹਿਬ 'ਚ ਕੀ ਲਿਖਿਆ ਉਹ ਨਹੀਂ ਮੰਨਦੇ ਜਿਹੜੇ ਵਹਿਮਾਂ ਭਰਮਾਂ ਵਿੱਚ ਲੋਕ ਪਾਉਂਦੇ ਐ ਪਖੰਡੀ ਪਾਉਂਦੇ ਐ ਉਹ ਪਖੰਡੀਆਂ ਦੀਆਂ ਗੱਲਾਂ ਤੇ ਭਰੋਸਾ ਹੈ ਪਰ ਗੁਰੂ ਗ੍ਰੰਥ ਸਾਹਿਬ ਤੇ ਕੋਈ ਭਰੋਸਾ ਨਹੀਂ ਤੇ ਜਿੱਦਣ ਮੇਰਿਓ ਵੀਰੋ ਭਾਈਓ ਪਤਾ ਲੱਗ ਜਾਏਗਾ ਨਾ ਵੀ ਇਹ ਚੀਜ਼ ਕੀ ਦਿਨ ਉਦਣ ਉਦਣ ਨਾ ਜੀ ਫਿਰ ਲక్ష్మణ ਸਿੰਘ ਧਾਰੋਵਾਲ ਵਾਂਗੂ ਜਿੱਦਣ ਗੋਲੀ ਲੱਗੀ ਸੀ ਆਉਣ ਗੁਰੂ ਗ੍ਰੰਥ ਸਾਹਿਬ ਵੱਲ ਤੇ ਐਦਾਂ ਉੱਤੇ ਹੱਥ ਕਰ ਲਿਆ ਸੀ ਕਹਿੰਦੇ ਓਏ ਮਹੰਤੋ ਇਹਦਾ ਹੀ ਦਿੱਤਾ ਖਾਂਦੇ ਹੋ ਇਹਨੂੰ ਤੇ ਬਖਸ਼ ਦਿਓ ਐਦਾਂ ਜੱਫਾ ਪਾ ਲਿਆ ਸੀ ਉੱਤੇ ਬਾਹਾਂ 'ਚ ਗੋਲੀਆਂ ਲੱਗੀਆਂ ਸੀ ਨਨਕਾਣਾ ਸਾਹਿਬ ਦਾ ਸਾਕਾ ਪੜ ਕੇ ਵੇਖੋ ਜਰਾ ਵੇਖਿਓ ਜਰਾ ਥੋੜੀ ਜੀ ਆਵਾਜ਼ ਕਰਦੇ ਸੁਣ ਉਹ ਉਹ ਜਿਹੜੀ ਗੱਲ ਹੈਗੀ ਉਹ ਨੁਕਸ ਹੈਗਾ ਅਜੇ ਵੀ ਠੀਕ ਨਹੀਂ ਹੋਇਆ ਉਹ ਪ੍ਰੋਬਲਮ ਹੈ ਅਜੇ ਵੀ ਲੀਡ ਵਗੈਰਾ ਜੇ ਤੇ ਬਦਲਣੀ ਵੇਖ ਲੈ ਬਦਲ ਕੇ ਜਾਂ ਫਿਰ ਇਹਨੂੰ ਥੋੜਾ ਜਿਹਾ ਖੋਲ ਖੋਲ ਦੇ ਮਾੜਾ ਜਿਹਾ ਬਸ ਬਹੁਤਾ ਨਾ ਛੇੜਿਓ ਹੁਣ ਬਸ ਆਵਾਜ਼ ਥੋੜੀ ਜੀ ਖੋਲ ਦੇ ਗੱਲ ਸਮਝ ਆਵੇ ਪ੍ਰੋਪਰ ਹੁਣ ਸੁਣਿਓ ਬਈ ਇਧਰ ਧਿਆਨ ਰੱਖਿਓ ਉਹਨਾਂ ਨੂੰ ਕਰੀ ਜਾਣ ਦਿਓ ਆਪਾਂ ਇਧਰ ਹਿੱਲਿਓ ਨਾ ਬਿਲਕੁਲ ਨਾ ਧਿਆਨ ਹਿਲਾਇਓ ਸਿੰਘੋ ਟਾਈਮ ਹੋਇਆ 9:30 10 ਵਜੇ ਆਪਾਂ ਸਮਾਪਤੀ ਵੀ ਕਰਨੀ ਹੈ 10 ਵਜੇ ਸਮਾਪਤੀ ਕਰਨੀ ਹੈ ਅੱਧਾ ਘੰਟਾ ਰਹਿ ਗਿਆ ਤੇ ਅੱਧੇ ਘੰਟੇ 'ਚ ਮੈਂ ਤੁਹਾਨੂੰ ਥੋੜਾ ਥੋੜਾ ਜਿਹਾ ਨਾ ਨਨਕਾਣਾ ਸਾਹਿਬ ਦਾ ਜਿਹੜਾ ਇਤਿਹਾਸ ਹੈ ਨਨਕਾਣਾ ਸਾਹਿਬ ਦਾ ਥੋੜਾ ਜਿਹਾ ਕੋਸ਼ਿਸ਼ ਕਰਦਾ ਮੈਂ ਥੋੜਾ ਜਿਹਾ ਜੇ ਗੱਲ ਪਕੜ ਚ ਆਵੇ ਸੁਣਿਓ ਮਹਾਰਾਜੇ ਰਣਜੀਤ ਸਿੰਘ ਨੇ ਗੁਰਦੁਆਰਿਆਂ ਦੇ ਨਾਵਾਂ ਤੇ ਜ਼ਮੀਨ ਬੜੀ ਲਵਾਈ ਮਹਾਰਾਜੇ ਰਣਜੀਤ ਸਿੰਘ ਨੇ ਜਗੀਰਾਂ ਕੱਲੇ ਗੁਰਦੁਆਰਿਆਂ ਤੇ ਨਹੀਂ ਧਰਮ ਸਥਾਨਾਂ ਨੂੰ ਮੰਦਰਾਂ ਨੂੰ ਵੀ ਕਈ ਜਗ੍ਹਾ ਜ਼ਮੀਨ ਦਿੱਤੀ ਉਹਨੇ ਕਈ ਜਗ੍ਹਾ ਜਦੋਂ ਨਨਕਾਣਾ ਸਾਹਿਬ ਦੇ ਨਾਂ ਕਈ ਇਤਿਹਾਸਕਾਰਾਂ ਨੇ ਤੇ 5000 ਏਕੜ ਜ਼ਮੀਨ ਤੱਕ ਲਿਖਿਆ ਵੀ 5000 ਏਕੜ ਜ਼ਮੀਨ ਨਨਕਾਣਾ ਸਾਹਿਬ ਦੇ ਨਾਂ ਸੀ ਐਡੀ ਵੱਡੀ ਜ਼ਮੀਨ ਅੱਜ ਦੇ ਹਿਸਾਬ ਨਾਲ ਜ਼ਮੀਨ ਅੱਜ ਵੀ ਮਹਿੰਗੀ ਹੋਈ ਹੈ ਉਦੋਂ ਦੇ ਹਿਸਾਬ ਨਾਲ ਉਦੋਂ ਵੀ ਠੀਕ ਸੀ ਉਪਜਾਊ ਜ਼ਮੀਨ 5000 ਕਿੱਲਾ 5000 ਏਕੜ ਜ਼ਮੀਨ ਨਨਕਾਣਾ ਸਾਹਿਬ ਦੇ ਨਾਂ ਸੀ ਉਸ ਵੇਲੇ ਮਹਾਰਾਜੇ ਰਣਜੀਤ ਸਿੰਘ ਨੂੰ ਪੁੱਛਿਆ ਗਿਆ ਵੀ ਤੁਸੀਂ ਇਹ ਜ਼ਮੀਨ ਨਾ ਕਿਉਂ ਕਰਾਈ ਹੈ ਧਿਆਨ ਨਾਲ ਸੁਣਿਓ ਇਹ ਜਿਹੜੀ ਜ਼ਮੀਨ ਹੈ ਇਹ ਨਾਮ ਕਿਉਂ ਕਰਾਈ ਹੈ ਤੇ ਮਹਾਰਾਜੇ ਰਣਜੀਤ ਸਿੰਘ ਨੇ ਆਖਿਆ ਵੀ ਮੈਂ ਨਨਕਾਣਾ ਸਾਹਿਬ ਦੇ ਨਾਮ ਇਹ ਜ਼ਮੀਨ ਐਵੇਂ ਨਹੀਂ ਕਰਾਈ ਇਸ ਕਰਕੇ ਕਰਾਈ ਹੈ ਵੀ ਜਿਹੜੇ ਇੱਥੋਂ ਦੇ ਮਹੰਤ ਨੇ ਨਾ ਉਹ ਟਕੇ ਟਕੇ ਪਿੱਛੇ ਲੋਕਾਂ ਦੀਆਂ ਗੱਲਾਂ ਨਾ ਸੁਣਨ ਉਹਨਾਂ ਕੋਲ ਇੰਨਾ ਪੈਸਾ ਹੋਵੇ ਵੀ ਆਪਣੀ ਗੱਲ ਜੁਰਤ ਨਾਲ ਕਹਿ ਸਕਣ ਪੈਸਾ ਇੰਨਾ ਕੁ ਹੋਣਾ ਚਾਹੀਦਾ ਹੈ ਵੀ ਜਿਨ੍ਹਾਂ ਨੇ ਪ੍ਰਚਾਰ ਕਰਨਾ ਹੈ ਉਹ ਇਹ ਨਾ ਆਖੇ ਵੀ ਜੇ ਹੁਣ ਭੋਗ ਤੇ ਕਥਾ ਕਰਦਾ ਹੈ ਤੇ ਐਦਾਂ ਵੇਖੀ ਜਾਏ ਵੀ ਜੇ ਮੈਂ ਤਵਾ ਲਾਤਾ ਮੈਂ ਸ਼ਰਾਬ ਦੀ ਗੱਲ ਕਹਿਤੀ ਇਹ ਤੇ ਸਾਰਾ ਟੱਬਰ ਪੀਂਦਾ ਇਹਨਾਂ ਨੇ ਮੈਨੂੰ ਪੈਸੇ ਨਹੀਂ ਦੇਣੇ ਜੇ ਮੈਂ ਕਹਿਤਾ ਦਾਜ ਨਹੀਂ ਲੈਣਾ ਤੇ ਦਾਜ ਤੇ ਇਹਨਾਂ ਨੇ ਲੈਣਾ ਹੈ ਇਹਨਾਂ ਨੇ ਤੇ ਸਾਰੇ ਕੰਮ ਕਰਨੇ ਨੇ ਪ੍ਰਚਾਰਕ ਆਪਣੀ ਗੱਲ ਜੁਰਤ ਨਾਲ ਕਹਿ ਸਕੇ ਲੋਕਾਂ ਦਾ ਮੂੰਹ ਵੇਖ ਕੇ ਪ੍ਰਚਾਰ ਨਾ ਕਰੇ ਵੀ ਸਟੇਜ ਤੇ ਬੈਠਾ ਇਹ ਵੇਖੇ ਵੀ ਜੇ ਮੈਂ ਆਹ ਗੱਲ ਕਹਿਤੀ ਇਹਦੇ ਤੇ ਲੱਗ ਜਾਣੀ ਹੈ ਇਹਦਾ ਮੂੰਹ ਬਣ ਜਾਣਾ ਹੈ ਫਲਾਣੇ ਤੇ ਮੈਂ ਆਹ ਗੱਲ ਕਹਿਤੀ ਫਲਾਣੇ ਦਾ ਮੂੰਹ ਬਣ ਜਾਣਾ ਇਹਨੂੰ ਕਹਿੰਦੇ ਨੇ ਜਿਹੜਾ ਲੋਕਾਂ ਦੇ ਮੂੰਹ ਰੱਖ ਰੱਖ ਕੇ ਵੇਖ ਵੇਖ ਕੇ ਪ੍ਰਚਾਰ ਕਰਦਾ ਉਹਨੂੰ ਕਹਿੰਦੇ ਨੇ ਮੂੰਹ ਰੱਖ ਮੂੰਹ ਰੱਖਦਾ ਲੋਕਾਂ ਦੇ ਇੱਥੇ ਸਟੇਜ ਤੇ ਬਹਿ ਕੇ ਮੂੰਹ ਐਦਾਂ ਨਹੀਂ ਵੀ ਲੋਕੀ ਕੀ ਕਹਿਣਗੇ ਇਹ ਵੇਖਣਾ ਚਾਹੀਦਾ ਵੀ ਗੁਰੂ ਸਾਹਿਬ ਕੀ ਕਹਿੰਦੇ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਪ੍ਰਚਾਰਕ ਨੇ ਪ੍ਰਚਾਰ ਕਰਨਾ ਹੁੰਦਾ ਗੁਰੂ ਵੱਲ ਵੇਖ ਕੇ ਲੋਕਾਂ ਦੇ ਮੂੰਹ ਵੇਖ ਕੇ ਨਹੀਂ ਵੀ ਲੋਕੀ ਕੀ ਕਹਿੰਦੇ ਆ ਤੇ ਜਿਹੜੇ ਲੋਕਾਂ ਦਾ ਮੂੰਹ ਵੇਖ ਕੇ ਪ੍ਰਚਾਰ ਸਹੀ ਦੱਸਦੇ ਨਹੀਂ ਠੀਕ ਗੱਲ ਕਰਦੇ ਨਹੀਂ ਉਹਨੂੰ ਕਹਿੰਦੇ ਨੇ ਜਿੰਨਾ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ ਜਿਹੜੇ ਬੰਦੇ ਆਪਣੇ ਗੁਰੂ ਦਾ ਸੱਚਾ ਗਿਆਨ ਲੋਕਾਂ ਵੱਲ ਵੇਖ-ਵੇਖ ਕੇ ਲਪਾਉਂਦੇ ਆ ਨਾ ਜੀ ਦੁਨੀਆ ਵੱਲ ਵੇਖ ਕੇ ਵੀ ਦੁਨੀਆ ਨੂੰ ਖੁਸ਼ ਕਰ ਲੋ ਲੋਕੀ ਕੀ ਕਹਿੰਦੇ ਐ ਜਿਹੜੇ ਦੁਨੀਆ ਨੂੰ ਖੁਸ਼ ਕਰਨ ਵਾਸਤੇ ਆਪਣੇ ਗੁਰੂ ਦਾ ਸੱਚਾ ਗਿਆਨ ਲੁਕਾਉਂਦੇ ਐ ਉਹਨੂੰ ਗੁਰੂ ਸਾਹਿਬ ਕਹਿੰਦੇ ਨੇ ਜਿਨ੍ਹਾਂ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ ਹਰ ਜੀਓ ਤਿੰਨ ਕਾ ਦਰਸ਼ਨ ਨਾ ਕਰਹੁ ਪਾਪਿਸਟ ਹਥਿਆਰੀ ਕਹਿੰਦੇ ਇਹ ਪਾਪੀ ਤੇ ਹਥਿਆਰਾ ਬੰਦਾ ਹੈ ਇਹ ਲੋਕਾਂ ਦੀਆਂ ਨੋਟਾਂ ਤੇ ਵੋਟਾਂ ਕਰਕੇ ਕਹਿੰਦੇ ਗੁਰੂ ਦਾ ਗਿਆਨ ਲੁਕੋ ਗਿਆ ਖੋ ਸਤਨਾਮ ਸ੍ਰੀ ਵਾਹਿਗੁਰੂ ਨੋਟਾਂ ਤੇ ਵੋਟਾਂ ਕਰਕੇ ਗੁਰੂ ਦਾ ਸੱਚਾ ਗਿਆਨ ਲੁਕੋ ਗਿਆ ਅੱਜ ਸੱਚਾ ਗਿਆਨ ਬਹੁਤਾ ਦੁਨੀਆ 'ਚ ਕਿਉਂ ਨਹੀਂ ਫੈਲ ਫੈਲਿਆ ਕਿਉਂਕਿ ਬਹੁਤੇ ਬੰਦੇ ਡਰ ਜਾਂਦੇ ਐ ਕਿ ਜੇ ਗ੍ਰੰਥੀ ਨੂੰ ਪਤਾ ਹੈ ਵੀ ਬਾਣੀ ਚਾਹ ਲਿਖਿਆ ਹੈ ਤੇ ਜੇ ਮੈਂ ਸੁਣਾਤਾ ਮੈਨੂੰ ਅਗਲੇ ਦਿਨ ਹੀ ਕਮੇਟੀ ਨੇ ਕਹਿਣਾ ਚੱਕ ਕਸ਼ਹਿਰਾ ਤੌਲੀਆ ਭੱਜ ਜਾ ਇੱਥੋਂ ਤੂੰ ਆ ਨਵੀਂ ਹੋਈ ਕਥਾ ਲੱਗ ਪਿਆ ਕਰਨ ਬਾਣੀ 'ਚ ਲਿਖਿਆ ਹੁੰਦਾ ਡਰਦਾ ਮਾਰਾ ਨਹੀਂ ਬੋਲਦਾ ਮੇਰੀ ਛੁੱਟੀ ਕਰ ਦੇਣਗੇ ਉਹਨੂੰ ਪਤਾ ਹੈ ਵੀ ਬਾਣੀ 'ਚ ਆ ਲਿਖਿਆ ਹੈ ਪਰ ਬਾਣੀ ਦਾ ਸੱਚ ਡਰਦਾ ਮਾਰਾ ਕਹਿੰਦਾ ਹੀ ਨਹੀਂ ਤੇ ਦੁਨੀਆ ਕਰਦੀ ਵੀ ਇਦਾਂ ਹੀ ਹੈ ਜੀ ਜੇ ਸਵੇਰੇ ਉੱਠ ਕੇ ਰੋਜ਼ ਉਹ ਗ੍ਰੰਥੀ ਅੱਜ ਵੀ ਤੁਹਾਡੇ 'ਚ ਕੋਈ ਹੋਵੇ ਰੋਜ਼ ਉੱਠ ਕੇ ਸ਼ਰਾਬ ਦੀ ਗੱਲ ਕਰੇ ਵੀ ਮਾੜੀ ਐ ਮਾੜੀ ਐ ਜਿੰਨੇ ਪਿੰਡ ਦੇ ਸ਼ਰਾਬੀ ਨੇ ਉਹ ਹੁਣ ਉਹਨਾਂ ਨੇ ਕਹਿਣਾ ਹੀ ਐ ਵੀ ਇਹਨੂੰ ਬਾਬੇ ਨੂੰ ਕੱਢੋ ਤੂੰ ਇਹਨੂੰ ਹੋਰ ਨਹੀਂ ਗੱਲ ਆਉਂਦੀ ਕੋਈ ਤੈਨੂੰ ਸ਼ਰਾਬੀ ਵੀ ਦਿਸਦੇ ਲੋਕੀ ਸੱਚ ਸੁਣਨਾ ਨਹੀਂ ਜੀ ਚਾਹੁੰਦੇ ਫਿਰ ਜਿਹੜੇ ਕਥਾ ਕਰਨ ਵਾਲੇ ਐ ਉਹ ਲੋਕਾਂ ਦੇ ਮੂੰਹ ਵੇਖ ਵੇਖ ਕੇ ਕਥਾ ਕਰਦੇ ਐ ਤੇ ਇਸੇ ਨੂੰ ਫਿਰ ਜੇ ਆਪਾਂ ਕਹੀਏ ਅੱਗੇ ਪੜਦੇ ਹੀ ਆ ਨਾ ਕਈ ਵਾਰੀ ਪਰ ਮਨ ਵਿੱਚ ਹੋਣਾ ਕੀ ਚਾਹੀਦਾ ਹੈ ਮਨ ਵਿੱਚ ਹੋਣਾ ਕੀ ਚਾਹੀਦਾ ਜੀ ਮੇਰਾ ਰੁਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜੇ ਹੁਸੈਨ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰਸ ਜੇ ਮੇਰਾ ਹੁਸੈਨ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰਸ ਜੇ ਮੇਰਾ ਹੁਸੈਨ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰਸ ਜੇ ਮੇਰਾ ਹੁਸੈਨ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਦੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਦੇ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਦੇ ਮੇਰਾ ਰੁਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰਸ ਰੁਸਦੇ ਜਗ ਭਾਵੇਂ ਸਾਰਾ ਰਸ ਤੇ ਮੇਰਾ ਰੁਸੇ ਨਾਗਲ ਕੀਆ ਵਾਰਾ ਜਗ ਭਾਵੇਂ ਸਾਰਾ ਰਸ ਰੁਸਦੇ ਮੇਰਾ ਰੁਸੇ ਨਾਗਲ ਕੀਆ ਜਗ ਪਾਵੇ ਸਾਰਾ ਰੁਸਦੇ ਮੇਰਾ ਰੁਸੇ ਨਾ ਲਗੀਆਂ ਵਾਲਾ ਜਗ ਪਾਵੇ ਸਾਰਾ ਰੁਸਦੇ ਮੇਰੇ ਪਿਆਰੇ ਜਗ ਪਾਵੇ ਸਾਰਾ ਵਾ ਵਾ ਵਾ ਜਗ ਪਾਵੇ ਸਾਰਾ ਰੁਸਦੇ ਜਗ ਵਾ ਵਾ ਵਾ ਜਗ ਪਿਆਰੇ ਜਗ ਵਾ ਵਾ ਵਾ ਜਗ ਸਾਰਾ ਰੁਸ ਜੇ ਮੇਰਾ ਰੁਸੇ ਨਾ ਕਲ ਕੀ ਆਵਾ ਨਕਲ ਕੀਆਂ ਵਾਲਾ ਭਾਗ ਸਾਰਾ ਕੁਝ ਜੇ ਮੇਰਾ ਰੁਸੇ ਨਾ ਕੀਆਂ ਵਾਲਾ ਫੜੋ ਫੜੋ ਸਾਰੇ ਮੇਰਾ ਰੁਸੇ ਨਾ ਕੀਆਂ ਵਾਲਾ ਭਾਗ ਸਾਰਾ ਕੁਝ ਜੇ ਮੇਰਾ ਰੁਸੇ ਨਾ ਕੀਆਂ ਵਾਲਾ

ਰੁੱਸਦੀ ਏ ਦੁਨੀਆ ਬਸ਼ੱਕ ਰੁੱਸ ਜੇ ਇਹ ਦ੍ਰਿੜਤਾ ਗੁਰੂ ਦੇ ਸਿੱਖ ਨੂੰ ਰੱਖਣੀ ਚਾਹੀਦੀ ਭਰੋਸਾ ਰੱਖਣਾ ਚਾਹੀਦਾ ਜੀ ਦੁਨੀਆ ਇੱਧਰ ਦੀ ਇੱਧਰ ਹੋ ਜੇ ਭਰੋਸਾ ਰੱਖੇ ਆਪਣੀ ਸਤਿਗੁਰੂ ਦੀ ਬਾਣੀ ਦੀ ਵਿਚਾਰ ਕਰੇ ਕਥਾ ਕਰੇ ਅੱਗ ਲੱਗੇ ਤੁਹਾਡੇ ਨੋਟਾਂ ਨੂੰ ਤੇ ਲੱਗੇ ਤੁਹਾਡੀਆਂ ਵੋਟਾਂ ਨੂੰ ਅਸਲ ਵਿੱਚ ਗੁਰੂ ਦੀ ਕਥਾ ਸੁਣਾਓ ਗੁਰੂ ਦਾ ਸੱਚ ਸੁਣਾਓ ਲੋਕਾਂ ਦਾ ਭਲਾ ਹੋਵੇ ਕਮੇਟੀ ਕਵੇ ਲੋਕ ਟੁੱਟ ਜਾਣਗੇ ਆ ਕਥਾ ਨਾ ਕਰਿਆ ਕਰ ਕਮੇਟੀ ਕਵੇ ਆ ਕੇ ਕਮੇਟੀ ਕਵੇ ਵੀ ਆ ਕਥਾ ਨਾ ਕਰਿਆ ਕਰ ਲੋਕ ਟੁੱਟ ਜਾਣਗੇ ਨੋਟ ਨਹੀਂ ਆਉਣੇ ਲੋਕ ਟੁੱਟ ਜਾਣਗੇ ਤੇ ਗਰੰਤੀ ਆ ਕੇ ਸੱਚ ਦੀ ਕਥਾ ਸੁਣਾਓ ਮੈਨੇਜਰ ਦਾ ਕੰਮ ਹੁੰਦਾ ਹੈ ਵੇਖੇ ਹਸਪੀਟਲ ਵਿੱਚ ਆ ਕੇ ਬਿੱਲ ਬੱਤੀਆਂ ਠੀਕ ਨੇ ਲਾਈਟ ਠੀਕ ਹੈ ਹਸਪੀਟਲ ਚ ਆ ਕੇ ਚੈੱਕ ਕਰੇ ਸਾਰਾ ਕੁਝ ਨਿਗਾਹ ਮਾਰੇ ਡਾਕਟਰ ਨੂੰ ਇਹ ਨਾ ਦੱਸੇ ਵੀ ਆਹ ਟੀਕਾ ਲਾ ਤੇ ਆਹ ਨਾ ਲਾਏ ਡਾਕਟਰ ਨੇ ਵੇਖਣਾ ਹੈ ਆਖੋ ਸਤਨਾਮ ਵਿਸ਼ਵਾਸ ਆ ਗਈ ਨਾ ਸਮਝ ਚ ਗੱਲ ਵੀ ਡਾਕਟਰ ਨੂੰ ਡਾਕਟਰ ਨੂੰ ਕਹਿਣ ਵਾਲਾ ਮੈਨੇਜਰ ਕੌਣ ਹੁੰਦਾ ਬਈ ਮੈਨੇਜਰ ਦਾ ਕੰਮ ਹੈ ਉਹ ਬਾਹਰ ਵੇਖੇ ਵੀ ਲਾਈਟ ਸਿਸਟਮ ਠੀਕ ਹੈ ਪ੍ਰਬੰਧਕ ਹੈ ਨਾ ਜੀ ਪ੍ਰਬੰਧਕ ਵੇਖੇ ਕਿ ਪ੍ਰਬੰਧ ਠੀਕ ਹੈ ਹਸਪੀਟਲ ਵਿੱਚ ਬਹਿਣ ਦਾ ਪ੍ਰਬੰਧ ਹੈ ਪਾਣੀ ਦਾ ਪ੍ਰਬੰਧ ਹੈ ਬੈੱਡ ਵਗੈਰਾ ਸਭ ਠੀਕ ਲੱਗੇ ਆ ਤੇ ਜਿਹੜਾ ਹਸਪੀਟਲ ਦਾ ਪ੍ਰਬੰਧਕ ਹੈ ਉਹ ਡਾਕਟਰ ਨੂੰ ਇਹ ਨਾ ਦੱਸੇ ਵੀ ਆਹ ਟੀਕਾ ਲਾ ਤੇ ਆ ਨਾ ਲਾ ਤੇ ਡਾਕਟਰ ਜੇ ਡਾਕਟਰ ਦਾ ਵੀ ਫਰਜ਼ ਬਣਦਾ ਪ੍ਰਬੰਧਕ ਨੂੰ ਕਵੇ ਵੀ ਆਪਣੀ ਬਿਜਲੀ ਵੱਲ ਵੇਖ ਆਪਣੇ ਕੰਮ ਵੱਲ ਵੇਖ ਤੂੰ ਮੈਨੂੰ ਨਾ ਦੱਸ ਵੀ ਟੀਕਾ ਲਾ ਕੇ ਨਾ ਲਾ ਤੇ ਗ੍ਰੰਥੀ ਨੂੰ ਕਹਿਣਾ ਚਾਹੀਦਾ ਕਮੇਟੀ ਵਾਲਿਓ ਕਥਾ ਮੈਂ ਗੁਰਬਾਣੀ ਦੀ ਕਰਨੀ ਹੈ ਤੁਸੀਂ ਮੈਨੂੰ ਇਹ ਨਾ ਦੱਸੋ ਵੀ ਆਹ ਕਥਾ ਕਰ ਤੇ ਆ ਨਾ ਕਰ ਇਹ ਤੇ ਜੋ ਮੇਰਾ ਗੁਰੂ ਕਹਿੰਦਾ ਆਪਾਂ ਸੁਣਾਣਾ ਹੈ ਤੁਸੀਂ ਗੁਰਦੁਆਰੇ ਦਾ ਪ੍ਰਬੰਧ ਵੇਖੋ ਵੀ ਲਾਈਟ ਠੀਕ ਹੈ ਦਰੀਆਂ ਠੀਕ ਨੇ ਲੰਗਰ ਦਾ ਪ੍ਰਬੰਧ ਵੇਖੋ ਲੰਗਰ ਠੀਕ ਹੈ ਮੈਨੂੰ ਸਟੇਜ ਤੇ ਬੋਲਣ ਦਿਓ ਮੈਂ ਉਹ ਬੋਲਾਂਗਾ ਜੋ ਮੇਰੇ ਗੁਰੂ ਜੀ ਕਹਿਣਗੇ ਇਦਾਂ ਹੀ ਚਾਹੀਦਾ ਕਿ ਨਹੀਂ ਤੇ ਅੱਜ ਕੱਲ ਪ੍ਰਬੰਧਕ ਡਾਕਟਰ ਨੂੰ ਕਹਿੰਦੇ ਨੇ ਵੀ ਆਹ ਟੀਕਾ ਲਾ ਦੇ ਆ ਨਾ ਲਾ ਦੱਸੋ ਫਿਰ ਇਦਾਂ ਮਰੀਜ਼ ਠੀਕ ਹੋ ਸਕਦੇ ਕਿਤੇ ਇਦਾਂ ਸਾਡੇ ਪਿੰਡ ਦਾ ਭਲਾ ਹੋ ਸਕਦਾ ਇਦਾਂ ਸਾਡਾ ਸੁਧਾਰ ਹੋ ਸਕਦਾ ਕਿਤੇ ਜੇ ਡਾਕਟਰ ਪ੍ਰਬੰਧਕਾਂ ਨੂੰ ਪੁੱਛ-ਪੁੱਛ ਕੇ ਟੀਕੇ ਲਾਏਗਾ ਦਵਾਈ ਦਾਏਗਾ ਇਸ ਕਰਕੇ ਗੁਰੂ ਤੋਂ ਪੁੱਛਣਾ ਹੈ ਸੋ ਪ੍ਰਬੰਧ ਜਿਹੜਾ ਸੀ ਜੀ ਬਹੁਤ ਜ਼ਿਆਦਾ ਗੁਰਦੁਆਰਿਆਂ ਦਾ ਪ੍ਰਬੰਧ ਵਿਗੜ ਗਿਆ ਵਿਗੜਿਆ ਕਿਵੇਂ 5000 ਏਕੜ ਜ਼ਮੀਨ ਨਨਕਾਣਾ ਸਾਹਿਬ ਦੇ ਨਾਂ ਬਾਕੀ ਗੁਰਦੁਆਰਿਆਂ ਦੇ ਨਾਂ ਤੇ ਜ਼ਮੀਨਾਂ ਬਹੁਤ ਸੀ ਤੇ ਜ਼ਮੀਨਾਂ ਤੇ ਕਬਜ਼ੇ ਕਰ ਜਦੋਂ ਹੋ ਗਏ ਮਹੰਤਾਂ ਦੇ ਇੱਕ ਪੀੜ੍ਹੀ ਨੇ ਪ੍ਰਚਾਰ ਕੀਤਾ ਜਦੋਂ ਦੂਜੀ ਤੀਜੀ ਪੀੜ੍ਹੀ ਆਈ ਤੇ ਸਾਰੇ ਵਿਗੜ ਗਏ ਪੈਸਾ ਬਹੁਤ ਜ਼ਿਆਦਾ ਸੀ ਮਹੰਤ ਇਆਸ਼ੀਆਂ ਲੱਗ ਪਏ ਕਰਨ ਪ੍ਰਚਾਰ ਭੁੱਲ ਗਿਆ ਸੱਚ ਦਾ ਪ੍ਰਚਾਰ ਛੱਡ ਕੇ ਤੇ ਇੱਕ ਪੀੜ੍ਹੀ ਆਈ ਦੂਜੀ ਪੀੜ੍ਹੀ ਆਈ ਤੀਜੀ ਪੀੜ੍ਹੀ ਆਈ ਬਸ ਫਿਰ ਜ਼ਮੀਨਾਂ ਜਾਇਦਾਦਾਂ ਬਥੇਰੀਆਂ ਸੀ ਕਹਿੰਦੇ ਸਰੋਵਰ ਦੀਆਂ ਸਰੋਵਰ ਦੇ ਪਾਣੀ ਵਿੱਚ ਸਰੋਵਰ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਠੰਡੀਆਂ ਕਰ ਕਰਕੇ ਪੀਂਦੇ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਐਡਾ ਬੇੜਾ ਗਰਕ ਗਿਆ ਸੀ ਜੀ ਮਹੰਤਾਂ ਦਾ ਰਣਜੀਤ ਸਿੰਘ ਮਹਾਰਾਜੇ ਨੇ ਕੰਮ ਤੇ ਚੰਗਾ ਕੀਤਾ ਸੀ ਜਾਗੀਰਾਂ ਦੇਣ ਵਾਲਾ ਪਰ ਜਦੋਂ ਮਹੰਤ ਵਿਗੜੇ ਇਆਸ਼ ਇਆਸ਼ੀਆਂ ਲੱਗ ਪਏ ਕਰਨ ਮਹੰਤ ਐਸਾ ਬੇੜਾ ਗਰਕਿਆ ਕਿ ਉਹਨਾਂ ਨੇ ਫਿਰ ਇਦਾਂ ਦੇ ਗਲਤ ਕੰਮ ਕਰਨੇ ਸ਼ੁਰੂ ਕਰ ਦਿੱਤੇ ਮਹੰਤਾਂ ਦੇ ਕਬਜ਼ੇ ਹਰਮੰਦਰ ਸਾਹਿਬ ਵੀ ਮਹੰਤਾਂ ਦਾ ਕਬਜ਼ਾ ਤਰਨਤਾਰਨ ਵੀ ਮਹੰਤਾਂ ਦਾ ਕਬਜ਼ਾ ਨਨਕਾਣਾ ਸਾਹਿਬ ਵੀ ਮਹੰਤਾਂ ਦਾ ਕਬਜ਼ਾ ਆਨੰਦਪੁਰ ਸਾਹਿਬ ਵੀ ਮਹੰਤਾਂ ਦਾ ਕਬਜ਼ਾ ਸਾਰੇ ਮਹੰਤ ਤੇ ਮਹੰਤ ਉਦਾਸੀ ਧੂਣੇ ਲਾਉਣ ਵਾਲੇ ਭਗਵੇਂ ਕੱਪੜੇ ਪਾਉਣ ਵਾਲੇ ਭਗਵੇਂ ਸਾਧ ਹੁੰਦੇ ਨੇ ਜਿਹੜੇ ਇਹ ਸੀ ਸਾਰੇ ਭਗਵੇਂ ਕੱਪੜੇ ਪਾਉਣ ਵਾਲੇ ਤੇ ਗੰਦ ਇਹਨਾਂ ਨੇ ਇੰਨਾ ਪਾਤਾ ਜੇ ਕੋਈ ਬੰਦਾ ਨਨਕਾਣਾ ਸਾਹਿਬ ਦੇ ਵਿੱਚ ਅੰਮ੍ਰਿਤ ਧਾਰੀ ਜਾਂਦਾ ਸੀ ਇਸ਼ਨਾਨ ਕਰਨ ਉਹਦੇ ਕਕਾਰ ਧੱਕੇ ਨਾਲ ਲਵਾ ਲੈਂਦੇ ਸੀ ਕਕਾਰ ਲਵਾ ਲੈਂਦੇ ਸੀ ਉਹਦੇ ਇੱਕ ਸਿੰਧੀ ਜੱਜ ਸਿੰਧ ਸਿੰਧੀ ਜੱਜ ਨਨਕਾਣਾ ਸਾਹਿਬ ਆਇਆ ਉਹਦੇ ਮਨ ਵਿੱਚ ਸ਼ਰਧਾ ਸੀ ਸਿੰਧੀ ਜੱਜ ਜਦੋਂ ਨਨਕਾਣਾ ਸਾਹਿਬ ਆ ਕੇ ਅਰਦਾਸ ਕਰਦਾ ਹੈ ਉਹ ਸ਼ੁਕਰਾਨਾ ਕਰਨ ਲਈ ਰਿਟਾਇਰ ਰਿਟਾਇਰਮੈਂਟ ਲੈ ਕੇ ਜਦੋਂ ਆਇਆ ਉਸ ਵੇਲੇ ਆਪਣੀ ਬੱਚੀ ਨੂੰ ਨਾਲ ਲੈ ਕੇ ਆਇਆ ਤੇ ਉਹਨੇ ਰਾਤ ਦੇ ਵੇਲੇ ਕਮਰੇ ਦੇ ਵਿੱਚ ਹਨੇਰਾ ਸੀ ਤੇ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਤੇ ਗੁਰੂ ਨਾਨਕ ਤੇ ਸ਼ਰਧਾ ਰੱਖਣ ਵਾਲਾ ਮੱਥਾ ਟੇਕਣ ਜਾਂਦਾ ਹੈ ਸਿੰਧੀ ਜੱਜ ਨੇ ਮਹੰਤਾਂ ਨੂੰ ਕਿਹਾ ਮਹੰਤ ਦੇ ਗੁੰਡੇ ਰੱਖੇ ਹੋਏ ਸੀ ਗੁੰਡੇ ਪਾਲੇ ਹੋਏ ਸੀ ਮਹੰਤ ਨੇ ਗੁੰਡੇ ਅੰਗਰੇਜ਼ਾਂ ਦੀ ਸ਼ਹਿ ਸੀ ਜੀ ਅੰਗਰੇਜ਼ਾਂ ਦੀ ਸ਼ਹਿ ਸੀ ਮਹੰਤਾਂ ਨੂੰ ਪੂਰੀ ਇਹ ਜਿਹੜੀ ਗੁੰਡਾਗਰਦੀ ਬਹੁਤੇ ਬਾਬੇ ਕਰਦੇ ਆ ਸਰਕਾਰਾਂ ਦੀ ਸ਼ਹਿ ਤੇ ਕਰਦੇ ਆ ਜੇ ਸਰਕਾਰਾਂ ਦੀ ਸ਼ਹਿ ਨਾ ਹੋਵੇ ਫਿਰ ਗੁੰਡਾਗਰਦੀ ਨਹੀਂ ਕਰ ਸਕਦੇ ਇਹ ਜਿੰਨਾ ਗੁੰਡਾਗਰਦੀਆਂ ਕਰਨਗੇ ਜ਼ਮੀਨਾਂ ਤੇ ਕਬਜ਼ੇ ਕਰਨਗੇ ਦੱਬਣਗੇ ਜ਼ਮੀਨਾਂ ਧੱਕੇ ਨਾਲ ਹੀ ਆ ਕੇ ਘੋੜੇ ਛੱਡ ਦੇਣਗੇ ਇਹ ਬਹੁਤੇ ਸਰਕਾਰ ਦੀ ਸ਼ਹਿ ਤੇ ਕਰਦੇ ਆ ਸਾਰਾ ਕੁਝ ਇੱਕ ਤੇ ਗੁੰਡੇ ਸ਼ਰਿਆਮ ਹੁੰਦੇ ਨੇ ਹਾਕੀਆਂ ਲੈ ਕੇ ਜਿਹੜੇ ਪਿੰਡਾਂ 'ਚ ਫਿਰਦੇ ਗੁੰਡੇ ਸ਼ਰਿਆਮ ਤੇ ਇੱਕ ਇਹ ਬਾਬਿਆਂ ਦੇ ਰੂਪ ਵਿੱਚ ਗੁੰਡੇ ਹੁੰਦੇ ਨੇ ਉੱਤੋਂ ਬਾਬੇ ਐ ਵਿੱਚੋਂ ਗੁੰਡੇ ਐ ਛੱਡੇ ਸਰਕਾਰ ਦੇ ਹੀ ਹੁੰਦੇ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਕਬਜ਼ੇ ਕਰਦੇ ਆ ਕਬਜ਼ੇ ਬੰਦੇ ਇਦਾਂ ਦੇ ਹੁੰਦੇ ਆ ਜੀ ਹੁਣ ਉਹਨਾਂ ਨੇ ਗੁੰਡਾਗਰਦੀ ਬੜੀ ਕੀਤੀ ਉਹ ਮਹੰਤ ਕਹਿੰਦਾ ਹੈ ਮਹੰਤ ਦੇ ਬੰਦੇ ਜਿਹੜੇ ਆਏ ਉਹ ਕਹਿੰਦੇ ਜੱਜ ਸਾਹਿਬ ਤੇਲ ਭੇਜ ਦਿੰਨੇ ਆ ਦੀਵਾ ਭੇਜ ਦਿੰਨੇ ਆ ਲੜਕੀ ਨੂੰ ਨਾਲ ਭੇਜ ਦੇ ਉਹਨੇ ਕਿਹਾ ਜਾ ਬੇਟਾ ਚੱਕ ਤੇਰੇ ਨਾਲ ਜਾ ਇਹਨਾਂ ਦੇ ਆ ਇਹਨਾਂ ਮੁੰਡਿਆਂ ਦੇ ਵੀਰਾਂ ਦੇ ਨਾਲ ਜਾ ਤੇ ਲੈ ਆ ਜਾ ਕੇ ਜਾਂ ਦੀਵਾ ਲੈ ਆ ਮਾਫ ਕਰਨਾ ਚਲੋ ਇਹ ਗੱਲ ਕਹਿਣੀ ਪਏਗੀ ਮਹੰਤ ਦੇ ਵਿਗੜੇ ਬੰਦਿਆਂ ਨੇ ਉਹ ਬੱਚੀ ਵਾਪਸ ਨਹੀਂ ਆਈ 2-3 ਵਜੇ ਜਦੋਂ ਵਾਪਸ ਆਈ ਉਹਨੇ ਆ ਕੇ ਦੱਸਿਆ ਵੀ ਮੇਰੀ ਪੱਤ ਲੁੱਟ ਲਈ 13 ਸਾਲ ਦੀ ਬੱਚੀ ਦੀ ਨਨਕਾਣਾ ਸਾਹਿਬ ਦੀ ਧਰਤੀ ਉੱਤੇ ਪੱਤ ਲੁੱਟੀ ਗਈ ਮਹੰਤ ਦੇ ਬੰਦਿਆਂ ਵੱਲੋਂ ਇੰਨਾ ਗੰਦ ਪੈ ਗਿਆ ਨਨਕਾਣਾ ਸਾਹਿਬ ਦੀ ਧਰਤੀ ਤੇ ਇਹ ਕੁਝ ਹੋ ਰਿਹਾ ਸੀ ਉਹ ਸਿੰਧੀ ਜੱਜ ਜਾ ਕੇ ਰੋਇਆ ਖਾਲਸੇ ਅੱਗੇ ਕਹਿੰਦਾ ਓਏ ਕਿੱਧਰ ਗਈ ਤੁਹਾਡੀ ਅਣਖ ਤੁਸੀਂ ਤੇ ਲੋਕਾਂ ਦੀਆਂ ਧੀਆਂ ਭੈਣਾਂ ਦੇ ਡੋਲੇ ਛਡਾ ਛਡਾ ਲਿਆਉਂਦੇ ਰਹੇ ਹੋ ਤੇ ਮੈਂ ਤੇ ਆਪਣੀ ਧੀ ਦੀ ਪੱਤ ਗਵਾ ਬੈਠਾ ਨਨਕਾਣਾ ਸਾਹਿਬ ਜਾ ਕੇ ਤੁਸੀਂ ਤੇ ਲੋਕਾਂ ਦੀਆਂ ਧੀਆਂ ਭੈਣਾਂ ਛਡਾਉਂਦੇ ਰਹੇ ਹੋ ਤੁਸੀਂ ਐਡੇ ਵਿਗੜ ਗਏ ਐਨੇ ਹਾਲਾਤ ਵਿਗੜ ਗਏ ਉਹਨੇ ਜਾ ਕੇ ਜਦੋਂ ਇਹ ਹਾਲਾਤ ਬਿਆਨ ਕੀਤੇ ਤੇ ਦੂਜੇ ਪਾਸੇ ਤਰਨਤਾਰਨ ਸਾਹਿਬ ਦੀ ਧਰਤੀ ਤੇ ਵੀ ਇਹ ਕੁਝ ਹੋਇਆ ਤਰਨਤਾਰਨ ਸਾਹਿਬ ਦੀ ਧਰਤੀ ਉੱਤੇ ਵੀ ਇਦਾਂ ਹੀ ਕੁਝ ਬਣਦਾ ਸੀ ਉੱਥੇ ਇੱਕ ਪ੍ਰਚਾਰ ਕਰਨ ਆਇਆ ਸੰਤ ਸਿੰਘ ਨਾਮਕ ਸਿੱਖ ਉਹਨੇ ਆ ਕੇ ਸਿੱਖੀ ਦਾ ਅੰਮ੍ਰਿਤ ਦਾ ਪ੍ਰਚਾਰ ਕੀਤਾ ਤੇ ਉਹਨੂੰ ਧੱਕੇ ਮਾਰੇ ਗਏ ਤਰਨਤਾਰਨ ਵਿੱਚੋਂ ਉਹਦੇ ਪੁੱਤਰ ਦੇ ਨਾਲ ਪੱਥਰ ਬੰਨ ਕੇ ਸਰੋਵਰ ਵਿੱਚ ਡੋਬਿਆ ਉਹਦੀ ਨਿੱਕੀ ਜੀ ਬੱਚੀ ਨੂੰ ਧੱਕੇ ਮਾਰੇ ਇਹਦਾ ਰੌਲਾ ਜਦੋਂ ਪਿਆ ਤੇ ਸੰਗਤ ਇਕੱਠੀ ਹੋ ਕੇ ਗਈ ਹਜ਼ਾਰਾ ਸਿੰਘ ਭਾਈ ਹਜ਼ਾਰਾ ਸਿੰਘ ਤੇ ਭਾਈ ਹੁਕਮ ਸਿੰਘ ਦੋ ਸਿੰਘ ਸ਼ਹੀਦ ਹੋਏ ਸੀ ਤਰਨ ਤਾਰਨ ਸਾਹਿਬ ਦਾ ਜਦੋਂ ਸਾਕਾ ਹੁੰਦਾ ਇਹ ਦੋ ਸਿੰਘ ਮੱਥਾ ਲੱਗੇ ਟੇਕਣ ਮਹੰਤ ਦੇ ਬੰਦਿਆਂ ਨੇ ਵਾਰ ਕੀਤਾ ਹਜ਼ਾਰਾ ਸਿੰਘ ਵੀ ਸ਼ਹੀਦ ਹੋਇਆ ਹੁਕਮ ਸਿੰਘ ਵੀ ਸ਼ਹੀਦ ਹੋਇਆ ਤੇ ਫਿਰ ਉੱਥੇ ਸਾਰੀ ਕੌਮ ਇਕੱਠੀ ਹੋਈ ਤਰਨ ਤਾਰਨ ਸਾਹਿਬ ਦਾ ਕਬਜ਼ਾ ਲਿਆ ਨੋਟ ਕਰਿਓ ਭੋਗ ਲੱਗਾ ਪੈਣ ਅਰਦਾਸ ਲੱਗੀ ਹੋਣ ਭੋਗ ਪੈਣ ਲੱਗਾ ਅਰਦਾਸ ਹੋਣ ਲੱਗੀ ਉਸ ਵੇਲੇ ਭਾਈ ਹਜ਼ਾਰਾ ਸਿੰਘ ਦੀ ਅੰਤਮ ਅਰਦਾਸ ਤੇ ਭਾਈ ਲక్ష్మణ ਸਿੰਘ ਨਾ ਐਦਾਂ ਖੜਾ ਹੋ ਗਿਆ ਤੇ ਖੜਾ ਹੋ ਕੇ ਪਤਾ ਕੀ ਕਹਿੰਦਾ ਸੰਗਤ ਜੀ ਸਾਰੇ ਜਣੇ ਅਰਦਾਸ ਕਰੋ ਵੀ ਜਿਵੇਂ ਤਰਨਤਾਰਨ ਸਾਹਿਬ ਸਾਡੇ ਹਵਾਲੇ ਆ ਗਿਆ ਨਨਕਾਣਾ ਸਾਹਿਬ ਵੀ ਇਦਾਂ ਹੀ ਆਵੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਆ ਗੱਲ ਅਗਲੀ ਸੁਣਿਓ ਆ ਸੁਣਿਓ ਉਹਨੇ ਕਿਹਾ ਜਿਵੇਂ ਜਿਵੇਂ ਸ਼ਹੀਦੀ ਹਜ਼ਾਰਾ ਸਿੰਘ ਤੇ ਹੁਕਮ ਸਿੰਘ ਦੀ ਹੋਈ ਹੈ ਨਨਕਾਣਾ ਤਰਨਤਾਰਨ ਸਾਹਿਬ ਤਰਨਤਾਰਨ ਸਾਹਿਬ ਦੋ ਸ਼ਹੀਦੀਆਂ ਹੋਈਆਂ ਹੈ ਤਾਂ ਤਰਨਤਾਰਨ ਸਾਹਿਬ ਸਾਡੇ ਸੰਗਤ ਦੇ ਹਵਾਲੇ ਆ ਸੇਵਾ ਮਿਲ ਗਈ ਤੇ ਉਥੇ ਅਰਦਾਸ ਕੀਤੀ ਕਹਿੰਦਾ ਲక్ష్మణ ਸਿੰਘ ਅਰਦਾਸ ਕਰੋ ਨਨਕਾਣਾ ਸਾਹਿਬ ਵਾਸਤੇ ਸ਼ਹੀਦੀ ਮੈਂ ਦਿਆਂ ਤੇ ਪ੍ਰਬੰਧ ਮਹੰਤਾਂ ਤੋਂ ਹਟ ਕੇ ਸੰਗਤ ਦੇ ਹੱਥ ਵਿੱਚ ਆ ਜਾਏ ਆ ਨੋਟ ਕਰਿਓ ਸ਼ਹੀਦੀ ਮੈਂ ਦਿਆਂ ਤੇ ਪ੍ਰਬੰਧ ਸੰਗਤ ਦੇ ਹੱਥਾਂ 'ਚ ਆ ਜਾਏ ਇਹ ਹੋ ਸਕਦਾ ਜੀ ਅੱਜ ਅੱਜ ਹੋ ਸਕਦੇ ਨੇ ਇਦਾਂ ਦੇ ਬੰਦੇ ਉਹ ਕਹਿਣਗੇ ਮਰਨ ਲੋਕ ਨਜ਼ਾਰੇ ਅਸੀਂ ਲਈਏ ਅੱਖੋ ਸਤਨਾਮ ਸ੍ਰੀ ਵਾਹਿਗੁਰੂ ਇਦਾਂ ਹੀ ਆ ਜੀ ਸ਼ਹੀਦ ਕੋਈ ਹੋਰ ਹੋਵੇ ਤੇ ਸ਼ਹੀਦਾਂ ਦੇ ਨਾਂ ਤੇ ਰੋਟੀਆਂ ਫਿਰ ਅਸੀਂ ਖਾਈਏ ਸਾਰੀ ਜ਼ਿੰਦਗੀ ਰੋਟੀਆਂ ਖਾਈਏ ਸ਼ਹੀਦਾਂ ਦੇ ਨਾਂ ਤੇ ਮਰੇ ਕੋਈ ਪ੍ਰਬੰਧ ਮੈਨੂੰ ਦੇ ਦਿਓ ਪ੍ਰਧਾਨ ਮੈਨੂੰ ਬਣਾਓ ਮਰੇ ਕੋਈ ਮਰਨ ਵਾਲੇ ਸੰਗਤ ਵਾਲੇ ਹੋਣ ਧਰਨੇ ਲਾਵੇ ਸੰਗਤ ਤੇ ਪ੍ਰਧਾਨ ਮੈਂ ਅੱਗੇ ਮੈਨੂੰ ਲਾਓ ਉਥੇ ਫਿਰ ਭਾਈ ਲక్ష్మణ ਸਿੰਘ ਨੇ ਅਰਦਾਸ ਕੀਤੀ ਕਹਿੰਦਾ ਮੇਰੇ ਸੱਚੇ ਪਾਤਸ਼ਾਹ ਨਨਕਾਣਾ ਸਾਹਿਬ ਦਾ ਪ੍ਰਬੰਧ ਸੰਗਤਾਂ ਨੂੰ ਮਿਲ ਜੇ ਤੇ ਸ਼ਹੀਦੀ ਮੇਰੀ ਹੋ ਜੇ ਜਿਵੇਂ ਹਜ਼ਾਰਾ ਸਿੰਘ ਦਾ ਲੇਖੇ ਲਾ ਲਿਆ ਨਾ ਸ਼ਰੀਰ ਇਦਾਂ ਹੀ ਮੇਰਾ ਵੀ ਸ਼ਰੀਰ ਲੇਖੇ ਲਾ ਲਾ ਐਦਾਂ ਦੇ ਜਜ਼ਬੇ ਵਾਲੇ ਸਿੱਖ ਸੀ ਜੀ ਗੁਰਮਖੋ ਆ ਜਜ਼ਬਾ ਐਦਾਂ ਐਦਾਂ ਜਜ਼ਬਾ ਸੀ ਅੰਦਰ ਵੇਖੋ ਜਦੋਂ ਜਗਾਣਾ ਹੋਵੇ ਕੌਮ ਨੂੰ ਫਿਰ ਭਾਈ ਦਲੀਪ ਸਿੰਘ ਸਾਹੋਵਾਲ ਨੋਟ ਰੱਖਿਓ ਸਰਦਾਰ ਕਰਤਾਰ ਸਿੰਘ ਝੱਬਰ ਕਰਤਾਰ ਸਿੰਘ ਝੱਬਰ ਦਲੀਪ ਸਿੰਘ ਸਾਹੋਵਾਲ ਭਾਈ ਲక్ష్మణ ਸਿੰਘ ਧਾਰੋਵਾਲ ਇਦਾਂ ਦੇ ਪੁਰਾਣੇ ਚੜ੍ਹਦੀ ਕਲਾ ਵਾਲੇ ਸਿੰਘ ਪਿੰਡਾਂ ਪਿੰਡਾਂ 'ਚ ਜਾ ਕੇ ਦੀਵਾਨ ਲਾਉਂਦੇ ਸੀ ਕਹਿੰਦੇ ਨਨਕਾਣਾ ਸਾਹਿਬ ਆਜ਼ਾਦ ਕਰਾਉਣਾ ਹੈ ਤੇ ਇਕੱਠਾ 3-4000 ਸਿੰਘ ਲੈ ਕੇ ਜਾਵਾਂਗੇ ਨਨਕਾਣਾ ਸਾਹਿਬ ਆਜ਼ਾਦ ਕਰਾਉਣ ਲਈ 3-4000 ਦਾ ਜਥਾ ਲੈ ਕੇ ਜਾਵਾਂਗੇ ਆਜ਼ਾਦ ਕਰਾਉਣਾ ਹੈ ਨਨਕਾਣਾ ਸਾਹਿਬ ਤੇ ਪਿੰਡਾਂ ਪਿੰਡਾਂ 'ਚ ਜਾ ਕੇ ਦੀਵਾਨ ਲਾਉਂਦੇ ਸੀ ਤੇ ਦੀਵਾਨ ਜਿਵੇਂ ਹੁਣ ਆ ਦੀਵਾਨ ਚੱਲਦਾ ਹੈ ਹੁਣ ਤੇ ਮੈਂ ਕਹਿੰਦਾ ਨਾ ਬਈ ਬਾਅਦ ਵਿੱਚ ਆਪਾਂ ਇਦਾਂ ਬੇਨਤੀ ਕਰੀਦੀ ਹੈ ਵੀ ਅੰਮ੍ਰਿਤ ਛਕਣ ਲਈ ਨਾਮ ਲਿਖਾਓ ਤੇ ਜਦੋਂ ਦਲੀਪ ਸਿੰਘ ਹੋਣੀ ਲక్ష్మణ ਸਿੰਘ ਹੋਣੀ ਦੀਵਾਨ ਲਾਉਂਦੇ ਸੀ ਨਾ ਦੀਵਾਨ ਲਾਉਣ ਤੋਂ ਬਾਅਦ ਪਤਾ ਕੀ ਕਹਿੰਦੇ ਸੀ ਸ਼ਹੀਦ ਹੋਣ ਲਈ ਨਾਮ ਲਿਖਾਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਵੇਖੋ ਇਦਾਂ ਦਾ ਸਮਾਂ ਵੀ ਹੋਣਾ ਸਾਡੇ ਦਾਦੇ ਪੜਦਾਦੇ ਹੀ ਸੀ ਜੀ ਉਹ ਆਪਣੇ ਸਾਰਿਆਂ ਦੇ ਦਾਦੇ ਪੜਦਾਦਿਆਂ ਦਾ ਵੇਲਾ ਹੈ 1921 1921 ਦਾ ਸਾਕਾ ਹੈ ਸਾਡੇ ਦਾਦੇ ਪੜਦਾਦਿਆਂ ਦਾ ਵੇਲਾ 100 ਸਾਲ ਹੋਇਆ ਨਹੀਂ ਅਜੇ ਤੇ ਦੀਵਾਨ ਲਾਣ ਤੋਂ ਬਾਅਦ ਨਾ ਇਦਾਂ ਕਹਿਣਾ ਮਹੰਤਾਂ ਨੇ ਗੰਦ ਬਹੁਤ ਪਾਇਆ ਆਪਾਂ ਆਜ਼ਾਦ ਕਰਾਣੇ ਨੇ ਆਪਣੇ ਗੁਰਦੁਆਰੇ ਆਪਣੇ ਧਰਮ ਸਥਾਨ ਇਹਨਾਂ ਮਹੰਤਾਂ ਤੋਂ ਆਜ਼ਾਦ ਕਰਾਉਣੇ ਨੇ ਗੰਦ ਪਾਇਆ ਇਹਨਾਂ ਨੇ ਖੂਨ ਨਾਲ ਗੰਦ ਧੋਣਾ ਪੈਣਾ ਖੂਨ ਨਾਲ ਗੰਦ ਧੋਣਾ ਪੈਣਾ ਹੈ ਮਹੰਤਾਂ ਦਾ ਪਾਇਆ ਗੰਦ ਆਪਣੇ ਖੂਨ ਨਾਲ ਧੋਣਾ ਪੈਣਾ ਹੈ ਇਹ ਅਸਥਾਨਾਂ ਨੂੰ ਖੂਨ ਨਾਲ ਪਵਿੱਤਰ ਕਰਨਾ ਪੈਣਾ ਹੈ ਗੰਦ ਪਾਤਾ ਇਹਨਾਂ ਨੇ ਲਓ ਜੀ ਮੈਂ ਕਹਿੰਦਾ ਅੰਮ੍ਰਿਤ ਛਕਣ ਲਈ ਨਾਮ ਲਿਖਾਓ ਉਹਨਾਂ ਨੇ ਕਹਿਣਾ ਸ਼ਹੀਦ ਹੋਣ ਲਈ ਨਾਮ ਲਿਖਾਓ ਸ਼ਹੀਦ ਹੋਣ ਲਈ ਨਾਮ ਲਿਖਾਓ ਤੇ ਜਦੋਂ ਸਮਾਪਤੀ ਹੋਣੀ ਫਿਰ ਅਨੇਕਾਂ ਨੌਜਵਾਨਾਂ ਨੇ ਆਪਣੇ ਨਾਮ ਲਿਖਾਉਣੇ ਮੇਰਾ ਵੀ ਨਾਮ ਲਿਖ ਲਓ ਜੀ ਮੈਂ ਵੀ ਸ਼ਹੀਦ ਹੋਣਾ ਮੇਰਾ ਵੀ ਨਾਮ ਲਿਖ ਲਓ ਜੀ ਮੈਂ ਵੀ ਸ਼ਹੀਦ ਹੋਣਾ ਹੈ ਪਟਿਆਲਾ ਰਿਆਸਤ ਦਾ ਪਿੰਡ ਜਰਗ ਹੈ ਇਧਰ ਦਾ ਵੀ ਇੱਕ ਪਰਿਵਾਰ ਭਾਈ ਕੇਰ ਸਿੰਘ ਸੀ ਇਹ ਵੀ ਉਧਰ ਚਲੇ ਗਏ ਪਾਕਿਸਤਾਨ ਦੇ ਏਰੀਏ 'ਚ ਚਲਿਆ ਗਿਆ ਇਹਨਾਂ ਦਾ ਪਿੰਡ ਕੇਰ ਸਿੰਘ ਨੇ ਵੀ ਨਾਮ ਲਿਖਾਇਆ ਮੇਰਾ ਵੀ ਨਾਮ ਲਿਖੋ ਫੌਜ ਵਿੱਚੋਂ ਰਿਟਾਇਰ ਹੋ ਕੇ ਆਇਆ ਸੀ ਇੱਕੋ ਇੱਕ ਇਹਦਾ ਪੁੱਤਰ ਸੀ ਦਰਬਾਰਾ ਸਿੰਘ ਤੇ ਦਰਬਾਰਾ ਸਿੰਘ ਦੀ ਉਮਰ 9 ਸਾਲ ਕਈ ਇਤਿਹਾਸਕਾਰਾਂ ਨੇ 12 ਸਾਲ ਲਿਖੀ ਕਈਆਂ ਨੇ 9 ਲਿਖੀ ਵੀ 9 ਸਾਲ ਦਾ ਉਹਦਾ ਪੁੱਤ ਉਹ ਕਹਿੰਦਾ ਬਾਪੂ ਸ਼ਹੀਦ ਹੋਣ ਲਈ ਨਾਂ ਲਿਖਾਣ ਲੱਗਾ ਕਹਿੰਦਾ ਹਾਂ ਬਾਪੂ ਪੁੱਤ ਕਹਿੰਦੇ ਮੇਰਾ ਵੀ ਨਾਂ ਲਿਖਾਓ ਮੈਂ ਵੀ ਸ਼ਹੀਦ ਹੋਣਾ ਕਹਿੰਦੇ ਤੂੰ ਛੋਟਾ ਹੈ ਅਜੇ ਤੇਰਾ ਨਾਂ ਨਹੀਂ ਲਿਖਣਾ ਉਹ ਆਖਣ ਲੱਗਾ ਬਾਪੂ ਭਲਾ ਮੈਂ ਫਤਿਹ ਸਿੰਘ ਤੋਂ ਵੀ ਛੋਟਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਵੀ ਮੈਂ ਫਤਿਹ ਸਿੰਘ ਤੋਂ ਵੀ ਛੋਟਾ ਮੇਰਾ ਵੀ ਨਾਂ ਲਿਖਾਓ ਜਿੱਦਾਂ ਦੀਆਂ ਘਰਾਂ 'ਚ ਗੱਲਾਂ ਉਦਾਂ ਦਾ ਮਾਹੌਲ ਬਣ ਜਾਂਦਾ ਪਿਆਰਿਆ ਮਾਹੌਲ ਉਦੋਂ ਘਰਾਂ ਦੇ ਵਿੱਚ ਇਦਾਂ ਦੀਆਂ ਗੱਲਾਂ ਚੱਲਦੀਆਂ ਹੁੰਦੀਆਂ ਸੀ ਵੀ ਬਾਬਾ ਬੰਦਾ ਸਿੰਘ ਬਹਾਦਰ ਕੌਣ ਹੈ ਬਾਬਾ ਦੀਪ ਸਿੰਘ ਸਾਹਿਬਜ਼ਾਦੇ ਘਰਾਂ 'ਚ ਪਿਓ ਨੇ ਵੀ ਉਹੀ ਗੱਲਾਂ ਕਰਨੀਆਂ ਬਾਣੀ ਪੜ੍ਹਨੀ ਮਾਂ ਵੀ ਉਦਾਂ ਦੀ ਦ੍ਰਿੜਤਾ ਵਾਲੀ ਉਹਨੇ ਕਿਹੜਾ ਨਾਟਕ ਵੇਖਣੇ ਨੇ ਕੋਈ ਉਦੋਂ ਦੇ ਪਿਓ ਕਿਹੜਾ ਫੇਸਬੁੱਕ ਚਲਾਉਂਦੇ ਹੋਣਗੇ ਭਾਈ ਉਦੋਂ ਦੇ ਪਿਓ ਕਿਹੜਾ ਫਿਲਮ ਵੇਂਦੇ ਹੋਣਗੇ ਸਾਰੀ ਰਾਤ ਬੱਚੇ ਵੀ ਫਿਰ ਉਦਾਂ ਦੇ ਸੀ ਤੇ ਅੱਜ ਜਦੋਂ ਕੋਈ ਗੀਤ ਚੱਲਦਾ ਹੈ ਮਾੜਾ ਜਿਹਾ ਪਿਓ ਐ ਕਰ ਦਿੰਦਾ ਪੁੱਤਰ ਤੇ ਗੁਰਦੁਆ ਪੁੱਤਰ ਤੇ ਸਕੂਲਾਂ 'ਚ ਸਿੱਖਦਾ ਹੀ ਹੈ ਡਾਂਸ ਆ ਨਿੱਕੇ ਨਿਆਣੇ ਤੇ ਸਾਡੇ ਜੰਮਦਿਆਂ ਨੂੰ ਸਿਖਾਇਆ ਜਾਂਦਾ ਇੱਕ ਗੱਲ ਹੋਰ ਕਹਿ ਦਿਆਂ ਵਿੱਚ ਦੀ ਧਿਆਨ ਨਾਲ ਸੁਣੋ ਜਦੋਂ 84 ਦਾ ਸਮਾਂ ਆਇਆ ਸੀ ਨਾ ਸਿੰਘਾਂ ਨੇ ਬੜੀਆਂ ਕੁਰਬਾਨੀਆਂ ਕੀਤੀਆਂ ਪੰਜਾਬ ਦੇ ਵਿੱਚ ਜਜ਼ਬੇ ਵਾਲੇ ਲੋਕ ਜਦੋਂ ਪੈਦਾ ਹੋਣ ਲੱਗ ਪਏ ਸਰਕਾਰਾਂ ਨੂੰ ਰੜਕਣ ਲੱਗ ਪਏ ਸੀ ਕਹਿੰਦੇ ਇਹ ਕੀ ਪੰਜਾਬ ਦੇ ਵਿੱਚ ਐਦਾਂ ਦੇ ਲੋਕ ਪੈਦਾ ਹੋਣ ਲੱਗ ਪਏ ਨੋਟ ਕਰੋ ਜਿਹੜੇ ਪੁਰਾਣੇ ਬੈਠੇ ਹੋ ਭਾਈ ਬਜ਼ੁਰਗੋ ਪਿਆਰਿਓ 40 45 ਸਾਲ ਦੇ ਹੋ ਜਿਹੜੇ ਪੜ੍ਹੇ ਲਿਖੇ ਚੇਤਾ ਰੱਖ ਕਰੋ ਆਪਣਾ ਵੇਲਾ ਜਿਹੜੇ ਤੁਹਾਡੇ ਚ 50 ਸਾਲ ਦੇ ਬੰਦੇ ਨੇ ਉਹ ਪੁਰਾਣਾ ਵੇਲਾ ਚੇਤਾ ਕਰੋ ਮੇਰੀ ਉਮਰ ਬਹੁਤ ਛੋਟੀ ਸੀ ਮੈਨੂੰ ਨਹੀਂ ਪਤਾ ਪਰ ਦੱਸਿਆ ਜਾਂਦਾ ਹੈ ਵੀ ਸਨ 88 ਚ ਜਦੋਂ ਸਿੰਘਾਂ ਦਾ ਪੂਰਾ ਦੌਰ ਸੀ ਸਿੰਘਾਂ ਦੇ ਦੌਰ ਦੇ ਵੇਲੇ ਕਾਲਜਾਂ ਦੇ ਵਿੱਚ ਤੇ ਸਕੂਲਾਂ ਦੇ ਵਿੱਚ ਸੱਭਿਆਚਾਰ ਦੇ ਨਾਂ ਤੇ ਭੰਗੜੇ ਸਿਖਾਉਣੇ ਸ਼ੁਰੂ ਕੀਤੇ ਸੀ ਸੱਭਿਆਚਾਰ ਦੇ ਨਾਂ ਤੇ ਪੰਜਾਬ ਦਾ ਸੱਭਿਆਚਾਰ ਪੰਜਾਬ ਦਾ ਸੱਭਿਆਚਾਰ ਸੱਭਿਆਚਾਰ ਦੇ ਨਾਂ ਤੇ ਪੰਜਾਬ ਦੇਆਂ ਕਾਲਜਾਂ ਤੇ ਸਕੂਲਾਂ ਵਿੱਚ ਭੰਗੜੇ ਸਿਖਾਉਣੇ ਸ਼ੁਰੂ ਕੀਤੇ ਸੀ ਭਾਈ ਕਿਉਂ ਕਿਉਂਕਿ ਸਾਡੀ ਕੌਮ ਨੂੰ ਆਜ਼ਾਦੀ ਵਾਲੇ ਜਜ਼ਬੇ ਵਾਲੇ ਪਾਸਿਓਂ ਰੋਕਿਆ ਜਾਵੇ ਤੇ ਸਾਡੀ ਕੌਮ ਨੂੰ ਨਚਾਰ ਬਣਾਇਆ ਜਾਵੇ ਇਧਰ ਵਾਲੇ ਪਾਸੇ ਲਾਣ ਲਈ ਸਾਡਿਆਂ ਮੁੰਡਿਆਂ ਨੂੰ ਨੌਜਵਾਨਾਂ ਨੂੰ ਸਕੂਲਾਂ 'ਚ ਕੋਚ ਰੱਖੇ ਭੰਗੜੇ ਦੇ ਇਦਾਂ ਦੇ ਪੰਜ ਚਾਰ ਗੀਤ ਗੀਤਕਾਰ ਤੇ ਇਦਾਂ ਦੇ ਗਾਇਕ ਲਿਆਂਦੇ ਇਹਨਾਂ ਨੇ ਮਾਰਕੀਟ ਵਿੱਚ ਮਾਰਕੀਟ 'ਚ ਗਾਇਕ ਲਿਆਂਦੇ ਸੱਭਿਆਚਾਰ ਸੁਣਾਉਣਗੇ ਕੀ ਸੁਣਾਉਣਗੇ ਆਖੇ ਮਿਰਜ਼ਾ ਰਾਂਝਾ ਸੱਸੀ ਪੰਨੂ ਤੁਹਾਡੇ ਚੋਂ ਕੋਈ ਮੇਰਾ ਵੀਰ ਦੱਸੇ ਕੀ ਸੱਸੀ ਪੰਨੂ ਸਿੱਖਾਂ ਦਾ ਸੱਭਿਆਚਾਰ ਹੈ ਬੋਲੋ ਸਿੱਖਾਂ ਦਾ ਸੱਭਿਆਚਾਰ ਸੱਸੀ ਦੇ ਨੋਟ ਕਰਿਓ ਜਰਾ ਸਿੱਖਾਂ ਦਾ ਸੱਭਿਆਚਾਰ ਸੱਸੀ ਦੇ ਸੜ ਚੁੱਕੇ ਪੈਰ ਨੇ ਸੱਸੀ ਦੇ ਥਲਾਂ ਵਿੱਚ ਸੜਨੇ ਪੈਰ ਨੇ ਕਿ ਭਾਈ ਦਿਆਲੇ ਦਾ ਦੇਗ ਵਿੱਚ ਉਬਲਣਾ ਸਿੱਖਾਂ ਦਾ ਸੱਭਿਆਚਾਰ ਹੈ ਜਵਾਬ ਦਿਓ ਜਰਾ ਧਿਆਨ ਨਾਲ ਸੁਣੋ ਕੀ ਸੱਸੀ ਦੇ ਪੈਰ ਦੇ ਛਾਲੇ ਜ਼ਰੂਰੀ ਨੇ ਕਿ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੇ ਛਾਲਿਆਂ ਦੀ ਗੱਲ ਹੋਣੀ ਚਾਹੀਦੀ ਸੀ ਜਿਹੜੇ ਮਾਛੀਵਾੜੇ 'ਚ ਪਏ ਸੀ ਜਵਾਬ ਦਿਓ ਕਿਹੜੇ ਚਰਨਾਂ ਦੀ ਗੱਲ ਹੋਣੀ ਚਾਹੀਦੀ ਸੀ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਛਾਲੇ ਪਏ ਸੱਸੀ ਦੇ ਪੈਰਾਂ ਦੇ ਛਾਲਿਆਂ ਦੀ ਗੱਲ ਕਰਾਈ ਇਹਨਾਂ ਨੇ ਜਾਣ ਕੇ ਵੀ ਗੁਰੂ ਗੋਬਿੰਦ ਸਿੰਘ ਦੇ ਚਰਨ ਭੁੱਲਣਗੇ ਇਹਨਾਂ ਨੂੰ ਇਹਨਾਂ ਨੇ ਚਨਾਹ ਦੀ ਗੱਲ ਜਾਣ ਕੇ ਕੀਤੀ ਇਹਨਾਂ ਨੂੰ ਉਬਲ ਦੀ ਦੇਗ ਭੁੱਲੇ ਚਨਾਹ 'ਚ ਡੁੱਬਣਾ ਯਾਦ ਰਹਿ ਗਿਆ ਦੇਗਾਂ 'ਚ ਉਬਲਣ ਵਾਲੇ ਬੋਲੋ ਚੇਤਾ ਭੁੱਲ ਗਏ ਮਿਰਜੇ ਵਾਲਾ ਜੰਡ ਇਹਨਾਂ ਨੇ ਜਾਣ ਕੇ ਯਾਦ ਕਰਾਇਆ ਉਹ ਯਾਦ ਰੱਖੋ ਮਿਰਜਾ ਮਰਿਆ ਮਿਰਜਾ ਮਾਰਿਆ ਉਹਦੇ ਨਾਂ ਦੇ ਉੱਤੇ ਮਿਰਜੇ ਸੁਣਾ ਸੁਣਾ ਕੇ ਇਹਨਾਂ ਨੇ ਗਾਇਕ ਇਦਾਂ ਦੇ ਲਿਆਂਦੇ ਮਾਰਕੀਟ ਵਿੱਚ ਮਾਰਕੀਟ ਵਿੱਚ ਇਦਾਂ ਦੇ ਗਾਇਕ ਲਿਆਂਦੇ ਇਹਨਾਂ ਨੇ ਜਿਨ੍ਹਾਂ ਨੇ ਮਿਰਜਾ ਮਿਰਜਾ ਕਰਕੇ ਮਿਰਜ਼ਾ ਸਾਡੇ ਦਿਮਾਗ 'ਚ ਭਾਤਾ ਤੇ ਜਿਹੜੇ ਜੰਡ ਨਾਲ ਬੰਨ ਕੇ ਲక్ష్మణ ਸਿੰਘ ਸਾੜਿਆ ਸੀ ਉਹ ਜੰਡ ਦਾ ਦੱਸ ਦਿਓ ਜੇ ਕਿਸੇ ਵੀਰ ਨੂੰ ਚੇਤਾ ਹੈ ਆ 21 ਫਰਵਰੀ ਲੰਗੀ ਹੈ ਜੀ 20 ਫਰਵਰੀ ਅੱਜ ਕਿੰਨੀ ਫਰਵਰੀ ਹੈ ਬੋਲੋ ਕਿੰਨੀ 24 ਕਿੰਨੇ ਦਿਨ ਲੰਗੇ 20 ਫਰਵਰੀ ਨੂੰ ਸਾਕਾ ਹੋਇਆ 4 ਦਿਨ ਲੰਗੇ ਨੇ ਦੱਸਿਓ ਭਲਾ 4 ਦਿਨ ਪਹਿਲਾਂ 20 ਫਰਵਰੀ ਨੂੰ ਲక్ష్మణ ਸਿੰਘ ਦਾ ਜੰਡ ਕਿਸੇ ਨੂੰ ਯਾਦ ਆਇਆ ਸ਼ਹੀਦੀ ਦਿਹਾੜਾ ਲੰਘ ਕੇ ਹਟਿਆ ਜੇ 4 ਦਿਨ ਲੰਘੇ ਆ ਜੇ ਸਾਨੂੰ ਕਿਸੇ ਨੂੰ ਚੇਤਾ ਨਹੀਂ ਰਿਹਾ ਇਹਨਾਂ ਨੇ ਬਦਮਾਸ਼ੀਆਂ ਕੀਤੀਆਂ ਨੇ ਹਰਾਮਖੋਰੀਆਂ ਕੀਤੀਆਂ ਨੇ ਸਾਡੀਆਂ ਸਰਕਾਰਾਂ ਨੇ ਧੱਕਾ ਕੀਤਾ ਸਾਡੇ ਨਾਲ ਸਾਡੇ ਦਿਮਾਗ ਚੋਂ ਲక్ష్మణ ਸਿੰਘ ਦਾ ਜੰਡ ਡਿਲੀਟ ਕਰਨ ਲਈ ਇਹਨਾਂ ਨੇ ਮਿਰਜੇ ਵਾਲਾ ਜੰਡ ਲਿਆਂਦਾ ਹੈ ਜਾਣ ਕੇ ਲਿਆਂਦਾ ਆ ਖਾਲਸੇ ਦੀ ਵਿਰਾਸਤ ਬਣਾਈ ਹੈ ਨਾ ਵਿਰਾਸਤੇ ਖਾਲਸਾ ਆਨੰਦਪੁਰ ਸਾਹਿਬ ਉੱਥੇ ਮਿਰਜੇ ਦੀ ਫੋਟੋ ਲਾਈ ਹੈ ਜੇ ਕੋਈ ਪੁੱਛ ਲਵੇ ਵੀ ਇਹ ਖਾਲਸੇ ਦੀ ਵਿਰਾਸਤ ਹੈ ਪਹਿਲੀ ਗੱਲ ਤੇ ਇਹ ਹੀਰ ਰਾਂਝੇ ਸੱਸੀ ਪੁੰਨੋ ਸਿੱਖਾਂ ਚੋਂ ਨਹੀਂ ਹੋਏ ਇਹ ਸਾਰੇ ਮੁਸਲਮਾਨ ਹੋਏ ਆ ਪੁਰਾਣੇ ਇਹ ਸਿੱਖਾਂ ਚੋਂ ਤੇ ਹੋਏ ਹੀ ਨਹੀਂ ਇਹ ਖਾਲਸੇ ਦੀ ਵਿਰਾਸਤ ਨਹੀਂ ਜੇ ਕਿਤੇ ਉੱਥੇ ਵਿਖਾਣਾ ਸੀ ਸਾਨੂੰ ਵਿਖਾਉਂਦੇ ਦੀ ਦੇਗ ਵਿੱਚ ਉਬਲਦਾ ਸਾਡੀ ਵਿਰਾਸਤ ਆ ਹੈ ਸਾਡੇ ਦਿਮਾਗ ਚੋਂ ਡਿਲੀਟ ਕਰਨ ਲਈ ਮਾਈ ਭਾਗੋ ਸਾਡੀ ਭੈਣ ਨਾ ਬਣ ਸਕੇ ਤਾਂ ਕਰਕੇ ਇਹਨਾਂ ਨੂੰ ਹੀਰਾਂ ਸੁਣਾਈਆਂ ਗਈਆਂ ਤੇ ਦਿਲੋਂ ਤੇ ਤੁਸੀਂ ਵੀ ਮੇਰੇ ਉਹ ਵੀਰੋ ਪਸੰਦ ਨਹੀਂ ਕਰਦੇ ਕਦੇ ਕਿਸੇ ਨੇ ਅੱਜ ਤੱਕ ਮਾਨ ਨਾਲ ਕਿਹਾ ਮੇਰਾ ਪੁੱਤਰ ਲੋਕੀ ਇਦਾਂ ਤੇ ਕਹਿੰਦੇ ਸੁਣੇ ਆ ਮੇਰਾ ਪੁੱਤਰ ਭਾਈ ਤਾਰੂ ਸਿੰਘ ਬਣ ਜਾਏ ਨਾਂ ਤਾਰੂ ਸਿੰਘ ਵੀ ਰੱਖ ਲੈਂਦੇ ਆ ਦਿਆਲ ਸਿੰਘ ਨਾਂ ਰੱਖਦੇ ਆ ਗੋਬਿੰਦ ਸਿੰਘ ਨਾਮ ਰੱਖ ਲੈਂਦੇ ਆ ਕਦੇ ਕਿਸੇ ਨੇ ਆਪਣੇ ਪੁੱਤਰ ਦਾ ਨਾਮ ਮਿਰਜ਼ਾ ਰੱਖਿਆ ਦਿਲੋਂ ਤੇ ਤੁਸੀਂ ਵੀ ਨਹੀਂ ਪਸੰਦ ਕਰਦੇ ਕਦੇ ਕੋਈ ਮੇਰਾ ਵੀਰ ਤੁਹਾਡੇ ਚੋਂ ਜਵਾਬ ਦੇਵੇ ਆਪਣੀ ਧੀ ਦਾ ਨਾਂ ਹੀਰ ਰੱਖੇਗਾ ਬੋਲੋ ਨਾਨਕੀ ਤੇ ਰੱਖ ਲੋਗੇ ਹੀਰ ਨਹੀਂ ਰੱਖੋਗੇ ਮਾਤਾ ਸਹਿਬ ਕੌਰ ਦੇ ਨਾਂ ਤੇ ਸਹਿਬ ਕੌਰ ਤੇ ਰੱਖ ਲੋਗੇ ਸਹਿਬਾ ਤੁਸੀਂ ਨਹੀਂ ਕਹਿ ਸਕਦੇ ਆਪਣੀ ਧੀ ਦੀ ਤੁਹਾਨੂੰ ਪਤਾ ਦਿਲੋਂ ਤੁਹਾਨੂੰ ਵੀ ਪਤਾ ਵੀ ਗੱਲਾਂ ਗਲਤ ਨੇ ਚਸਕੇ ਗਲਤ ਨੇ ਇਹ ਇਹ ਤੁਹਾਨੂੰ ਦਿਲੋਂ ਪਤਾ ਹੈ ਵੀ ਗੱਲਾਂ ਗਲਤ ਨੇ ਸਭ ਨੂੰ ਪਤਾ ਹੈ ਕੋਈ ਵੀ ਮੇਰਾ ਵੀਰ ਮੈਂ ਬਹੁਤ ਵਾਰੇ ਸਟੇਜਾਂ ਤੇ ਗੱਲਾਂ ਕਰਦਾ ਰਹਿਣਾ ਚਲੋ ਫੇਰ ਕਰ ਦਿੰਨਾ ਕੋਈ ਮੇਰਾ ਵੀਰ ਗੁੱਸਾ ਨਾ ਕਰੇ ਵੀ ਹੀਰ ਰਾਂਝਾ ਤੇ ਸੱਚੀ ਆਸ਼ਕੀ ਸੀ ਕਿਉਂਕਿ ਸਾਡੇ ਦਿਮਾਗ 'ਚ ਇਹ ਗੱਲਾਂ ਭਰੀਆਂ ਨੇ ਤੇ ਜਿਹੜਾ ਮੇਰਾ ਵੀਰ ਤੁਹਾਡੇ 'ਚ ਇਹ ਕਹਿ ਰਿਹਾ ਕਿ ਮੈਂ ਮਿਰਜ਼ਾ ਬਣ ਸਕਦਾ ਮੈਂ ਤੇ ਮੈਂ ਤੇ ਮਿਰਜ਼ੇ ਵਾਲਾ ਪਿਆਰ ਕਰਦਾ ਮੈਂ ਤੇ ਰਾਂਝੇ ਵਾਲਾ ਪਿਆਰ ਕਰਦਾ ਉਹ ਮੇਰਾ ਵੀਰ ਚੇਤਾ ਰੱਖੇ ਜੇ ਉਹਦੀ ਘਰ ਜਾ ਕੇ ਭੈਣ ਨੇ ਕਹਿਤਾ ਮੈਂ ਵੀ ਕੋਠੇ ਤੇ ਚੜੀਆਂ ਫੋਨ ਕਰਨ ਲੱਗੀਆਂ ਉਹ ਕਵੇ ਵੀ ਤੂੰ ਕਿੱਧਰ ਲੱਗੀ ਚੜਨ ਉਹ ਕਵੇ ਮੈਂ ਵੀ ਤੇ ਸੱਚਾ ਪਿਆਰ ਕਰਦੀ ਆ ਮੈਂ ਹੀਰ ਵਾਲਾ ਕਰਦੀ ਆ ਜੇ ਤੂੰ ਰਾਂਝੇ ਵਾਲਾ ਕਰਦਾ ਤੇ ਕੋਈ ਮੇਰਾ ਭਰਾ ਆ ਤੁਹਾਡੇ 'ਚ ਬੈਠਾ ਨਹੀਂ ਚਾਹੇਗਾ ਕਿ ਮੇਰੀ ਭੈਣ ਹੀਰ ਬਣੇ ਤੁਸੀਂ ਪਤਾ ਕੀ ਕਰੋਗੇ ਜਿਹੜਾ ਸਹਿਬਾਂ ਦੇ ਭਰਾਵਾਂ ਨੇ ਕੀਤਾ ਸੀ ਉਹੀ ਕਰੋਗੇ ਅੱਜ ਵੀ ਅੱਜ ਵੀ ਤੁਸੀਂ ਕਹੋਗੇ ਕਿਹੜਾ ਤੂੰ ਗੇੜੀਆਂ ਮਾਰਦਾ ਸਾਡੇ ਘਰ ਦੇ ਅੱਗੇ ਅਣਖੀ ਭਰਾਵੋ ਇਹ ਕਹੋਗੇ ਨਾ ਮੋਟਰਸਾਈਕਲ ਲੈ ਕੇ ਕੋਈ ਗੇੜਾ ਜਾਂ ਹਾਰਨ ਜਾਂ ਮਾਰੇ ਆ ਕੇ ਤੇ ਤੁਸੀਂ ਇੱਕ ਦੋ ਦਿਨ ਵੇਖੋਗੇ ਵੀ ਕਿਹੜਾ ਤੂੰ ਜਿਹੜਾ ਸਾਡੇ ਘਰ ਦੇ ਨੇੜੇ ਗੇੜੇ ਮਾਰਦਾ ਹੈ ਅੰਦਰੋਂ ਭੈਣ ਕਹਿ ਦਵੇ ਨਹੀਂ ਵੀਰਾ ਇਹ ਤੇ ਮਿਰਜ਼ਾ ਹੈ ਨਵਾਂ ਅੱਜ ਕੱਲ ਵਾਲਾ ਮਿਰਜ਼ਾ ਹੈ ਤੇ ਤੁਸੀਂ ਫਿਰ ਕਰੋਗੇ ਕੀ ਉਹੀ ਕਰੋਗੇ ਜੋ ਉਸ ਵੇਲੇ ਉਹਨੇ ਕੀਤਾ ਸੀ ਸੱਚ ਹੈ ਕਿ ਨਹੀਂ ਦੱਸੋ ਬੋਲੋ ਜੀ ਗਲਤ ਕੁਛ ਨਹੀਂ ਸੋਚ ਕੇ ਵੇਖੋ ਬੰਦਾ ਆਪ ਮਿਰਜ਼ਾ ਬੰਨਣਾ ਚਾਹੁੰਦਾ ਹੈ ਪਰ ਜੇ ਉਹਦੀ ਭੈਣ ਸਹਿਬਾ ਬਣਦੀ ਹੈ ਫਿਰ ਨਹੀਂ ਬੰਨ ਦੇਣਾ ਚਾਹੁੰਦਾ ਆਪ ਰਾਂਝਾ ਬੰਨਣਾ ਚਾਹੁੰਦਾ ਹੈ ਜਦੋਂ ਧੀ ਹੀਰ ਦੀ ਗੱਲ ਕਰਦੀ ਹੈ ਫਿਰ ਨਹੀਂ ਬੰਦ ਦੇਣੀ ਚਾਹੁੰਦਾ ਵਿਗੜਿਆ ਹੋਇਆ ਬੰਦਾ ਸਾਡੇ ਦਿਮਾਗ 'ਚ ਇਹਨਾਂ ਦਾ ਇਹਨਾਂ ਨੇ ਇੰਨਾ ਦਿਮਾਗ 'ਚ ਸਾਡੇ ਇਹ ਭਾਏ ਪਲਾਨ ਇਹਨਾਂ ਨੇ ਕੀਤਾ ਸੁਣਾ ਸੁਣਾ ਕੇ ਸੁਣਾ ਸੁਣਾ ਕੇ ਰਾਂਝਾ ਬਾਬਾ ਲੱਗਣ ਲੱਗ ਪਿਆ ਤੇ ਦੀਪ ਸਿੰਘ ਦਾ ਚਿੱਤ ਹੀ ਭੁੱਲ ਗਿਆ ਸਾਨੂੰ ਇਦਾਂ ਲੱਗਦਾ ਵੀ ਇਹ ਤਾਂ ਯਾਰ ਬਾਬੇ ਨੇ ਇਹਨਾਂ ਦੀ ਗੱਲ ਕਿਉਂ ਕਰਦੇ ਹੋ ਇਹ ਤਾਂ ਬਾਬੇ ਨੇ ਉਹ ਤੁਹਾਨੂੰ ਬਾਬਾ ਬਾਬੇ ਭਲਾ ਕੇ ਅਸਲੀ ਇਹ ਦਿਮਾਗ 'ਚ ਪੜਾ ਪੜਾ ਕੇ ਬਾਬੇ ਬਣਾਤਾ ਇਹਨਾਂ ਸਾਡੇ ਦਿਮਾਗ 'ਚ ਪਾਤਾ ਇਹਨਾਂ ਨੇ ਇਹ ਬੜੀਆਂ ਸ਼ੈਤਾਨੀਆਂ ਕੀਤੀਆਂ ਨੇ ਜੀ ਤੇ ਸਾਡੀਆਂ ਸਰਕਾਰਾਂ ਜਦੋਂ ਆਉਂਦੀਆਂ ਡਿਲੀਟ ਕਰਦੀਆਂ ਸਾਡੇ ਦਿਮਾਗ 'ਚੋਂ ਇਹਨਾਂ ਨੂੰ ਇਹਨਾਂ ਨੇ ਕਿੱਥੇ ਡਿਲੀਟ ਕਰਨਾ ਹੈ ਤੇ ਕਹਿੰਦੇ ਵੀ ਬਣੇ ਰਹਿਣ ਇਦਾਂ ਹੀ ਜਜਾਰੂਆਂ ਦੀ ਕੌਮ ਨਚਾਰਾਂ ਦੀ ਕੌਮ ਬਣ ਗਈ ਲਓ ਜੀ ਹੁਣ ਗੱਲ ਆਪਾਂ ਕੀ ਕਰਦੇ ਸੀ ਹੁਣ ਇੱਥੇ ਲੈ ਕੇ ਆਇਓ ਦਰਬਾਰਾ ਸਿੰਘ ਜਿਹੜਾ ਦਰਬਾਰਾ ਸਿੰਘ ਹੈ ਪੁੱਤ ਉਹਦਾ ਕੇਰ ਸਿੰਘ ਦਾ ਪੁੱਤ ਦਰਬਾਰਾ ਸਿੰਘ ਜਦੋਂ ਕੇਰ ਸਿੰਘ ਨੇ ਆਪਣਾ ਨਾਂ ਲਿਖਾਇਆ ਮੇਰਾ ਨਾਂ ਲਿਖੋ ਸ਼ਹੀਦ ਹੋਣ ਲਈ ਤੇ ਦਰਬਾਰਾ ਸਿੰਘ ਕਹਿੰਦਾ ਮੇਰਾ ਮੈਂ ਵੀ ਲਿਖਣਾ ਬਾਪੂ ਮੇਰਾ ਵੀ ਨਾਂ ਲਿਖਾ ਉਹ ਆਂਦਾ ਪੁੱਤਰਾ ਤੂੰ ਛੋਟਾ ਹੈ ਤੇਰਾ ਨਾਂ ਜੇ ਲਿਖਿਆ ਨਹੀਂ ਜਾ ਸਕਦਾ ਕਹਿਣ ਲੱਗਾ ਬਾਪੂ ਛੋਟਾ ਕੋਈ ਨਹੀਂ ਮੇਰਾ ਨਾਂ ਲਿਖ ਅੜੀ ਕਰਕੇ ਬਹਿ ਗਿਆ ਬੱਚਾ ਅੜੀ ਕਰੇ ਆ ਹੁਣ ਮੈਂ ਜਿਹੜੀ ਗੱਲ ਕਹਿਣੀ ਸੀ ਵੀ ਉਹ 12 ਸਾਲ ਦਾ ਸੀ ਆਪਾਂ ਰੋਨੇ ਆ ਵੀ ਇਹਨਾਂ ਨੇ 88 ਚ ਸਾਨੂੰ ਨਚਾਰ ਬਣਾਇਆ ਸੀ ਦੱਸੋ ਅੱਜ ਕਿਹੜਾ ਕਿਹੜਾ ਪ੍ਰਾਈਵੇਟ ਸਕੂਲ ਚੱਲਦਾ ਜਿੱਥੇ ਬੱਚਿਆਂ ਨੂੰ ਡਾਂਸ ਨਹੀਂ ਸਿਖਾਇਆ ਜਾਂਦਾ ਕਿਹੜਾ ਸਕੂਲ ਚੱਲਦਾ ਜਿੱਥੇ ਬੱਚਿਆਂ ਨੂੰ ਭੰਗੜਿਆਂ ਵਾਲੀਆਂ ਯੂਨੀਫਾਰਮਾਂ ਪਵਾ ਕੇ ਕਹਿੰਦੇ ਆ ਕੱਪੜੇ ਸਵਾ ਕੇ ਦਿਓ ਬੱਚਿਆਂ ਨੂੰ ਤੁਹਾਡਾ ਬੱਚਾ ਆ ਆ ਕਰਕੇ ਆਵੇ ਹਰ ਸਕੂਲ ਵਿੱਚ ਹਰ ਸਕੂਲ ਦੇ ਵਿੱਚ ਹਰ ਸਕੂਲ ਭਾਵੇਂ ਅਸਾਈਆਂ ਦਾ ਖੋਲਿਆ ਹੈ ਭਾਵੇਂ ਇਥੋਂ ਵਾਲਿਆਂ ਦਾ ਖੋਲਿਆ ਹੈ ਉਹਦੇ ਵਿੱਚ ਅੱਜ ਕੱਲ ਨਚਾਰ ਤੇ ਬਣਾਇਆ ਜਾਂਦਾ ਹੈ ਜੇ ਕਿਤੇ ਸਿੱਖੀ ਦੀ ਗੱਲ ਸਮਝਾਈ ਜਾਂਦੀ ਹੈ ਤੇ ਦੱਸੋ ਜੇ ਕਿਤੇ ਲక్ష్మణ ਸਿੰਘ ਦੀ ਗੱਲ ਤੁਹਾਡਾ ਬੱਚਾ ਸੁਣ ਕੇ ਆਉਂਦਾ ਮੈਨੂੰ ਜਵਾਬ ਦਿਓ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਕਿਤੇ ਸੁਣਾਇਆ ਜਾਂਦਾ ਦੱਸੋ ਨਚਾਰ ਜ਼ਰੂਰ ਬਣਾਇਆ ਜਾਂਦਾ ਸਟੇਜਾਂ ਤੇ ਚਾੜ ਕੇ ਸਾਡੇ ਤੇ ਬਚਪਨ ਚ ਭਰਤਾ ਅੱਜ ਕੱਲ ਨਿੱਕੇ ਨਿੱਕੇ ਨਿਆਣਿਆਂ ਨੂੰ ਬਚਪਨ ਤੋਂ ਹੀ ਵੀ ਉਹਨੂੰ ਨੱਚਣ ਦਾ ਸ਼ੌਂਕ ਪੈਦਾ ਹੋ ਜਾਂਦਾ ਜਿਹੜਾ ਬੱਚਾ ਬਚਪਨ ਵਿੱਚ ਥਿੜਕਣ ਲੱਗ ਪਏ ਜਿਹਦੇ ਪੈਰ ਉਹਨੇ ਵੱਡਾ ਹੋ ਕੇ ਵੀ ਨੱਚਣਾ ਹੀ ਹੈ ਉਹਨੂੰ ਉਹਨੂੰ ਇਧਰ ਵਾਲੇ ਪਾਸੇ ਦਾ ਸ਼ੌਂਕ ਹੀ ਨਹੀਂ ਲੱਗਣਾ ਆ ਤੁਹਾਡੇ ਜਿੰਨੇ ਬੱਚੇ ਨੱਚਣ ਵਾਲੇ ਸ਼ੌਕੀਨ ਨੇ ਨਾ ਇੱਥੇ ਸਟੇਜ ਤੇ ਕੋਈ ਭੰਗੜਾ ਪਾਏਗਾ ਚੀਕਾਂ ਮਾਰਨਗੇ ਆ ਆ ਗੱਲਾਂ ਵੇਲੇ ਡੈੱਡ ਹੋਏ ਬੈਠੇ ਨੇ ਕਿਉਂਕਿ ਉਹਨਾਂ ਦਾ ਇੰਟਰਸਟ ਨਹੀਂ ਸ਼ੌਂਕ ਨਹੀਂ ਇੱਥੇ ਮਾੜੀ ਜੀ ਗੱਲ ਸ਼ੁਰੂ ਹੋਵੇ ਉਹ ਖੁਸ਼ ਹੋ ਜਾਣਗੇ ਇਧਰ ਵਾਲੇ ਪਾਸੇ ਇੰਟਰਸਟ ਨਹੀਂ ਪੈਦਾ ਕੀਤਾ ਸਾਨੂੰ ਡੈੱਡ ਕੀਤਾ ਇਹਨਾਂ ਨੇ ਜਾਣ ਕੇ ਤੇ ਪਲਾਨ ਅੱਜ ਵੀ ਉਹੀ ਚੱਲ ਰਹੇ ਨੇ ਜੀ ਸਾਡੇ ਲੋਕਾਂ ਨੂੰ ਨਚਾਰ ਬਣਾਉਣ ਲਈ ਤੇ ਜ਼ੋਰ ਲਾਇਆ ਜਾਂਦਾ ਹੈ ਪਰ ਧਰਮ ਵਾਲੇ ਪਾਸੇ ਨਹੀਂ ਲਾਇਆ ਜਾਂਦਾ ਇਹਨਾਂ ਗੱਲਾਂ ਨੂੰ ਨੋਟ ਕਰੋ ਜੇ ਦਰਬਾਰਾ ਸਿੰਘ ਪੈਦਾ ਕਰਨਾ ਚਾਹੁੰਦੇ ਹੋ ਤੇ ਕੇਰ ਸਿੰਘ ਵਾਲੀ ਜ਼ਿੰਮੇਵਾਰੀ ਆਪ ਨਿਭਾਇਓ ਵੀਰੋ ਆਪਣੇ ਬੱਚਿਆਂ ਨੂੰ ਇਹ ਗੱਲਾਂ ਸਿਖਾਓ ਠੀਕ ਹੈ ਅੱਜ ਕੱਲ ਦੇ ਸਕੂਲਾਂ 'ਚ ਤੁਹਾਨੂੰ ਪੜਾਉਣੇ ਪੈਣਗੇ ਤੁਹਾਡੇ ਬੱਚੇ ਤੁਹਾਡੇ ਬੱਚੇ ਅੱਜ ਕੱਲ ਦੇ ਸਕੂਲਾਂ 'ਚ ਮਜਬੂਰੀਆਂ ਨੇ ਪੜਾਉਣੇ ਪੈਂਦੇ ਆ ਪੜਾਓ ਪਰ ਆਪਣੇ ਬੱਚਿਆਂ ਨੂੰ ਘਰਾਂ ਦੇ ਵਿੱਚ ਆਇਆਂ ਨੂੰ ਗੁਰਮਤ ਦੀ ਸਿੱਖਿਆ ਦਿਓ ਸਿੱਖਿਆ ਚੰਗੀ ਦਿਓ ਆਪਣੇ ਘਰਾਂ 'ਚ ਬਾ ਕੇ ਬੱਚਿਆਂ ਨੂੰ ਸਹੀ ਗੱਲਾਂ ਸਹੀ ਸਹੀ ਪਾਸੇ ਤੁਰ ਸਕਣ ਤੇ ਬੜਾ ਵੱਡਾ ਜਥਾ ਭਾਈ ਲక్ష్మణ ਸਿੰਘ ਧਾਰੋਵਾਲ ਨੇ ਕਿਹਾ ਸੀ 250 ਮੈਂ 150 ਤੋਂ 200 ਸਿੰਘ ਲੈ ਕੇ ਆਵਾਂਗਾ ਅੰਦਰ ਕਿਦਣ ਜਾਣਾ ਹੈ ਕਹਿੰਦੇ ਜੀ 20 ਫਰਵਰੀ ਨੂੰ ਆ ਹੁਣ ਜਰਾ ਇੱਥੇ ਤੁਹਾਨੂੰ ਧਿਆਨ ਇਕਾਗਰ ਕਰਕੇ ਸੁਣਨਾ ਪੈਣਾ ਮੈਂ ਜਿਹੜੇ 5 ਮਿੰਟ ਹੁਣ ਲਾਉਣੇ ਨੇ ਨਾ 5 ਮਿੰਟ ਤੁਸੀਂ ਹੁਣ ਆ ਇਕਾਗਰ ਚਿਤ ਹੋ ਕੇ ਸੁਣਿਓ ਮੇਰੇ ਆ 5 ਮਿੰਟ ਨਨਕਾਣਾ ਸਾਹਿਬ ਦਾ ਬਸ ਮਾੜਾ ਜਿਹਾ ਨਕਸ਼ਾ ਖਿੱਚ ਲਈਏ ਆਪਾਂ 5 ਮਿੰਟ ਵਿੱਚ ਹੀ ਆ ਜਾਏਗਾ ਦਿਮਾਗ 'ਚ ਸੁਣਿਓ ਹੁਣ ਧਿਆਨ ਨਾਲ ਨਰੈਣੂ ਮਹੰਤ ਨਰੈਣ ਦਾ ਸੀ ਉਹਦਾ ਅਸਲੀ ਨਾਮ ਆਪਣੇ ਕੁਝ ਸਿੱਖ ਆਗੂਆਂ ਨੇ ਇਹ ਸੋਚਿਆ ਵੀ ਨਰੈਣ ਦਾਸ ਨਾਲ ਆਪਾਂ 5 6 7 ਤਰੀਕ ਮਾਰਚ ਦੀ ਮੀਟਿੰਗ ਕਰੀਏ ਤੇ ਮੀਟਿੰਗ ਦੇ ਵਿੱਚ ਨਰੈਣ ਦਾਸ ਨੂੰ ਆਪਾਂ ਮਨਾਈਏ ਵੀ ਬਾਬਾ ਆਪਣੇ ਆਪ ਹੀ ਨਨਕਾਣਾ ਸਾਹਿਬ ਛੱਡ ਕੇ ਚਲਿਆ ਜਾ ਜਿਹੜੇ ਪੈਸੇ ਲੈਣੇ ਨੇ ਲੈ ਲੈ ਜਿਹੜੀ ਜ਼ਮੀਨ ਤੈਨੂੰ ਚਾਹੀਦੀ ਹੈ ਜ਼ਮੀਨ ਲੈ ਲੈ ਪੱਕੀ ਤੇਰੀ ਨੌਕਰੀ ਉੱਥੇ ਤੂੰ ਟਿਕ ਕੇ ਬਹਿ ਜਾ ਕਰ ਪ੍ਰਬੰਧ ਸੰਗਤ ਸੰਭੇਗੀ ਧਿਆਨ ਨਾਲ ਸੁਣਿਓ ਪ੍ਰਬੰਧ ਸੰਗਤ ਸਾਂਭੇਗੀ ਜਿਹੜਾ ਤੂੰ ਹਿੱਸਾ ਲੈਣਾ ਲੈ ਲਿਆ ਕਰ ਇੱਥੋਂ ਤੱਕ ਵੀ ਸੋਚ ਲਿਆ ਸੀ ਵੀ ਗੋਲਕ ਚੋਂ ਵੀ ਹਿੱਸਾ ਦੇ ਦੇਾਂਗੇ ਮਹੰਤ ਨੂੰ 5 ਤੇ 6 7 ਦੀ ਮੀਟਿੰਗ ਰੱਖੀ ਸੀ ਕਹਿੰਦੇ ਸਾਰੇ ਕੌਮ ਦੇ ਮੋਹਤਵਾਰ ਬੰਦੇ ਨਰੈਣੂ ਮਹੰਤ ਨਾਲ ਮੀਟਿੰਗ ਕਰਨ ਜਾਣਗੇ 5 6 7 ਮਾਰਚ ਨੂੰ 5 6 7 ਮਾਰਚ 1921 ਇਹ ਸੋਚਿਆ ਉਸ ਵੇਲੇ ਨਰੈਣੂ ਮਹੰਤ ਨੇ ਪਲਾਨ ਬਣਾ ਲਿਆ ਕਹਿੰਦਾ ਸਾਰੇ ਆਗੂ ਆਉਣਗੇ ਕਹਿੰਦੇ ਆਉਣਗੇ ਇਹਨੇ ਬੰਦੇ ਇਕੱਠੇ ਕਰ ਲਏ ਕਹਿੰਦੇ 5 6 7 ਨੂੰ ਸਾਰੇ ਆਗੂਆਂ ਨੂੰ ਨਿਕਲਣ ਨਹੀਂ ਦੇਣਾ ਕਹਿੰਦੇ ਕੌਮ ਦੇ ਸਾਰੇ ਮੋਤ ਪਰ ਇਕੱਠੇ ਹੀ ਮਾਰ ਦੇਾਂਗੇ ਆਪਾਂ ਪਲਾਨ ਬਣਾ ਲਿਆ ਇਹਦੀ ਕੁਟਲ ਨੀਤੀ ਦਾ ਪਤਾ ਲੱਗ ਗਿਆ ਸਿੱਖ ਆਗੂਆਂ ਨੂੰ ਕਹਿੰਦੇ ਵੀ ਉਹ ਤੇ 5 6 7 ਨੂੰ ਪਲਾਨ ਕਰੀ ਬੈਠਾ ਹੈ ਉਹ ਤੇ ਮਾਰੇਗਾ ਜਿੰਨੇ ਆਗੂ ਜਾਣਗੇ ਮੀਟਿੰਗ ਕਰਨ ਉਹਦੇ ਨਾਲ ਜੇ 50 ਬੰਦੇ ਗਏ ਉਹਨੇ 50 ਦੇ 50 ਹੀ ਨਹੀਂ ਛੱਡਣੇ ਉਹਦੇ ਨਾਲ ਮੀਟਿੰਗ ਨਾ ਕਰਿਓ ਖਤਰਾ ਹੈ ਜਦੋਂ ਇਦਾਂ ਗੱਲ ਹੋਈ ਉਸ ਵੇਲੇ ਫਿਰ ਸਾਡੇ ਆਗੂ ਕਰਤਾਰ ਸਿੰਘ ਝੱਬਰ ਲక్ష్మణ ਸਿੰਘ ਧਾਰੋਵਾਲ ਹੋਣਾ ਨੇ ਸੋਚਿਆ ਮੈਂ ਤੁਹਾਨੂੰ ਆ ਜਰਾ ਇੱਥੇ ਕਿਹਾ ਤੁਹਾਨੂੰ 5 ਮਿੰਟ ਹੁਣ ਇੱਥੇ ਐਕਟਿਵ ਰਹਿ ਕੇ ਸੁਣਿਓ ਆ ਜਿਹੜੇ 5 ਮਿੰਟ ਨੇ ਮੈਂ ਤਾਂ ਡੇਟਾ ਧਿਆਨ 'ਚ ਰੱਖਿਓ ਜਦੋਂ ਪਤਾ ਲੱਗ ਗਿਆ ਵੀ ਜਿਹੜੀ ਮੀਟਿੰਗ ਹੈ ਜਿਹੜੀ ਕੈਨਸਲ ਕਰੋ ਜੇ ਜਾਵਾਂਗੇ 50 ਬੰਦੇ ਉਹਨੇ ਮਾਰ ਦੇਣਾ ਹੈ ਫਿਰ ਕੀ ਕਰੀਏ ਆਪਣੇ ਆਗੂਆਂ ਨੇ ਕਰਤਾਰ ਸਿੰਘ ਚੱਬਰ ਨੇ ਲక్ష్మణ ਸਿੰਘ ਧਾਰੋਵਾਲ ਨੇ ਸੋਚਿਆ ਵੀ ਇੱਕ ਲਾਹੌਰ ਵਿੱਚ ਕਾਨਫਰੰਸ ਹੋ ਰਹੀ ਹੈ ਸਨਾਤਨ ਧਰਮ ਦੀ ਕਾਨਫਰੰਸ ਸੀ ਸਾਰੇ ਬਾਬਿਆਂ ਨੇ ਉਹਨਾਂ ਵੇਲਿਆਂ ਦੇ ਮਹੰਤਾਂ ਨੇ ਇਕੱਠੇ ਹੋਣਾ ਸੀ ਜਿਵੇਂ ਅੱਜ ਕੱਲ ਵਾਲੇ ਸੰਤ ਸਮਾਜ ਵਾਲੇ ਮੀਟਿੰਗ ਕਰਦੇ ਐ ਉਸ ਵੇਲੇ ਦੇ ਜਿਹੜੇ ਬਾਬੇ ਸੀ ਉਹਨਾਂ ਸਾਰਿਆਂ ਬਾਬਿਆਂ ਨੇ ਲਾਹੌਰ ਵਿੱਚ ਇੱਕ ਮੀਟਿੰਗ ਕਰਨੀ ਸੀ ਤੇ ਸਾਡੇ ਆਗੂਆਂ ਨੇ ਸੋਚਿਆ ਵੀ ਮਹੰਤ ਕਹਿੰਦਾ 4 5 6 ਨੂੰ ਇਹਨਾਂ ਨੂੰ ਖਤਮ ਕਰ ਦੇਣਾ ਹੈ ਮਹੰਤ ਨੇ ਨਨਕਾਣਾ ਸਾਹਿਬ ਤੋਂ ਗਿਆ ਹੋਣਾ ਹੈ ਆਪਾਂ ਇਦਾਂ ਕਰੋ ਆਪਾਂ 20 ਤਰੀਕ ਨੂੰ ਜਾ ਕੇ ਨਨਕਾਣਾ ਸਾਹਿਬ ਕਬਜ਼ਾ ਕਰ ਲਈਏ 20 ਤਰੀਕ ਨੂੰ ਮਹੰਤ ਨੇ ਹੋਣਾ ਨਹੀਂ ਆਪਾਂ ਸਾਰੇ ਬੰਦੇ 2500 ਸਿੰਘ ਜਾਣਗੇ ਤੇ ਜਾ ਕੇ ਕਬਜ਼ਾ ਕਰ ਲਈਏ ਆਪਣਾ ਗੁਰਦੁਆਰਾ ਹੈ ਆਪਣਾ ਨਨਕਾਣਾ ਤੇ ਇਹ ਕੌਣ ਹੁੰਦਾ ਹੈ ਇਹ ਉੱਥੇ ਹੋਣਾ ਨਹੀਂ ਜਦੋਂ ਤੱਕ ਮੁੜ ਕੇ ਆਏਗਾ ਪ੍ਰਬੰਧ ਸੰਗਤਾਂ ਕੋਲ ਹੋਏਗਾ ਲਓ ਜੀ ਵਿੱਚੇ ਵਿੱਚ ਤਿਆਰੀਆਂ ਕਰ ਲੀਆਂ ਵੀ ਤਿਆਰੀ ਕਰੋ ਜਥੇ ਨੇੜੇ ਲੱਗੀਏ ਦੋ ਜਥੇ ਆਉਣੇ ਸੀ ਆ ਹੁਣ ਇੱਥੇ ਧਿਆਨ ਨਾਲ ਸੁਣਿਓ ਜੋ ਦੋ ਜਥੇ ਆਉਣੇ ਨੇ ਇੱਕ ਕਰਤਾਰ ਸਿੰਘ ਝੱਬਰ ਦਾ ਜਥਾ ਆਉਣਾ ਹੈ 2200 ਸਿੰਘ ਉਹਦੇ ਚ ਆਉਣਾ ਸੀ ਤੇ 150 ਸਿੰਘ ਲక్ష్మణ ਸਿੰਘ ਧਾਰੋਵਾਲ ਨੇ ਲੈ ਕੇ ਜਾਣਾ ਸੀ 150 ਸਿੰਘ ਹੁਣ ਇਧਰ ਤਿਆਰੀਆਂ ਚੱਲ ਰਹੀਆਂ ਨੇ ਵੀ ਆਪਾਂ ਨੇੜੇ ਲੱਗੀਏ ਉਧਰ ਕੀ ਹੋਇਆ ਮਹੰਤ ਬਹਿ ਗਿਆ ਟ੍ਰੇਨ 'ਚ ਲਾਹੌਰ ਚੱਲਾ ਹੈ ਉਹਨੂੰ ਕਿਸੇ ਬੀਬੀ ਨੇ ਜਾ ਸੁਨੇਹਾ ਦਿੱਤਾ ਵੇ ਮਹੰਤਾ ਤੂੰ ਚੱਲਣਾ ਕਾਨਫਰੰਸ ਅਟੈਂਡ ਕਰਨ ਆ ਤੂੰ ਮੀਟਿੰਗਾਂ ਕਰਦਾ ਫਿਰਦਾ ਨਨਕਾਣਾ ਸਾਹਿਬ ਤੇ ਅੱਜ ਰਾਤ ਨੂੰ ਕਬਜ਼ਾ ਹੋ ਜਾਣਾ ਹੈ ਗੱਡੀ ਚੋਂ ਛਾਲ ਮਾਰ ਕੇ ਉਤਰ ਆਇਆ ਰਾਤੋਂ ਰਾਤ ਆਪਣੇ ਬੰਦਿਆਂ ਨੂੰ ਸਨੇਹ ਘੱਲੇ ਜੇ ਆਉਣਗੇ ਰਾਤੋਂ ਰਾਤ ਮਹੰਤ ਪਹੁੰਚ ਗਿਆ ਤੇ ਇਹਨੇ ਆ ਕੇ ਛਵੀਆਂ ਮੰਗਾਈਆਂ ਹਥਿਆਰ ਮੰਗਾਏ ਤੇਲ ਦੇ ਪੀਪੇ ਮੰਗਾਏ ਬੰਦੂਕਾਂ ਰਾਈਫਲਾਂ ਆ ਗਈਆਂ ਤੇ ਬੰਦੇ ਇਕੱਠੇ ਕਰਕੇ ਨਨਕਾਣਾ ਸਾਹਿਬ ਦੇ ਵਿੱਚ ਪੂਰਾ ਕਬਜ਼ਾ ਕਰਾਤਾ ਕਹਿੰਦਾ ਓਲੇ ਹੋ ਕੇ ਰਿਓ ਜੇ ਕੋਈ ਆ ਗਿਆ ਸੁੱਕਾ ਨਹੀਂ ਜਾਣ ਦੇਣਾ ਮਹੰਤ ਤੇ ਗਿਆ ਹੀ ਨਹੀਂ ਇਸ ਗੱਲ ਦਾ ਪਤਾ ਕਰਤਾਰ ਸਿੰਘ ਝੱਬਰ ਨੂੰ ਲੱਗਾ ਸਾਰੀ ਕੌਮ ਨੇ ਫੈਸਲਾ ਕੀਤਾ ਇਕੱਠੇ ਬਹਿ ਕੇ ਮੀਟਿੰਗ ਕਰਕੇ ਕਹਿੰਦੇ ਹੁਣ ਨਹੀਂ ਜਾਣਾ 2500 ਬੰਦਾ ਨਹੀਂ ਜਾਏਗਾ ਘੱਟ ਤੋਂ ਘੱਟ 10000 ਬੰਦਾ ਜਾਏਗਾ ਤਾਂ ਆਪਾਂ ਕਬਜ਼ਾ ਕਰਾਂਗੇ ਜਿਹੜਾ ਆਪਾਂ 20 ਤਰੀਕ ਦਾ ਪ੍ਰੋਗਰਾਮ ਰੱਖਿਆ ਜਾਣ ਦਾ ਕੈਨਸਲ ਕਰ ਦਿਓ ਨੋਟ ਕਰਿਓ 19 ਤਰੀਕ ਨੂੰ ਫੈਸਲਾ ਹੋ ਗਿਆ ਜਾਣਾ ਨਹੀਂ ਕਰਤਾਰ ਸਿੰਘ ਝੱਬਰ ਕਹਿੰਦਾ ਵੀ ਮੈਨੂੰ ਤੇ ਲੱਗ ਗਿਆ ਪਤਾ ਵੀ ਨਹੀਂ ਜਾਣਾ ਜਿਹੜਾ ਲక్ష్మణ ਸਿੰਘ ਵਾਲਾ ਜਥਾ ਆਉਣਾ ਉਹਨੂੰ ਕੌਣ ਰੋਕੇਗਾ ਤੇ ਦਲੀਪ ਸਿੰਘ ਕਹਿਣ ਲੱਗਾ ਮੈਂ ਰੋਕਾਂਗਾ ਮੈਂ ਆਪੇ ਰੋਕਾਂਗਾ ਉਹਨੂੰ ਵੀ ਰੋਕ ਦਿਆਂਗੇ ਵੀ ਆਪਾਂ ਅਜੇ ਨਹੀਂ ਜਾਣਾ ਆਪਾਂ ਸਾਰੀ ਕੌਮ ਘੱਟ ਤੋਂ ਘੱਟ 10 15000 ਬੰਦਾ ਇਕੱਠਾ ਹੋ ਕੇ ਜਾਵਾਂਗੇ ਫਿਰ ਕਬਜ਼ਾ ਕਰਾਂਗੇ ਲਓ ਜੀ ਲక్ష్మణ ਸਿੰਘ ਧਾਰੋਵਾਲ ਨੇ ਵੀ 150 ਬੰਦਾ ਲੈ ਕੇ ਜਾਣਾ ਸੀ ਵੱਡਾ ਜਥਾ ਤੇ ਰੁਕ ਗਿਆ ਇਹ ਛੋਟਾ ਜਥਾ ਸੀ ਜਿਹੜਾ 150 ਬੰਦੇ ਵਾਲਾ ਇਹਨਾਂ ਨੇ ਫਿਰ ਚਲੋ ਜੀ ਵਾਹਿਗੁਰੂ ਵਾਹਿਗੁਰੂ ਜਪਦਿਆਂ ਚਾਲਾ ਪਾਤਾ ਜਦੋਂ ਕੇਰ ਸਿੰਘ ਲੱਗਾ ਨਾ ਤੁਰਨ ਤੇ ਦਰਬਾਰਾ ਸਿੰਘ ਕਹਿੰਦਾ ਬਾਪੂ ਇਸ਼ਨਾਨ ਕਰਕੇ ਤਿਆਰ ਹੋ ਕੇ ਨਵੇਂ ਕੱਪੜੇ ਪਾ ਕੇ ਬੇਬੇ ਨੂੰ ਗੋਡੀ ਹੱਥ ਲਾ ਕੇ ਕਿੱਥੇ ਚੱਲਾਂ ਐ ਆਂਦਾ ਪੁੱਤਰਾ ਅੱਜ ਮੈਂ ਨਨਕਾਣਾ ਸਾਹਿਬ ਚੱਲਾਂ ਸ਼ਹੀਦ ਹੋਣ ਤੇ ਦਰਬਾਰਾ ਸਿੰਘ ਕਹਿੰਦਾ ਬਾਪੂ ਉਦੋਂ ਤੇ ਤੂੰ ਵਾਅਦਾ ਕੀਤਾ ਸੀ ਵੀ ਮੈਂ ਤੈਨੂੰ ਲੈ ਕੇ ਜਾਵਾਂਗਾ ਕਹਿੰਦਾ ਤੂੰ ਨਿੱਕਾ ਹੈ ਉਦੋਂ ਤੈਨੂੰ ਹੱਸਦਿਆਂ ਕਹਿਤਾ ਸੀ ਹਾਂ ਕਰਤੀ ਸੀ ਜਿੱਦ ਕਰਦਾ ਸੈ ਨਾ ਤਾਂ ਤੈਨੂੰ ਹਾਂ ਕਰ ਦਿੱਤੀ ਸੀ ਨਹੀਂ ਜਾਣਾ ਤੂੰ ਬਹਿ ਇੱਥੇ ਉਹ ਬੱਚਾ ਕਹਿਣ ਲੱਗਾ ਬਾਪੂ ਵਾਦਾ ਕਰਕੇ ਮੁਕਰਨਾ ਮੈਂ ਵੀ ਸ਼ਹੀਦ ਹੋਣਾ ਹੈ ਤੇ ਮਾਂ ਉਹਦੀ ਨਿੱਕੇ ਜੇ ਦੀ ਮਰ ਗਈ ਸੀ ਦੋ 20 ਦਿਨਾਂ ਦਾ ਜਦੋਂ ਮਾਂ ਚੜਾਈ ਕਰ ਗਈ ਦਾਦੀ ਨੇ ਪਾਲਿਆ ਸੀ ਤੇ ਦਾਦੀ ਆਖਣ ਲੱਗੀ ਪੁੱਤਰਾ ਜੇ ਛੋਟਾ ਹੈ ਨਾ ਬੇਬੇ ਇਦਾਂ ਨਾ ਕਹੇ ਮੈਨੂੰ ਫਤਿਹ ਸਿੰਘ ਨਾਲ ਰਲ ਜਾਣ ਦੇ ਮੈਨੂੰ ਜਾਣ ਦੇ ਮੈਨੂੰ ਮੈਨੂੰ ਰੋਕ ਨਾ ਚੀਕਾਂ ਮਾਰੇ ਜਿਵੇਂ ਨਿਆਣੇ ਲਿਟਣ ਲੱਗ ਪੈਂਦੇ ਆ ਜੀ ਜਿੱਦ ਕਰੇ ਵੀ ਮੈਂ ਆਪਣੇ ਪਿਓ ਨਾਲ ਜਾਣਾ ਹੈ ਮੈਂ ਸ਼ਹੀਦ ਹੋਣ ਜਾਣਾ ਹੈ ਪੰਜ ਬਾਣੀਆਂ ਕੰਠੋਂ ਨੂੰ ਪੰਜ ਗ੍ਰੰਥੀ ਦਾ ਪਾਠ ਕਰਦਾ ਸੀ ਉਹ ਇਦਾਂ ਦਾ ਬੱਚਾ ਨਿਕਾ ਜਿਆ ਇੰਨਾ ਸ਼ੌਂਕ ਰੱਖਣ ਵਾਲਾ ਜਦੋਂ ਜ਼ਿਆਦਾ ਹੀ ਅੜੀ ਕਰ ਲਈ ਕਹਿੰਦੇ ਫਿਰ ਚੱਲ ਫਿਰ ਜਾ ਤੇਰੀ ਮਰਜ਼ੀ ਐ ਉਹ ਕਹਿੰਦਾ ਫਿਰ ਹੋ ਜਾ ਤਿਆਰ ਵੇਖੀ ਜਾਏਗੀ ਬੇਬੇ ਜਿੱਥੇ ਤੇਰਾ ਪੁੱਤ ਜਿਸ ਚੱਲ ਲੈਂਗੀ ਸੱਲ ਚੱਲਣੇ ਪੈਣੇ ਨੇ ਜੇ ਪੁੱਤ ਦਾ ਵਿਛੋੜਾ ਚੱਲ ਲੈਂਗੀ ਪੋਤਰੇ ਦਾ ਵੀ ਚੱਲ ਨਹੀਂ ਜੇ ਇਹ ਫਤਿਹ ਸਿੰਘ ਬਣ ਚੱਲਿਆ ਤੇ ਮਾਂ ਗੁਜਰੀ ਬਣ ਜਾ ਖੁਸ਼ੀ ਖੁਸ਼ੀ ਤੋਰ ਦੇ ਬੇਬੇ ਖੁਸ਼ੀ ਖੁਸ਼ੀ ਤੋੜ ਦੇ ਜੇ ਇਹਦਾ ਜੀ ਕਰਤਾ ਹੀ ਹੈ ਵੀ ਮੈਂ ਫਤਿਹ ਸਿੰਘ ਬਣਨਾ ਹੈ ਤੇ ਤੂੰ ਮਾਂ ਗੁਜਰੀ ਬਣ ਜਾ ਫਿਰ ਹੁਣ ਦਿਲ ਵਿਖਾ ਕੱਢ ਦੇ ਲੈ ਹੁਣ ਜੇ ਬਣਨਾ ਹੀ ਚਾਹੁੰਦਾ ਤੇ ਬਣ ਜਾਣ ਦੇ ਫਿਰ ਫਿਰ ਉਹ ਵੀ ਚੁੱਪ ਕਰ ਗਈ ਕਹਿੰਦੀ ਠੀਕ ਹੈ ਵੀ ਮਾਤਾ ਗੁਜਰੀ ਦੀਆਂ ਸਾਖੀਆਂ ਤੇ ਸੁਣਾਈਆਂ ਨੇ ਹੁਣ ਬੰਨਾ ਵੀ ਪੈਣਾ ਤੇ ਮਾਂ ਚੁੱਪ ਕਰ ਗਈ ਪੋਤਰੇ ਨੂੰ ਤੋਰਿਆ ਪੋਤਰੇ ਨੂੰ ਤੋਰਿਆ ਜੀ ਉਹਨੇ ਫਿਰ ਗੁਰਦੁਆਰੇ ਗਏ ਅਰਦਾਸ ਕੀਤੀ ਉੱਥੇ ਫਿਰ ਇਹ ਹੁਕਮਨਾਮਾ ਆਇਆ ਸੀ ਜਿਹੜਾ ਆਪਾਂ ਸ਼ਬਦ ਪੜਿਆ ਨਾ ਚੌਥੇ ਪਾਤਸ਼ਾਹ ਦਾ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਇਹ ਹੁਕਮਨਾਮਾ ਆਇਆ ਸੀ ਇਹਦੇ ਵਿੱਚ ਪੰਕਤੀਆਂ ਆਈਆਂ ਸੀ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਚਲੇ ਇਹ ਪੰਕਤੀ ਵਿੱਚ ਆਈ ਸੀ ਕੋਈ ਵੀ ਤੁਹਾਡੇ ਤੋਂ ਸਾਕਾ ਨਨਕਾਣੇ ਦਾ ਇਤਿਹਾਸ ਪੜ ਲਿਓ ਇਹ ਹੁਕਮਨਾਮਾ ਗੁਰੂ ਗ੍ਰੰਥ ਸਾਹਿਬ ਨੇ ਦਿੱਤਾ ਸੀ ਬੋਲ ਕੇ ਵੀ ਲక్ష్మణ ਸਿਆ ਜੇ ਖੁਸ਼ ਕਰਨਾ ਹੁੰਦਾ ਨਾ ਗੁਰੂ ਨੂੰ ਜਦੋਂ ਸਮਾਂ ਆ ਜਾਂਦਾ ਹੈ ਤਨ ਮਨ ਕੱਟ ਕੱਟ ਕੱਟ ਕੇ ਨਾ ਅਰਪਣ ਕਰਨਾ ਪੈਂਦਾ ਅੱਗਾਂ 'ਚ ਵੀ ਸੜਨਾ ਪੈਂਦਾ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਆਇਆ ਸੀ ਇਹ ਫਿਰ ਅਰਦਾਸ ਕਰਕੇ ਲక్ష్మణ ਸਿੰਘ ਦਾ ਜਥਾ ਤੁਰਿਆ ਸੀ ਜੀ ਚੱਲਦੇ ਚੱਲਦੇ ਚੰਦਰਕੋਟ ਦੀ ਝਾੜ ਦੇ ਕੋਲ ਆਏ ਨਨਕਾਣਾ ਸਾਹਿਬ ਦੇ ਨੇੜੇ ਕੈਮ ਰਿਓ ਬਈ ਆ ਹੁਣ ਧਿਆਨ ਨਾਲ ਸੁਣ ਲਿਓ ਥੋੜੇ ਆ ਸੁਸਤੀ ਨਾ ਪਵੇ ਕੈਮ ਦੇ ਸਿੱਧੇ ਜੇ ਹੋ ਕੇ ਜਰਾ ਸਿੱਧੇ ਜੇ ਹੋ ਜਾਓ ਬਈ ਬਾਲਾ ਵਿੱਚ ਜੇ ਨਾ ਨਾ ਪੜੋ ਸਿੱਧੇ ਜੇ ਸਿੱਧੇ ਸਿੱਧੇ ਜਰਾ ਸਿੱਧੇ ਲੱਕ ਦਾ ਬਲ ਜਿਆ ਕੱਢੋ ਹੋਵੋ ਸਿੱਧੇ ਥੱਲੇ ਥੱਲੇ ਨੂੰ ਜਦੋਂ ਥੱਲੇ ਨੂੰ ਡੈਡ ਜੇ ਹੋ ਜਾਂਦੇ ਹੋ ਫਿਰ ਮੈਂ ਵੀ ਢਿੱਲਾ ਪੈ ਜਾਂਦਾ ਸਿੱਧੇ ਹੋਵੋ ਪੂਰੇ ਕਾਇਮ ਹੋ ਕੇ ਬੈਠੋ ਸਿੱਧੇ ਬੇਰਸੀ ਨਾ ਕਰੋ ਹੁਣ ਸੁਣੋ ਗੱਲ ਚੱਲਦੀ ਸੀ ਕਿ ਅਰਦਾਸ ਹੋ ਗਈ ਗੁਰੂ ਜੀ ਦਾ ਹੁਕਮਨਾਮਾ ਆ ਗਿਆ ਤੇ ਬੜਾ ਚਾਹ ਹੋਇਆ ਵੀ ਮਹਾਰਾਜ ਨੇ ਆਗਿਆ ਦਿੱਤੀ ਆ ਵੀ ਹੋ ਸਕਦਾ ਵੀ ਇਹ ਵੀ ਇਹ ਵੀ ਗੱਲ ਹੈ ਹੁਣ ਚੰਦਰਕੋਟ ਦੀ ਝਾਲ ਪੈਂਦੀ ਸੀ ਉੱਥੇ ਇਕੱਠਿਆਂ ਹੋਣਾ ਸੀ ਵੱਡੇ ਜਥੇ ਨੇ ਵੀ ਆਉਣਾ ਸੀ ਛੋਟੇ ਜਥੇ ਨੇ ਵੀ ਆਉਣਾ ਸੀ 150 ਸਿੰਘਾਂ ਵਾਲਾ ਜਥਾ ਪਹੁੰਚ ਗਿਆ ਤੇ ਜਿਹੜਾ 2200 ਸਿੰਘਾਂ ਵਾਲਾ ਸੀ ਉਹ ਤੇ ਰੋਕੀ ਗਿਆ ਸੀ ਉਹਨਾਂ ਦਾ ਸਲਾਹ ਹੀ ਕੈਨਸਲ ਕਰਤੀ ਸੀ ਵੀ ਜਾਣਾ ਹੀ ਨਹੀਂ ਹੁਣ ਇਹ ਇੱਥੇ ਬੈਠੇ ਐ ਸਾਰੀ ਰਾਤ ਉਡੀਕਦਿਆਂ ਦੀ ਲੰਘ ਗਈ ਜਦੋਂ ਵੱਜੇ ਨਾ 3 3:30 ਵਜੇ ਸਵੇਰ ਦੇ ਤੇ ਲਸ਼ ਕਹਿੰਦੇ ਨਿੱਕਾ ਬੱਚਾ ਨਾ ਦਰਬਾਰਾ ਸਿੰਘ ਫਿਰ ਕਹਿੰਦਾ ਚੱਲੋ ਚੱਲੀਏ ਨੇੜੇ ਚੱਲੀਏ ਨਨਕਾਣਾ ਸਾਹਿਬ ਦੇ ਨੇੜੇ ਕਹਿੰਦੇ ਉਹ ਜਥਾ ਤੇ ਆਇਆ ਨਹੀਂ ਕਹਿੰਦੇ ਨਹੀਂ ਆਇਆ ਜਥਾ ਨਾ ਸਹੀ ਆਓ ਆਪਾਂ ਚੱਲੀਏ ਵਿੱਚ ਕਈ ਕਹਿਣ ਜਾਈਏ ਵਿੱਚ ਕਹਿਣ ਨਾ ਜਾਈਏ ਤੇ ਦਰਬਾਰਾ ਸਿੰਘ ਨੇ ਫਿਰ ਸ਼ਬਦ ਪੜਿਆ ਸੂਰਾ ਸੋ ਕਹਿੰਦੇ ਪਤਲੀ ਜੀ ਆਵਾਜ਼ ਬੱਚਿਆਂ ਵਾਲੀ ਆਵਾਜ਼ ਵੈਸੇ ਹੀ ਬੱਚਾ ਤੇ ਪਿਆਰਾ ਲੱਗਦਾ ਜਦੋਂ ਸ਼ਬਦ ਗਾਉਂਦਾ ਵੱਡੇ ਤੋਂ ਸ਼ਬਦ ਸੁਣਿਓ ਬੱਚੇ ਤੋਂ ਸੁਣਿਓ ਕਿਤੇ ਬੱਚਾ ਕੀਰਤਨ ਕਰਦਾ ਬੇਸੁਰਾ ਵੀ ਪਿਆਰਾ ਲੱਗਦਾ ਬੱਚੇ ਦੀ ਆਵਾਜ਼ ਬੜੀ ਮਿੱਠੀ ਹੁੰਦੀ ਕਿਉਂਕਿ ਦਿਲੋਂ ਕਰਦਾ ਜਿੰਨਾ ਕੋ ਉਹਦੇ ਅੰਦਰ ਬੜਾ ਪਿਆਰ ਹੁੰਦਾ ਪੜੋ ਸੂਰਾ ਸੋ ਪਹਿਚਾਨੀ ਸੂਰਾ ਸੋ ਪਹਿਚਾਨੀ ਐ ਜੋ ਲਰੇ ਦੀਨ ਕੇ ਹੈ ਤੋ ਪੁਰਜਾ ਪੁਰਜਾ ਕਟ ਮਰੇ ਕਬ ਹੂੰ ਨਾ ਛੱਡ ਕੇ ਤੂੰ ਲਓ ਜੀ ਇਹ ਸ਼ਬਦ ਉਹਨੇ ਗਾਇਆ ਸੰਗਤ ਕਹਿੰਦੀ ਚਲੋ ਚੱਲੀਏ ਫਿਰ ਜਕਾਰੇ ਲਾ ਕੇ ਤੁਰ ਪਏ ਆਗੂਆਂ ਨੇ ਲੱਭਿਆ ਬਹੁਤ ਜੀ ਜਥਾ ਲੱਭਿਆ ਨਹੀਂ ਉਹਨਾਂ ਨੂੰ ਫਿਰਦੇ ਰਹੇ ਸਿੰਘ ਉਦੋਂ ਜੰਗਲ ਬੜੇ ਸੀ ਜੀ ਝਾੜੀਆਂ ਬੜੀਆਂ ਦਰਖਤ ਬੜੇ ਸੀ ਲੱਭਣ ਨਾ ਇਹ ਜਿਹੜਾ ਜਥਾ ਸੀ ਚੱਲਦਾ ਚੱਲਦਾ ਨਨਕਾਣਾ ਸਾਹਿਬ ਦੇ ਕੋਲ ਪਹੁੰਚ ਗਿਆ ਐਦਾਂ ਪਹੁੰਚ ਗਿਆ ਜੀ ਜਿਵੇਂ ਉਹ ਡਿਊਟੀ ਆ ਗਈ ਸਾਹਮਣੇ ਜਿਵੇਂ ਡਿਊਟੀ ਸਾਹਮਣੇ ਆ ਗਈ ਉਹ ਆ ਗਿਆ ਨਨਕਾਣਾ ਸਾਹਿਬ ਇੰਨੇ ਨੂੰ ਚਿੱਠੀ ਪਹੁੰਚ ਗਈ ਚਿੱਠੀ ਐਦਾਂ ਫੜਾਤੀ ਸ਼ਾਇਦ ਭਾਈ ਬਰਿਆਮ ਸਿੰਘ ਨਾਮ ਸੀ ਜਿਨੇ ਚਿੱਠੀ ਦਿੱਤੀ ਕਹਿੰਦਾ ਲੋ ਖਾਲਸਾ ਜੀ ਫੈਸਲਾ ਰੱਦ ਹੋ ਗਿਆ ਜਾਣਾ ਨਹੀਂ ਅੰਦਰ ਛਵੀਆਂ ਗੰਡਾਸੇ ਬੰਦੂਕਾਂ ਲੈ ਕੇ ਬੈਠੇ ਐ ਅੰਦਰ ਨਹੀਂ ਜਾਣਾ ਹੁਣ ਉਸ ਵੇਲੇ ਲక్ష్మణ ਸਿੰਘ ਨੇ ਸਾਰੀ ਸੰਗਤ ਨੂੰ ਪੁੱਛਿਆ ਸੰਗਤ ਜੀ ਕਿਵੇਂ ਕਰੀਏ ਫਿਰ ਵਿੱਚ ਕਈ ਹਿੰਮਤੀ ਪਤਾ ਕੀ ਕਹਿੰਦੇ ਕਹਿੰਦੇ ਐਡੀ ਨੇੜੇ ਆ ਕੇ ਤੇ ਨਹੀਂ ਹੁਣ ਮੁੜਿਆ ਜਾਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਸਾਹਮਣੇ ਨਨਕਾਣਾ ਤੇ ਹੁਣ ਇੱਥੋਂ ਮੁੜੀਏ ਖਤਰਾ ਹੈ ਕਹਿੰਦੇ ਵੇਖੀ ਜਾਏਗੀ ਫਿਰ ਜਾਗ ਲਾਉਣ ਲਈ ਸ਼ੀਧੀਆਂ ਤੇ ਹੋਣੀਆਂ ਹੀ ਨੇ ਜੇ 2 4 10 ਜਾਂ ਸਾਰੇ ਵੀ ਮਰ ਜਾਗੇ ਚੰਗਾ ਜਾਗ ਲੱਗੇਗਾ ਕੌਮ ਜਾਗੇਗੀ ਹੀ ਤਾਂ ਇਹ ਗੰਦ ਨੂੰ ਧੋਣ ਲਈ ਕਿਸੇ ਨਾ ਕਿਸੇ ਨੂੰ ਤੇ ਲੇਖੇ ਲੱਗਣਾ ਹੀ ਪੈਣਾ ਹੈ ਕਿਉਂ ਬਈ ਚੱਲੀਏ ਮਰਨਾ ਪੈਣਾ ਹੁਣ ਸੋਚ ਲਓ ਅੰਦਰ ਜਾਣਾ ਤੇ ਮਰਨਾ ਹੈ ਤੇ ਜੇ ਆਪਾਂ ਲੇਖੇ ਲੱਗਾਂਗੇ ਤੇ ਸਾਰੀ ਕੌਮ ਚੱਗ ਵਾਂਗੂ ਗੱਲ ਫੈਲੇਗੀ ਤੇ ਸਾਰੀ ਕੌਮ ਨੇ ਜਾਗ ਪੈਣਾ ਮਹੰਤਾਂ ਦਾ ਗੰਦ ਨਿਕਲਿਆ ਲੈ ਦਿਨ ਦੋ ਨਹੀਂ ਲੱਗਣੇ ਆਪਾਂ ਸ਼ਹੀਦ ਹੋ ਜਾਣਾ ਆਪਣੇ ਸੰਸਕਾਰ ਤੋਂ ਪਹਿਲਾਂ ਆਪਣੇ ਸੰਸਕਾਰ ਤੋਂ ਪਹਿਲਾਂ ਖਾਲਸੇ ਦਾ ਕਬਜ਼ਾ ਹੋ ਜਾਏਗਾ ਇੱਥੇ ਕੁਰਬਾਨੀ ਵੱਡੀ ਕਰਨੀ ਪੈਣੀ ਹੈ ਵੀ ਹੁਣ ਗੱਲ ਮੱਥਾ ਟੇਕਣ ਦੀ ਨਹੀਂ ਮਰਨ ਦੀ ਹੈ ਤਿਆਰ ਹੋ ਕੋਈ ਨਹੀਂ ਜੀ ਪਿੱਛੇ ਮੁੜਿਆ ਵੀ ਮੈਂ ਨਹੀਂ ਮੁੜਨਾ ਸਾਰੇ ਕਹਿੰਦੇ ਚਲੋ ਚਲੋ ਵੇਖੀ ਜਾਏਗੀ ਫਿਰ ਕੁਛ ਨੂੰ ਤੇ ਜਾਣਾ ਹੀ ਪੈਣਾ ਜੇ ਕੌਮ ਦੀ ਝੋਲੀ ਵਿੱਚ ਪੈ ਜਾਏਗਾ ਤੇ ਚਲੋ ਚੱਲੀਏ ਫਿਰ ਲਓ ਜੀ ਉਹ ਜਥਾ ਫਿਰ ਤੁਰਿਆ ਇਹਨਾਂ ਨੇ ਸਵੇਰੇ 5 ਤੋਂ 6 ਦੇ ਦਰਮਿਆਨ ਟਾਈਮ ਸੀ ਜਦੋਂ ਅੰਦਰ ਵੜੇ ਦਰਬਾਰ ਸਾਹਿਬ ਗਏ ਤੇ ਇਹਨਾਂ ਨੇ ਗੁਰੂ ਜੀ ਦਾ ਪ੍ਰਕਾਸ਼ ਪਹਿਲਾਂ ਹੀ ਕੀਤਾ ਹੋਇਆ ਸੀ ਭਾਈ ਲక్ష్మణ ਸਿੰਘ ਧਾਰੋਵਾਲ ਤਾਬਿਆ ਬਹਿ ਗਿਆ ਤੇ ਬਾਕੀ ਦੇ ਸਿੰਘਾਂ ਨੇ ਆਸਾ ਦੀ ਵਾਰ ਸ਼ੁਰੂ ਕਰ ਦਿੱਤੀ ਸਾਰੀ ਸੰਗਤ ਜਦੋਂ ਅੰਦਰ ਬਹਿ ਗਈ ਮਹੰਤ ਜਾਗਦਾ ਸੀ ਸਾਰੀ ਰਾਤ ਦਾ ਬੰਦੇ ਉਹਨੇ ਤਿਆਰ ਕੀਤੇ ਹੋਏ ਸੀ ਕਹਿੰਦਾ ਕਿੰਨੇ ਕਿੰਨੇ ਕਹਿੰਦੇ 150 ਕਹਿੰਦੇ ਬਸ ਫਿਰ ਇਹਨਾਂ ਨੂੰ ਖਤਮ ਕਰੋ ਫਿਰ ਦਰਵਾਜ਼ਾ ਉਹਨਾਂ ਨੇ ਵੱਡਾ ਡਿਊਟੀ ਦਾ ਦਰਵਾਜ਼ਾ ਬੰਦ ਕਰਤਾ ਨਨਕਾਣਾ ਸਾਹਿਬ ਦਾ ਫਿਰ ਛੋਟੇ ਦਰਵਾਜ਼ੇ ਸਾਰੇ ਬੰਦ ਕਰਕੇ ਫਿਰ ਇਕੱਠੇ ਹੋ ਕੇ ਉਹਨਾਂ ਨੇ ਬੂਹੇ ਬਾਰੀਆਂ ਦੇ ਦਰਵਾਜ਼ੇ ਜਿਹੜੇ ਤਾਕੀਆਂ ਹੁੰਦੀਆਂ ਖੋਲ ਕੇ ਬਸ ਫਿਰ ਸਿੱਧੀ ਫਾਇਰਿੰਗ ਸ਼ੁਰੂ ਕਰ ਦਿੱਤੀ ਸੀ ਜਿੱਥੇ ਗੋਲੀ ਵੱਜਦੀ ਹੈ ਵੱਜਣ ਦੇ ਉਦੋਂ ਫਿਰ ਮੈਂ ਗੱਲ ਇੱਥੇ ਸ਼ੁਰੂ ਕੀਤੀ ਸੀ ਮੇਰਾ ਕੁਦਰਤੀ ਨਨਕਾਣਾ ਸਾਹਿਬ ਦੇ ਸਾਕੇ 'ਚ ਸੁਰਤ ਚਲੇਗੀ ਜਦੋਂ ਇਹਨਾਂ ਦਾ ਪਤਾ ਲੱਗ ਜਾਣਾ ਗੁਰੂ ਗ੍ਰੰਥ ਸਾਹਿਬ ਹੈ ਕੀ ਨੇ ਫਿਰ ਪਿਆਰ ਇਦਾਂ ਪੈਂਦਾ ਉਹ ਜਦੋਂ ਗੋਲੀ ਲੱਗੇ ਨਾ ਮਾਰਨ ਗੋਲੀ ਮਾਰਨ ਲੱਗੇ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੋਲੀ ਲੱਗੀ ਬਾਹਰੋਂ ਗੋਲੀ ਮਾਰੀ ਤੇ ਲక్ష్మణ ਸਿੰਘ ਧਾਰੋਵਾਲ ਨੇ ਗੁਰੂ ਗ੍ਰੰਥ ਸਾਹਿਬ ਨੂੰ ਐਦਾਂ ਜੱਫਾ ਪਾ ਲਿਆ ਤੋ ਪਿਆਰ ਹੁਣ ਨਿਆਣੇ ਸਾਡੇ ਨੂੰ ਕੋਈ ਕਵੇ ਬੰਦਾ ਜੱਫਾ ਹੀ ਪਾਏਗਾ ਮੇਰੇ ਬੱਚੇ ਨੂੰ ਕਿਵੇਂ ਨੇੜੇ ਪਿਆਰ ਜਦੋਂ ਰਿਸ਼ਤਾ ਬਣੇ ਫੇਰ ਬੰਦਾ ਬਚਦਾ ਜਾਨ ਵਾਰਦਾ ਹੈ ਜਿਹਦੇ ਨਾਲ ਰਿਸ਼ਤਾ ਹੋਵੇ ਉਹਦੇ ਲਈ ਜਾਨ ਵਾਰਦਾ ਬੱਚੇ ਦੀ ਆਈ ਤੇ ਪੁੱਤ ਦੀ ਆਈ ਤੇ ਪਿਓ ਮਰ ਸਕਦਾ ਅੱਜ ਵੀ ਅੱਜ ਵੀ ਮਰ ਸਕਦਾ ਵੀ ਜੇ ਗੋਲੀ ਚੱਲਦੀ ਹੋਵੇ ਬੰਦਾ ਅੱਗੇ ਹੋਏਗਾ ਵੀ ਬੱਚੇ ਨੂੰ ਪਿੱਛੇ ਕਰੋ ਮੇਰੇ ਬੱਚੇ ਜਿਹੜੀ ਬੱਚੇ ਤੇ ਜਦੋਂ ਰਿਸ਼ਤਾ ਗੁਰੂ ਨਾਲ ਪੈ ਜਾਂਦਾ ਹੈ ਫਿਰ ਅਗਲਾ ਅੱਗੇ ਹੋ ਜਾਂਦਾ ਵੀ ਪਰੇ ਹਟ ਜਾਓ ਮਹਾਰਾਜ ਦੀ ਬੇਅਦਬੀ ਨਾ ਕੋਈ ਕਰੇ ਕੋਈ ਪਿਆਰ ਪੈ ਗਿਆ ਉਹਦਾ ਰਿਸ਼ਤਾ ਬਣ ਗਿਆ ਨਾ ਰਿਸ਼ਤਾ ਬਣ ਗਿਆ ਫਿਰ ਬੰਦਾ ਇਹ ਕਰਦਾ ਹੈ ਫਿਰ ਹੋਇਆ ਕੀ ਜੀ ਉੱਥੇ ਫਿਰ ਉਹ ਜਦੋਂ ਗੁਰੂ ਗ੍ਰੰਥ ਸਾਹਿਬ ਤੇ ਗੋਲੀ ਵੱਜੀ ਆ ਕੇ ਫਿਰ ਲక్ష్మణ ਸਿੰਘ ਧਾਰੋਵਾਲ ਨੇ ਐਦਾਂ ਉੱਤੋਂ ਦੀ ਜੱਫਾ ਪਾ ਕੇ ਐਦਾਂ ਕਹਿੰਦਾ ਓਏ ਪਾਪੀਓ ਇਹਦੇ ਸਿਰ ਦੇ ਉੱਤੇ ਤੇ ਰੋਟੀਆਂ ਖਾਂਦੇ ਹੋ ਇਹਨੂੰ ਤੇ ਬਖਸ਼ ਦਿਓ ਐਦਾਂ ਕਿਹਾ ਉਹਨੇ ਫਿਰ ਉਹਨਾਂ ਨੇ ਗੋਲੀਆਂ ਚਲਾਈਆਂ ਉਹਦੀਆਂ ਬਾਹਾਂ ਤੇ ਲੱਗੀਆਂ ਬੁਰਾ ਹਾਲ ਹੋ ਗਿਆ ਜਿੰਨੀ ਸੰਗਤ ਸੀ ਤਰਾ ਤਰਾ ਕਰਦੇ ਨੇ ਪਰ ਵਾਹਿਗੁਰੂ ਵਾਹਿਗੁਰੂ ਉੱਚੀ ਉੱਚੀ ਕਿਸੇ ਨੇ ਸੋਚਿਆ ਉਹ ਨਿੱਕਾ ਜਿਹਾ ਬੱਚਾ ਫਟਾਫਟ ਦਰਬਾਰਾ ਸਿੰਘ ਨੂੰ ਚੁੱਕਿਆ ਅਲਮਾਰੀ 'ਚ ਬੰਦ ਕਰਤਾ ਵੀ ਬੱਚਾ ਬਚਾ ਲਓ ਅਲਮਾਰੀ 'ਚ ਬੱਚੇ ਨੂੰ ਬੰਦ ਕਰ ਦਿੱਤਾ ਤੇ ਕੇਰ ਸਿੰਘ ਨੂੰ ਵੱਜੀ ਗੋਲੀ ਤੇ ਦਰਬਾਰਾ ਸਿੰਘ ਨੇ ਵੇਖ ਲਿਆ ਮੇਰਾ ਪਿਓ ਸ਼ਹੀਦ ਹੋ ਗਿਆ ਉਹਨਾਂ ਨੇ ਬੱਚੇ ਨੂੰ ਚੁੱਕ ਕੇ ਲਮਾਰੀ 'ਚ ਬੰਦ ਕਰ ਦਿੱਤਾ ਬਾ ਫਿਰ ਜਿੰਨੇ ਸਭ ਨੇ ਗੋਲੀਆਂ ਚਲਾਈਆਂ ਫਿਰ ਹਥਿਆਰ ਕਿਰਪਾਨਾਂ ਲੈ ਕੇ ਅੰਦਰ ਆ ਬੜੇ ਵੱਡ ਟੁੱਕ ਕੀਤੀ 150 ਸਿੰਘ ਕਹਿਣਾ ਹੀ ਸੌਖਾ ਹੈ 150 ਦੀ ਗਿਣਤੀ 200 ਵੀ ਗਿਣਤੀ ਕਈ ਇਤਿਹਾਸਕਾਰਾਂ ਨੇ 200 ਵੀ ਲਿਖਿਆ ਫਿਰ ਉਹਨਾਂ ਨੇ ਗੁਰੂ ਸਾਹਿਬ ਜੀ ਦੀ ਤਾਬਿਆ ਤੇ ਬੈਠਾ ਲక్ష్ਮਣ ਸਿੰਘ ਆ ਜਥੇਦਾਰ ਹੈ ਇਹਨਾਂ ਦਾ ਆ ਜਥੇਦਾਰ ਵਾਲਾਂ ਤੋਂ ਫੜ ਕੇ ਕਢੀਸ ਕੇ ਬਾਹਰ ਲੈ ਕੇ ਗਏ ਜਿਉਂਦੇ ਨੂੰ ਜੰਡ ਨਾਲ ਬੰਨਿਆ ਪੁੱਠਾ ਜੰਡ ਨਾਲ ਬੰਨ ਕੇ ਜਿਉਂਦੇ ਤੇ ਤੇਲ ਪਾ ਕੇ ਮਹੰਤ ਨਰੈਣੂ ਆਇਆ ਕਹਿੰਦੇ ਤੂੰ ਆ ਜਥੇਦਾਰ ਤੂੰ ਲੈ ਕੇ ਆਇਆ ਇਹਨਾਂ ਨੂੰ ਸਾਰਿਆਂ ਨੂੰ ਤੁਸੀਂ ਅੱਗ ਲਾਈ ਹੈ ਸਾਡੇ ਜ਼ਮੀਨਾਂ ਖੋਣੀਆਂ ਚਾਹੁੰਦੇ ਹੋ ਤੁਸੀਂ ਉਦੋਂ ਫਿਰ ਉਹਨੇ ਜਿਉਂਦੇ ਨੂੰ ਤੇਲ ਪਾ ਕੇ ਅੱਗ ਲਾਈ ਜੰਡ ਨਾਲ ਬੰਨ ਕੇ ਤੇ ਵੇਖ ਲਓ ਉਹ ਜੰਡ ਜਿਹਦੇ ਨਾਲ ਲక్ష్మణ ਸਿੰਘ ਸੜਿਆ ਉਹਦਾ ਚੇਤਾ ਭੁੱਲ ਗਿਆ ਆ ਸਾਨੂੰ ਹੋਰ ਹੀ ਜੰਡ ਚੇਤਾ ਕਰਾਤੇ ਮਿਰਜੇ ਵਾਲਾ ਜੰਡ ਪਤਾ ਨਹੀਂ ਹੋਇਆ ਕਿ ਨਹੀਂ ਹੋਇਆ ਆ ਤੇ ਹੋਇਆ ਹੈ ਵੇਖ ਲਓ ਜਾ ਕੇ ਤਾਂ ਨਿਕਲਿਆ ਨਰੈਣੂ ਮਹੰਤ ਕਾਲੇ ਪਾਣੀ ਦੀ ਸਜ਼ਾ ਹੋਈ ਸੀ ਉਹਨੂੰ ਬਾਅਦ ਚ ਇੱਕ ਵਾਰੀ ਤੇ ਭੱਜ ਗਿਆ ਸੀ ਫਿਰ ਸਾਰਿਆਂ ਨੂੰ ਜਦੋਂ ਉਹਨੇ ਸ਼ਹੀਦ ਕੀਤਾ ਕਹਿੰਦੇ ਪੈਰ ਧੋਣ ਵਾਲਾ ਚ ਬੱਚਾ ਖੂਨ ਦਾ ਭਰਿਆ ਹੋਇਆ ਸੀ ਪੈਰ ਧੋਣ ਵਾਲਾ ਚਬੱਚਾ ਜਿਹੜਾ ਹੁੰਦਾ ਹੈ ਖੂਨ ਨਾਲ ਭਰਿਆ ਹੋਇਆ ਸੀ ਫਿਰ ਜਦੋਂ ਟੁਕੜੇ ਟੁਕੜੇ ਕਰਤੇ ਸਾਰੇ ਉਹ ਅਲਮਾਰੀ ਦੇ ਵਿੱਚ ਵਾਜਾਂ ਮਾਰੇ ਉਹ ਕਹਿੰਦੇ ਆਹ ਕੀ ਹੈ ਜੋ ਅਲਮਾਰੀ ਖੋਲੀ ਉਹ ਛਾਲ ਮਾਰ ਕੇ ਨਿਕਲਿਆ ਹਾਏ ਮੈਂ ਪਿਓ ਬਾਪੂ ਨਾਲ ਸ਼ਹੀਦ ਹੋਣਾ ਹੈ ਮੈਂ ਵੀ ਸ਼ਹੀਦ ਹੋਣਾ ਕਹਿੰਦੇ ਕੌਣ ਹੈ ਤੂੰ ਮੇਰਾ ਨਾਂ ਦਰਬਾਰਾ ਸਿੰਘ ਹੈ ਇੱਥੇ ਕੀ ਲੈਣ ਆਇਆ ਹੈ ਕਹਿੰਦਾ ਸ਼ਹੀਦ ਹੋਣ ਆਇਆ ਹੁਣ ਫਿਰ ਕਹਿੰਦਾ ਮੈਂ ਸ਼ਹੀਦ ਹੋਣਾ ਹੈ ਉਹ ਅੰਦਰ ਨੂੰ ਲਿਜਾਣ ਚੁੱਕ ਕੇ ਰੌਲਾ ਪਾਵੇ ਮੈਂ ਸ਼ਹੀਦ ਹੋਣਾ ਮੈਂ ਸ਼ਹੀਦ ਹੋਣਾ ਮੇਰਾ ਪਿਓ ਸ਼ਹੀਦ ਹੋ ਗਿਆ ਮੈਂ ਵੀ ਸ਼ਹੀਦ ਹੋਣਾ ਕਹਿੰਦੇ ਲਾਓ ਇਹਨੂੰ ਮਗਰੋਂ ਉਹ ਚੁੱਕਿਆ ਤੇ ਬਲਦੀ ਅੱਗ ਦੇ ਵਿੱਚ ਜਿਉਂਦੇ ਨੂੰ ਭਾਈ ਦਰਬਾਰਾ ਸਿੰਘ ਨੂੰ ਬਲਦੀ ਅੱਗ 'ਚ ਸੁੱਟਿਆ ਉਹ ਬਲਦੀ ਅੱਗ ਦੇ ਵਿੱਚ ਦਰਬਾਰਾ ਸਿੰਘ ਸ਼ਹੀਦ ਹੋਇਆ ਉੱਥੇ ਫਿਰ ਟੁਕੜੇ ਟੁਕੜੇ ਟੁਕੜੇ ਸਾਰਿਆਂ ਦੇ ਉਹ ਜਦੋਂ ਇਦਾਂ ਕੱਟ ਵੱਢ ਹੋਈ ਫਿਰ ਕੌਮ ਦੇ ਵਿੱਚ ਅੱਗ ਵਾਂਗੂ ਗੱਲ ਫੈਲੀ ਹੈ ਫਿਰ ਨਰੈਣੂ ਤੇ ਭੱਜਿਆ ਤੇ ਦਰਵਾਜ਼ਾ ਬੰਦ ਕਰ ਲਿਆ ਗੋਰਿਆਂ ਨੇ ਕਰ ਲਿਆ ਕਬਜ਼ਾ ਫਿਰ ਸਿੱਖ ਸਿੱਧੇ ਹੋ ਗਏ ਸੀ ਉਹ ਕਰਤਾਰ ਸਿੰਘ ਝੱਬਰ ਵਰਗਿਆਂ ਨੇ ਇਦਾਂ ਗੱਲ ਕੀਤੀ ਸੀ ਕਹਿੰਦੇ ਗੋਰਿਓ ਹੁਣ ਪਾਸੇ ਹਟ ਜਾਓ ਆ 10000 ਸਾਹਮਣੇ ਖੜੀ ਏ ਸਾਡੇ ਬੰਦੇ ਆ ਗਏ ਐ ਤੇ ਹੁਣ ਜੇ ਸਾਨੂੰ ਨਨਕਾਣਾ ਸਾਹਿਬ ਨਾ ਜਾਣ ਦਿੱਤਾ ਤੇ ਅਸੀਂ ਹੁਣ ਪਿੱਛੇ ਹਟਣ ਵਾਲੇ ਨਹੀਂ ਵੀ ਹੁਣ ਵਿੱਚ ਅਸੀਂ ਨਹੀਂ ਤੁਹਾਡੀਆਂ ਸਟੇਨ ਕਰਨਾ ਵੇਖਣੀਆਂ ਹੁਣ ਜੋ ਮਰਜ਼ੀ ਹੋ ਜਾਏ ਫਿਰ ਅੱਕ ਕੇ ਕਹਿੰਦੇ ਚਾਬੀ ਜਿੰਨਾ ਚਿਰ ਦਿੰਦੇ ਨਹੀਂ ਨਨਕਾਣਾ ਸਾਹਿਬ ਦੀ ਫਿਰ ਅੱਕ ਕੇ ਗੋਰੀ ਸਰਕਾਰ ਨੂੰ ਚਾਬੀ ਨਨਕਾਣਾ ਸਾਹਿਬ ਦੀ ਦੇਣੀ ਪਈ ਸੀ ਨਨਕਾਣਾ ਸਾਹਿਬ ਦੀ ਚਾਬੀ ਮਿਲੀ ਫਿਰ ਅੰਦਰ ਜਾ ਕੇ ਬੜੇ ਲਾਸ਼ਾਂ ਦੇ ਢੇਰ ਵੇਖੇ ਸੜਿਆ ਵੇਖਿਆ ਬੁਰਾ ਹਾਲ ਹੋਇਆ ਫਿਰ ਕਹਿੰਦੇ ਐ ਇਹ 20 ਤਰੀਕ ਨੂੰ ਸਾਕਾ ਵਰਤਦਾ 21 ਦੀ ਸਵੇਰ ਫਿਰ 22 23 24 ਤਰੀਕ ਨੂੰ ਅੱਜ ਵਾਲਾ ਦਿਨ 24 ਅੱਜ ਬਣੀ ਅੱਜ ਵਾਲੇ ਦਿਨ ਫਿਰ ਸੰਸਕਾਰ ਕੀਤਾ ਅੱਜ ਵਾਲੇ ਦਿਨ ਸੰਸਕਾਰ ਕੀਤਾ ਜੀ ਤੇ ਐਦਾਂ ਬੱਚਿਆਂ ਨੂੰ ਪਛਾਣ ਦੀ ਕਹਿੰਦੇ ਉਹ ਬੇਬੇ ਆਈ ਉਹ ਕਹਿੰਦੀ ਫਲਵੈਰੀ ਸੀ ਮੇਰੀ ਉਹ ਲੱਤ ਨੂੰ ਪਛਾਣਿਆ ਕਹਿੰਦੀ ਆ ਮੇਰਾ ਪੋਤਰਾ ਹੈ ਇਹ ਪੋਤਰੇ ਦੀ ਲੱਤ ਤੇ ਫਲਵੈਰੀ ਕੋਈ ਸੱਤ ਟੋਕਰੇ ਬਾਸ ਦੇ ਸੱਤ ਸੜੀਆਂ ਲਾਸ਼ਾਂ ਕਿਤੇ ਖੋਪੜੀ ਕਿਤੇ ਸਿਰ ਪਿਆ ਆ ਹਾਲ ਉਸ ਵੇਲੇ ਹੋਇਆ ਤੇ ਉਹਦਨ ਪੜਦੇ ਨੇ ਸਤਗੁਰ ਦੀਆਂ ਗੁੰਝੀਆਂ ਰਮਜਾਂ ਨੂੰ ਪੜੋ ਜਰਾ ਵਿਵੇਕ ਥੋੜੀ ਸੁਰ ਸਹੀ ਕਰ ਲਓ ਜਿੱਥੇ ਲੋੜ ਹੈ ਸੁਣਿਓ ਜਰਾ ਆ ਵੇਖਿਓ ਆ ਜਿੰਨਾ ਚਿਰ ਇਹ ਇਸ਼ਕ ਨਹੀਂ ਨਾ ਲੱਗਦਾ ਆ ਪਿਆਰ ਨਹੀਂ ਜਿੰਨਾ ਚਿਰ ਪੈਂਦਾ ਆ ਨੇ ਨਹੀਂ ਲੱਗਦਾ ਉਹਨਾਂ ਚਿਰ ਨਹੀਂ ਅਸੀਂ ਸਮਝ ਸਕਦੇ ਵੀ ਅਸਲ ਨੁਕਤਾ ਹੈ ਕੀ ਅਸਲ ਨੁਕਤਾ ਹੈ ਕੀ ਆ ਸੁਣੋ ਜਰਾ ਧਿਆਨ ਨਾਲ ਅਸੀਂ ਬੇਪਰਵਾਹ ਲੋਕ ਆ ਅਸੀਂ ਪੁੱਤਰਾਂ ਦੀ ਪਰਵਾਹ ਧੀਆਂ ਦੀ ਪਰਵਾਹ ਕਰਦੇ ਆ ਪਰ ਆਹ ਪਰਵਾਹ ਕਰਕੇ ਵੇਖੋ ਜਦੋਂ ਸਤਿਗੁਰੂ ਨਾਲ ਪਿਆਰ ਪੈਂਦਾ ਨਾ ਫਿਰ ਸਮਝ ਪੈਂਦੀ ਹੈ ਵੀ ਇਹ ਇਹਦੇ ਲਈ ਮਰਿਆ ਵੀ ਜਾ ਸਕਦਾ ਹੈ ਮਰਿਆ ਵੀ ਜਾ ਸਕਦਾ ਪੜਿਓ ਜਰਾ ਸਤਿਗੁਰ ਦੀਆਂ ਗੁਜੀਆਂ ਰਮ ਜਾਨੂ ਵਾ ਵਾ ਵਾ ਹਾਜ਼ਰ ਹੋ ਕੇ ਸੁਣਿਓ ਬਈ ਸਤ ਗੁਰ ਦੀਆਂ ਗੁਜੀਆਂ ਰਮਜਾਨ ਬੇਸਮਝ ਜਮਾਨਾ ਕੀ ਜਾਣੇ ਜਿਨ ਸਭ ਜਗ ਆਪਣਾ ਸਮਝ ਲਿਆ ਆਪਣਾ ਤੇ ਬੇਗਾਨਾ ਕੀ ਜਾਣੇ ਸਤ ਗੁਰ ਦੀਆਂ ਗੁਜੀਆਂ ਰਬ ਪੜੋ ਸਤ ਦੀਆਂ ਗੁਜੀਆਂ ਰਬ ਜਾਨੂ ਇੱਕ ਇਸ਼ਕ ਲਗਾਨਨ ਪਾਣੇ ਦਾ ਜਾਂ ਤੜਪ ਤੜਪ ਮਰ ਜਾਣੇ ਆ ਸੱਚਾ ਇਸ਼ਕ ਲੱਗਾ ਜਿਹੜਾ ਜਦੋਂ ਸੁਣਨਾ ਹੀ ਇਹ ਕੁਛ ਹੈ ਤੇ ਆਪੇ ਹੀ ਲੱਗਣਾ ਜਦੋਂ ਸੁਣਨਾ ਹੀ ਆ ਕੁਛ ਹੈ ਤੇ ਗੱਲ ਪਿਆਰ ਪਵੇ ਕਿਵੇਂ ਨਾ ਪੜੋ ਇੱਕ ਇਸ਼ਕ ਲਗਾ ਨਨ ਪਾਣੇ ਦਾ ਵਾਹ ਵਾਹ ਜਾਂ ਤੜਪ ਤੜਪ ਮਰ ਜਾਣੇ ਜਿਸ ਅਗ ਵਿੱਚ ਬਣੋ ਸਿੰਘ ਸੜਿਆ ਉਹ ਅਗ ਪਰਵਾਨਾ ਕੀ ਜਾਣੇ ਸਤ ਗੁਰ ਦੀਆਂ ਗੁਜੀਆਂ ਰੰਗ ਜਾਨੋ ਪੜੋ ਸਤ ਗੁਰ ਦੀਆਂ ਬੇਸਮਝ ਜਮਾਨਾ ਕੀ ਜਾਣੇ ਜਿਨੇ ਸਭ ਜਗ ਆਪਣਾ ਸਮਝ ਲਿਆ ਆਪਣਾ ਕੀ ਬੇਗਾਨਾ ਕੀ ਜਾਣੇ ਸਤ ਗੁਰ ਦੀਆਂ ਗੁਜੀਆਂ ਰਮ ਜਾਣੇ ਸਫਰੀ ਸਭ ਝਗੜਾ ਅੰਦਰ ਦਾ ਵਾਹ ਨਾਮ ਸਜਦ ਦਾ ਨਾਮ ਅੰਦਰ ਦਾ ਵਾਹ ਸਫਰੀ ਸਭ ਝਗੜਾ ਅੰਦਰ ਦਾ ਨਾਮ ਸੁਜਦ ਦਾ ਨਾਮ ਅੰਦਰ ਦਾ ਜਿਨੇ ਭੇਦ ਇਲਾਹੀ ਸਮਝ ਲਿਆ ਕਾਬਾ ਪੁੱਤ ਖਾਨਾ ਕੀ ਜਾਣੇ ਸਤ ਗੁਰ ਦੀਆਂ ਗੁਜੀਆਂ ਅਬ ਜਾਣੋ ਸਤ ਗੁਰ ਦੀਆਂ ਗੁਜੀਆਂ ਰਮ ਬੜੋ ਪੜੋ ਬੇਸਮਝ ਜਮਾਨਾ ਕੀ ਜਾਰੇ ਜਿਨੇ ਸਭ ਜਗ ਆਪਣਾ ਸਮਝ ਲਿਆ ਆਪਣਾ ਤੇ ਬੇਗਾਨਾ ਕੀ ਜਾਣੇ ਸਤ ਗੁਰ ਦੀਆਂ ਗੁਜੀਆਂ ਰਬ ਜਾਨੂ ਵਾ ਵਾ ਲੋ ਜੀ ਮਹੰਤਾਂ ਦੇ ਪਾਏ ਹੋਏ ਗੰਦ ਨੂੰ ਗੁਰੂ ਦੇ ਖਾਲਸੇ ਨੇ ਪ੍ਰਬੰਧ ਕਿਵੇਂ ਲਿਆ ਜੀ ਆਪਣਾ ਖੂਨ ਡੋਲ ਕੇ ਅੱਛਾ ਹੋਰ ਸੁਣ ਲਓ ਅੱਜ ਉਹਨਾਂ ਗੁਰਦੁਆਰਿਆਂ ਦਾ ਜਿਹੜਾ ਐ ਸ਼੍ਰੋਮਣੀ ਕਮੇਟੀ ਬਣ ਗਈ ਅੱਜ ਉਹਨਾਂ ਗੁਰਦੁਆਰਿਆਂ ਦਾ ਪ੍ਰਬੰਧ ਅੱਜ ਕੱਲ ਦੇ ਲੋਕ ਲੈਂਦੇ ਨੇ ਸ਼ਰਾਬ ਡੋਲ ਕੇ ਸ਼ਰਾਬਾਂ ਵਰਤਾ ਕੇ ਸ਼ਰਾਬਾਂ ਵਰਤਾ ਕੇ ਮੈਂਬਰ ਬਣਦੇ ਨੇ ਕਈ ਸਾਰੇ ਨਹੀਂ ਕਈ ਸ਼ਰਾਬਾਂ ਵੰਡਦੇ ਨੇ ਜਦੋਂ ਐਸਟੀਪੀਸੀ ਦੀ ਇਲੈਕਸ਼ਨ ਹੁੰਦੀ ਹੈ ਉਹ ਖੂਨ ਡੋਲ ਕੇ ਅੰਦਰ ਵੜੇ ਸੀ ਅੱਜ ਕੱਲ ਵਾਲੇ ਸ਼ਰਾਬਾਂ ਡੋਲ ਡੋਲ ਕੇ ਅੰਦਰ ਵੜਦੇ ਡਰਮਾਂ ਦੇ ਡਰਮ ਵਰਤਾਏ ਜਾਂਦੇ ਆ ਸ਼ਰਾਬਾਂ ਪਿਆਈਆਂ ਜਾਂਦੀਆਂ ਵੋਟਾਂ ਲੈਣ ਵਾਸਤੇ ਐਨੇ ਐਨਾ ਬੇੜਾ ਗਰਕ ਹੋ ਗਿਆ ਸਾਡਾ ਆਓ ਦਾਖਲਾ ਲਈਏ ਪਿਆਰਿਓ ਆਪੋ ਆਪਣੇ ਫਰਜ਼ ਪਛਾਣੀਏ ਜ਼ਿੰਮੇਵਾਰੀ ਸਮਝੀਏ ਇੱਕ ਉਹ ਵੇਲਾ ਹੈ ਜਦੋਂ ਕਿਹਾ ਜਾਂਦਾ ਹੈ ਬਈ ਆਓ ਜਿਨ੍ਹਾਂ ਨੇ ਸ਼ਹੀਦ ਹੋਣ ਲਈ ਨਾਮ ਲਿਖਾਣਾ ਹੈ ਇੱਥੇ ਦੀਵਾਨ ਲੱਗਾ ਅਸੀਂ ਕਹਿੰਦੇ ਆ ਜਿਨ੍ਹਾਂ ਨੇ ਅੰਮ੍ਰਿਤ ਛਕਣ ਲਈ ਨਾਮ ਲਿਖਾਣਾ ਦਾਖਲੇ ਲਈਏ ਮੇਰੇ ਉਹ ਵੀਰੋ ਭਰਾਵੋ ਨੌਜਵਾਨੋ ਮੇਰੀ ਉਹ ਭੈਣੋ ਮਾਤਾਓ ਸਾਰਿਆਂ ਨੂੰ ਬੇਨਤੀ ਹੈ ਛੱਡ ਦਿਓ ਮੜੀਆਂ ਕਬਰਾਂ ਜਗਾ ਜਗਾ ਮੱਥੇ ਟੇਕਣੇ ਸਭ ਭੈਣਾ ਮੇਰੀਆਂ ਬਜ਼ੁਰਗ ਮਾਤਾਵਾਂ ਨਾਂ ਅੰਮ੍ਰਿਤ ਧਾਰੀ ਬਣੀਏ ਬੇਬੇ ਬਾਣੀ ਪੜ੍ਹਦੀ ਸੋਹਣੀ ਲੱਗਦੀ ਹੈ ਬੱਚਿਆਂ ਨੂੰ ਚੰਗੀ ਸਿੱਖਿਆ ਦੇਵੇ ਮੜੀਆਂ ਕਬਰਾਂ ਦਾ ਹੁਣ ਖਿਹੜਾ ਛੱਡੋ ਨਿਆਣੇ ਪੜ ਲਿਖ ਚੱਲੇ ਐ ਸਿਆਣੇ ਬਣ ਚੱਲੇ ਐ ਹੁਣ ਅੱਗੇ ਨਾਲੋਂ ਫਰਕ ਪੈ ਰਿਹਾ ਨਵੀਂ ਪਨੀਰੀ ਦਾ ਬਹੁਤ ਫਰਕ ਹੈ ਅੰਮ੍ਰਿਤ ਛਕਣ ਲਈ ਆਪੋ ਆਪਣੇ ਮਨ ਬਣਾ ਕੇ ਨਾਮ ਲਿਖਾਓ ਗੁਰੂ ਜੀ ਜਾਂਦੇ ਐ ਫਿਰ ਆਪਾਂ ਚੱਲਦੇ ਆ ਕਾਲ ਨਹੀਂ ਕਰਨੀ ਗੁਰੂ ਜੀ ਜਾਂਦੇ ਐ ਫਿਰ ਚੱਲਦੇ ਆ ਮੈਨੂੰ ਇਹ ਸੀ ਵੀ ਸਾਕਾ ਨਨਕਾਣਾ ਅੱਧਾ ਘੰਟਾ ਲੱਗਣਾ ਪਰ ਘੰਟਾ ਚਲੋ ਲੱਗ ਗਿਆ ਪੂਰਾ ਮੈਂ ਕੋਸ਼ਿਸ਼ ਕੀਤੀ ਸੀ ਵੀ ਅੱਧੇ ਘੰਟੇ 'ਚ ਹੋ ਜਾਏਗਾ ਚਲੋ ਕੋਈ ਨਹੀਂ ਫੇਰ ਵੀ ਕਾਲੀ ਕਾਲੀ ਕੀਤਾ ਕਈ ਗੱਲਾਂ ਰਹਿ ਗਈਆਂ ਵਿੱਚੋਂ ਫੇਰ ਸਹੀ ਕੱਲ ਦਾ ਦੀਵਾਨ ਬਾਕੀ ਰਹਿੰਦਾ ਹੈ ਸੰਗਤ ਨੂੰ ਬੇਨਤੀ ਹੈ ਧਿਆਨ ਨਾਲ ਸੁਣੋ ਧਿਆਨ ਨਾਲ ਸੁਣੋ ਵੀ ਇਕਾਗਰਤਾ ਰੱਖਿਓ ਜੇ 1-2 ਮਿੰਟ ਟਿਕੇ ਰਹੋ ਹਿੱਲੋ ਨਾ ਕੱਲ ਨੂੰ ਅੰਮ੍ਰਿਤ ਸੰਚਾਰ ਹੋਣਾ ਹੈ ਗੁਰਦੁਆਰਾ ਗੁਰਦੁਆਰਾ ਜਿਹੜਾ ਇੱਥੇ ਨਾਲ ਹੀ ਹੈ ਜੀ ਸਾਹਮਣੇ ਗੁਰਦੁਆਰਾ ਸਾਹਿਬ ਬੱਸ ਸਟੈਂਡ ਦੇ ਕੋਲ ਅਮਰ ਅੰਮ੍ਰਿਤ ਸੰਚਾਰ ਗੁਰਦੁਆਰਾ ਸਿੰਘ ਸਭਾ ਦੇਵੀਗੜ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ 6 ਵਜੇ ਆਜੋ ਜੀ ਕੇਸੀ ਇਸ਼ਨਾਨ ਕਰਕੇ ਸਾਫ਼ ਬਸਤਰ ਪਾ ਕੇ 6 ਵਜੇ ਕਿਰਪਾ ਕਰਕੇ ਆਜੋ ਜਿਨ੍ਹਾਂ ਵੀਰਾਂ ਭੈਣਾਂ ਨੇ ਛਕਣਾ ਹੈ ਭੁੱਲ ਗਲਤੀ ਹੋ ਗਈ ਹੈ ਦੁਬਾਰਾ ਦਾਖਲਾ ਲੈ ਲਈਏ ਜਿਨ੍ਹਾਂ ਨੇ ਆਉਣਾ ਕਿਰਪਾ ਕਰਕੇ 6 ਵਜੇ ਆਓ ਤੇ ਇੱਕ ਹੋਰ ਆਇਆ ਪਰਚੀ ਆਈ ਹੈ ਖੂਨਦਾਨ ਕੈਂਪ ਲੱਗਣਾ ਹੈ ਜੀ 25 ਕੱਲ ਨੂੰ 5 ਵਜੇ ਤੋਂ 7 ਵਜੇ ਤੱਕ ਇੱਥੇ ਸਾਹਮਣੇ ਇੱਥੇ ਇੱਥੇ ਹੀ ਲੱਗੇਗਾ ਜੀ ਵਿੱਚ ਹੀ ਪੰਡਾਲ ਦੇ ਬਾਹਰਲੇ ਪਾਸੇ ਉਹਨਾਂ ਦੀ ਬੱਸ ਆ ਕੇ ਖਲੋ ਜਾਏਗੀ ਬੱਸ ਦੇ ਵਿੱਚ ਹੀ ਮੇਰਾ ਖਿਆਲ ਉਹ ਆਪਣਾ ਵਿੱਚ ਜਾਓ ਤੇ ਇਹਦੇ ਨਾਲ ਫਰਕ ਕੁਝ ਨਹੀਂ ਪੈਂਦਾ ਵੀਰੋ 2 ਦਿਨਾਂ ਦੇ ਵਿੱਚ ਬਲੱਡ ਪੂਰਾ ਹੋ ਜਾਂਦਾ ਜਿਹੜਾ ਆਪਾਂ ਬਲੱਡ ਕਢਾ ਦਿੰਨੇ ਆ ਨਾ ਕਈਆਂ ਦਾ ਤੇ ਵੈਸੇ ਹੀ ਕਢਾਉਣ ਵਾਲਾ 18 18 ਗ੍ਰਾਮ ਹੋਇਆ ਫਿਰਦਾ ਕਈਆਂ ਦਾ ਉਹ ਵੈਸੇ ਹੀ ਕਢਾਉਣ ਵਾਲਾ ਕਈਆਂ ਦਾ ਇੰਨਾ ਜ਼ਿਆਦਾ ਵਧਿਆ ਪਿਆ ਤੇ ਵੈਸੇ ਵੀ ਡਾਕਟਰ ਸਲਾਹ ਦਿੰਦੇ ਹੁੰਦੇ ਆ ਵੀ ਕਢਾ ਦੇਣਾ ਚਾਹੀਦਾ ਵੀ 5-4 ਮਹੀਨਿਆਂ ਬਾਅਦ ਬਲੱਡ ਕਢਾਉਂਦੇ ਰਹੋ ਨਵਾਂ ਬਣ ਜਾਂਦਾ ਪਰਮਾਤਮਾ ਨੇ ਵੇਦੀ ਇਦਾਂ ਦੀ ਬਣਾਈ ਆਪੇ ਹੀ ਬਣਦਾ ਵੇਖੋ ਆਪੇ ਬਣਦਾ ਦੋ ਦਿਨਾਂ 'ਚ ਪੂਰਾ ਹੋ ਜਾਂਦਾ ਹੈ ਉਦਾਂ ਜੇ ਕਿਤੇ ਬਲੱਡ ਬੰਦਾ ਉਹ ਲੈਣ ਜਾਂਦਾ ਤੇ 15 1500 ਦੀ 2000 ਦੀ ਬੋਤਲ ਮਿਲਦੀ ਹੈ ਉਹ ਛੋਟੀ ਜੀ ਵੇਖੋ ਇੰਨੀ ਕਿ ਬੋਤਲ ਹੀ ਹੁੰਦੀ ਕਹਿੰਦੇ ਨੇ ਜਿਹਨੂੰ ਉਹ 2000 ਦੀ ਤੇ ਉਦਾਂ ਕੋਈ ਫਰਕ ਨਹੀਂ ਪੈਣਾ ਜੇਬ ਤੋਂ 2000 ਦੇਣਾ ਸਾਨੂੰ ਔਖਾ ਕਿਸੇ ਗਰੀਬ ਨੂੰ ਤੇ ਚੱਲ ਇਹ ਵਾਧੂ ਤੁਰਿਆ ਫਿਰਦਾ ਫੇਰ ਬਣ ਜਾਣਾ ਹੈ ਤੇ ਦੇ ਦੇਣਾ ਚਾਹੀਦਾ ਇਹ ਇਹ ਜਿਹੜੇ ਕੋਈ ਕਿਰਪਾ ਕਰਕੇ ਨੌਜਵਾਨ ਵੀਰੋ ਜਰਾ ਵੇਰੇ ਨਾਲ ਆ ਜਿਓ 5 ਵਜੇ 6 ਵਜੇ ਆ ਕੇ 7 ਵਜੇ ਤੋਂ ਪਹਿਲਾਂ ਪਹਿਲਾਂ ਉਹ ਆ ਕੇ ਆਪਣੀ ਹਾਜ਼ਰੀ ਲਵਾਓ ਤੇ ਆਪਣਾ ਬਲੱਡ ਜਿਹੜਾ ਡੋਨੇਟ ਕਰੋ ਜਿਹੜੇ ਜਿਹੜੇ ਕੋਈ ਬਹੁਤਾ ਫਰਕ ਨਹੀਂ ਪੈਣਾ ਇਹ ਮੇਰੇ ਵੀਰ ਖਾਸ ਕਰਕੇ ਨੋਟ ਕਰ ਲਓ ਵੀ ਆਪਣਾ ਇਹ ਦਾਨ ਕਰੋ ਕਿਸੇ ਨਾ ਕਿਸੇ ਦੀ ਜਾਨ ਬਚ ਜਾਂਦੀ ਹੈ ਸਾਡਾ ਕੁਝ ਜਾਂਦਾ ਨਹੀਂ ਕਿਸੇ ਗਰੀਬ ਦੀ ਲੋੜਵੰਦ ਨੂੰ ਉਹ ਉਹ ਜਿਹੜਾ ਬਲੱਡ ਜਿਹੜਾ ਨਾ ਲੋੜਵੰਦ ਨੂੰ ਮਿਲਣਾ ਹੈ ਤੇ ਪ੍ਰਬੰਧਕਾਂ ਨੂੰ ਤੁਸੀਂ ਦੱਸੋ ਆ ਇਹਨਾਂ ਇਹ ਪ੍ਰਬੰਧਕ ਆਪਣਾ ਐਡਰੈਸ ਰੱਖਣਗੇ ਕੋਈ ਗਰੀਬ ਇਲਾਕੇ 'ਚ ਲੋੜ ਪਵੇਗੀ ਤੇ ਉਹ ਉਹਨਾਂ ਨੂੰ ਹਸਪੀਟਲ ਨੂੰ ਕਿਹਾ ਜਾ ਸਕਦਾ ਵੀ ਸਾਨੂੰ ਆ ਬਲੱਡ ਦਿਓ ਲੋੜ ਹੈ ਕਿਸੇ ਗਰੀਬ ਨੂੰ ਤਾਂ ਕਰਕੇ ਭਾਈ ਜਿਹੜੇ ਜਿਹੜੇ ਮੇਰੇ ਵੀਰ ਕਾਇਮ ਨੇ ਉਹ ਆਪਣਾ ਭਾਈ ਇਹ ਡੋਨੇਟ ਕਰੋ ਬਲੱਡ ਡੋਨੇਟ ਕਰੋ ਪਰ ਹਾਂ ਕਰਿਓ ਵੇਖ ਕੇ ਵੀ ਜਿਹੜਾ ਕਰਾਣ ਵਾਲਾ ਹੋਵੇ ਕਿਤੇ ਮੇਰੀ ਮੰਨ ਕੇ ਚਲੇ ਜਾਓ ਤੇ ਗਾਂ ਉਹ ਜਿਵੇਂ ਇੱਕ ਚਲਿਆ ਗਿਆ ਬਹੁਤ ਹੀ ਸੁੱਕਿਆ ਜਿਹਾ ਸੀ ਮੜ ਚੂਜਿਆ ਉਹ ਜਾ ਕੇ ਕਹਿੰਦਾ ਜੀ ਮੈਂ ਵੀ ਬਲੱਡ ਦਾਨ ਕਰਨ ਆਇਆ ਕਿ ਮੈਂ ਵੀ ਡਾਕਟਰਾਂ ਨੇ ਤੇਰੇ 'ਚ ਹੈ ਕੀ ਵੀ ਤੂੰ ਬਲੱਡ ਦਾਨ ਕਰਨਾ ਕਹਿੰਦਾ ਨਹੀਂ ਮੈਂ ਵੀ ਉਹ ਚੂੜੀ ਕੋ ਹੈ ਸੀ ਕੱਢ ਲਿਆ ਅਗਲਿਆਂ ਨੇ ਉਹ ਬੇਹੋਸ਼ ਹੋ ਗਿਆ ਜਦੋਂ ਬਲੱਡ ਦਿੱਤਾ ਉਹਨੇ ਤੇ ਜਦੋਂ ਬੇਹੋਸ਼ ਹੋ ਗਿਆ ਤੇ ਉਹਨੂੰ ਜਿੰਨਿਆਂ ਦਾ ਪਹਿਲਾਂ ਕੱਢਿਆ ਸੀ ਉਹਨੂੰ ਚੜਾਣਾ ਪੈ ਗਿਆ ਸਾਰਿਆਂ ਦਾ ਕੱਢਿਆ ਜਦੋਂ ਉਹਨੂੰ ਚੜਾਇਆ ਫਿਰ ਮਸਾਂ ਉਹਨੂੰ ਹੋਸ਼ ਆਈ ਤੇ ਹੱਥ ਜੋੜ ਕੇ ਆਂਦਾ ਜੇ ਕੋਈ ਫੇਰ ਸੇਵਾ ਹੋਈ ਤੇ ਦੱਸਿਓ ਕਹਿੰਦੇ ਮਰ ਜਾਏ ਮੁੜ ਕੇ ਨਾ ਆਈ ਤੇ ਜਿੰਨਿਆਂ ਦਾ ਪਹਿਲਾਂ ਕੱਢਿਆ ਤੈਨੂੰ ਚੜਾਣਾ ਪੈ ਗਿਆ ਕਹਿੰਦਾ ਕਿ ਹੋਰ ਸੇਵਾ ਦੱਸਿਓ ਤੂੰ ਦੱਸ ਇਸ ਕਰਕੇ ਜੇ ਹਿਸਾਬ ਕਿਤਾਬ ਜਾਂ ਲਾ ਲਿਓ ਆਪਣਾ ਸਰੀਰ ਵੇਖ ਲਿਓ ਜੇ ਕਢਾਣ ਵਾਲਾ ਤੇ ਕਢਾਓ ਇਸ ਕਰਕੇ ਕੈਮ ਨੇ ਜਿਹੜੇ ਉਹ ਭਾਈ ਕਿਰਪਾ ਕਰੋ ਤੇ ਨਹੀਂ ਸਰ ਜਾਣਾ ਜੀ ਦੇਵੀਗੜ੍ਹ 'ਚ ਰੱਖੋ ਅਮਰ ਸੰਚਾਰ ਕੋਈ ਨਹੀਂ ਦੇਵੀਗੜ੍ਹ 'ਚ ਰੱਖੋ ਤੇ ਦੇਵੀਗੜ੍ਹ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਅਮਰ ਸੰਚਾਰ ਹੋਏਗਾ ਤੇ ਆਪ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਕਿਰਪਾ ਕਰਕੇ 5 ਵਜੇ ਹੱਦ 6 ਵਜੇ 6:30 ਵਜੇ ਤੱਕ ਤੇ ਜ਼ਰੂਰ ਹੀ ਆ ਜਿਓ ਏਦੋਂ ਲੇਟ ਨਾ ਕਰਿਓ ਅਗਲੀ ਗੱਲ ਕੱਲ ਦਾ ਦੀਵਾਨ 7:30 ਵਜੇ ਸ਼ੁਰੂ ਹੋਏਗਾ ਚੇਤਾ ਰੱਖਣਾ 7 ਵਜੇ ਜਥਾ ਸ਼ੁਰੂ ਕਰੇਗਾ 7:30 ਮੈਂ ਆ ਜਾਗਾ 8 ਵਜੇ ਆਪਾਂ ਕੱਲ ਆਏ ਸੀ ਪੌਣੇ 8 ਅੱਜ 8 ਵਜੇ ਆਇਆ ਕੱਲ ਮੈਂ ਤੂੰ ਅੱਧਾ ਘੰਟਾ ਪਹਿਲਾਂ ਆਵਾਂ ਤਾਂ ਜੋ ਵੇਲੇ ਨਾਲ ਫਿਰ ਭੋਗ ਪੈ ਜਾਏ ਅੱਜ 10:30 ਵਜ ਗਏ ਕੱਲ 10 ਵਜੇ ਤੱਕ 2.5 ਘੰਟੇ ਹੋ ਜਾਣਗੇ ਹੱਦ 10 ਵੀ ਵੱਜ ਜਾਣਗੇ ਪਰ ਆਇਓ ਕਿਰਪਾ ਕਰਕੇ ਲੇਟ ਨਾ ਕਰਿਓ ਵੀ ਐਵੇਂ ਹੌਲੀ ਹੌਲੀ ਨਿਕਲਦਿਆਂ ਆ ਕਈ ਨਾ ਉੱਥੇ ਹੀ ਪੈਰ ਜੇ ਮਾਰੀ ਜਾਂਦੇ ਹੁੰਦੇ ਨੇ ਤੁਰਨਾ ਹੁੰਦਾ ਫਟਾਫਟ ਟਰਾਲੀ 'ਚ ਬੈਠੋ ਚੱਲੋ ਕਾਲ ਕਰ ਥੋੜੀ ਜੀ ਹਿੰਮਤ ਕਰਿਆ ਕਰੋ ਜਿਵੇਂ ਬੱਸ ਫੜਨੀ ਹੁੰਦੀ ਹੈ ਨਾ ਉਹੀ ਗੱਲ ਆ ਵੀ ਧਰਮ ਵਾਲੇ ਪਾਸੇ ਲੌਜੀਕ ਉਹ ਲਾਇਆ ਕਰੋ ਜਿਨੇ ਬੱਸ ਫੜਨੀ ਹੁੰਦੀ ਅਗਲਾ ਵੇਲੇ ਨਾਲ ਪਹੁੰਚਦਾ ਵੀ ਜਾਣਾ ਹੀ ਜਾਣਾ ਹੁਣ ਇੱਥੇ ਢਿੱਲਾ ਜਾਣਾ ਵੀ ਚੱਲ ਚੱਲਨੇ ਆ ਉਹ ਖਰੋਕ ਜੋ ਅਜੇ ਅਜੇ ਖਲੋ ਜੋ ਇਦਾਂ ਨਹੀਂ ਹੁੰਦਾ ਜੇ ਬੱਸ ਫੜਨੀ ਹੁੰਦੀ ਬੰਦਾ ਟਾਈਮ ਤੇ ਪਹੁੰਚਦਾ ਹੀ ਹੈ ਟ੍ਰੇਨ ਲੰਘ ਜਾਏਗੀ ਨਹੀਂ ਤੇ ਫਿਰ ਗਈ ਟਿਕਟ ਵੀ ਜਾਣੀ ਨਾਲ 1500 ਅਗਲਾ ਸੋਚਦਾ ਹੀ ਹੈ ਜਿਹੜੀ ਦਲੀਲ ਤੁਸੀਂ ਆਪਣੇ ਘਰ 'ਚ ਨਹੀਂ ਲਾ ਸਕਦੇ ਇੱਥੇ ਨਾ ਲਾਇਆ ਉਹੀ ਆ ਗਈ ਨਾ ਗੱਲ ਵੀ ਜੇ ਘਰ ਵਿੱਚ ਅਸੀਂ ਸਹੀ ਟਾਈਮ ਤੇ ਸਾਰਾ ਕੁਝ ਕਰਦੇ ਆਂ ਬਸ ਵੇਲੇ ਨਾਲ ਫੜਦੇ ਆਂ ਫਿਰ ਇੱਥੇ ਨਾ ਇਦਾਂ ਕਰਿਆ ਕਰੋ ਵੀ ਕੋਈ ਨਹੀਂ ਜੀ ਚੱਲਨੇ ਆਂ ਜੀ ਹੌਲੀ ਹੌਲੀ ਇਦਾਂ ਨਾ ਕਰਿਆ ਸੋ ਇਸ ਕਰਕੇ 7 ਵਜੇ ਜਥਾ ਸ਼ੁਰੂ ਕਰੇਗਾ 7:30 ਵਜੇ ਦਾਸ ਸ਼ੁਰੂ ਕਰ ਲੇਗਾ ਪਾ ਪਿਆਰਿਓ ਤੇ ਆਪਾਂ ਫਿਰ 10 ਵਜ ਜਾਣਗੇ ਕੋਈ ਨਹੀਂ 2.5 ਘੰਟੇ 10 ਵਜੇ ਫਿਰ ਆਪਾਂ ਅਰਦਾਸ ਕਰ ਦੇਾਂਗੇ ਆਓ ਆਨੰਦ ਸਾਹਿਬ ਚ ਗੱਜ ਕੇ ਬੋਲੋ ਕੋਈ ਰਸਨਾ ਵਾਂਝੀ ਨਾ ਰਵੇ ਸਾਰੇ ਡਟ ਕੇ ਨਾਲ ਬੋਲੋ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਜੀ ਮੱਥਾ ਟੇਕੀਏ ਜੇ ਰਹਿ ਗਏ ਨੇ ਜਿਹੜੇ ਮੱਥਾ ਟੇਕ ਲੋ ਅੰਮ੍ਰਿਤ ਛਕਣ ਲਈ ਜ਼ਰੂਰ ਤਿਆਰੀਆਂ ਕਰੋ ਵੱਧ ਤੋਂ ਵੱਧ ਸੰਗਤ ਪਹੁੰਚੋ ਪਿਆਰਿਓ ਤੇ ਕਾਲ ਨਹੀਂ ਕਰਨੀ ਗੁਰੂ ਜੀ ਜਾਣਗੇ ਫੇਰ ਚੱਲਦੇ ਆ ਕਾਲ ਨਾ ਕਰੋ 5 ਮਿੰਟ ਨਾਲ ਕੋਈ ਫਰਕ ਨਹੀਂ ਪੈਣਾ ਗੁਰੂ ਜੀ ਅੱਗੇ ਅੱਗੇ ਫੇਰ ਆਪਾਂ ਸਾਰਿਆਂ ਨੇ ਚਾਲਾ ਪਾਉਣਾ ਪਹਿਲਾਂ ਨਹੀਂ ਜਾਣਾ ਰਾਮਕਲੀ ਮਹੱਲਾ ਤੀਜਾ ਆਨੰਦ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਗੁਰੂ ਮੈਂ ਸਤਗੁਰ ਦਾ ਪਾਇਆ ਸਹਿਜ ਸਿੱਖੀ ਭਗਤਿਆ ਨਾਗ ਰਤਨ ਪਰਵਾਰ ਕਰਿਆ ਸ਼ਬਦ ਗਾਵਣਿਆ ਕਰੋ ਦਾਤਾ ਹੋਲੀ ਤੇਰਾ ਮਨ ਜਿਨੀ ਵਸਾਇਆ ਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰਿ ਨਾਮ ਮੇਰੇ ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਪਸਾਰਨਾ ਹਰੀ ਕਾਲੋ ਤਰੇ ਤੇਰਾ ਕਾਲ ਸਭ ਸਵਾਰਨਾ ਭਵਨਾ ਗਲਾ ਸਮਰੱਥ ਸੁਆਮੀ ਕੋ ਕਿਉ ਮਨ ਹੋ ਸਾਰੇ ਹਰ ਨਾਲ ਮਨ ਮੇਰੇ ਸਦਾ ਰਹੋ ਹਰ ਨਾਲ ਸਾਚੇ ਸਾਹਿਬਾ ਕਿਆ ਕਰ ਤੇਰੇ ਕਰਤਾ ਤੇਰਾ ਸਭ ਕੁਝ ਹੈ ਜਿਸ ਤੇ ਸੋ ਪਾਵੇ ਸਦਾ ਸਿਮਰ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਪਾਲ ਵਸਿਆ ਗਾਤੇ ਸ਼ਬਦ ਕਰੇ ਰਹਿ ਨਾਮ ਤੂੰ ਸੱਚੇ ਸਾਹਿਬ ਗਿਆਨਾ ਹੀ ਕਰ ਤੇਰੇ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਨ ਭੁਖਾ ਸਭ ਬਲਹਾਰੀਆ ਹਰ ਸਾਥ ਸੁਖ ਮਨ ਆਏ ਬਸਿਆ ਜਿਨਿ ਇੱਛਾ ਸਭ ਪੁਜਾਈਆ ਆ ਗੁਰਬਾਣੀ ਕੀਤਾ ਗੁਰੂ ਨਸ ਨਾਰੇ ਬੁਲਿਆ ਰਹਿ ਨਾਨਕ ਸੁਣ ਹੋ ਸੰਤੋ ਸ਼ਬਦ ਕਰ ਹੋ ਪਿਆਰੋ ਸਾਚਾ ਆਵੇ ਆਇਆ ਯਾਰੋ ਵਾਜੇ ਭਗਤ ਸ਼ਬਦ ਦਿਨ ਦਾ ਸਾਰ ਦਰ ਸਭ ਸ਼ਬਦ ਵਾਜੇ ਕਲ ਕਾਜ ਕਰ ਧਾਰਿਆ ਹਨ ਦੂਤ ਦਰਵਾਸ ਕੀਤੇ ਕਾਲ ਕਰ ਵਾਰਿਆ ਗੁਰ ਕਰਮ ਪਾਇਆ ਤੁਧ ਦਿਨ ਕਉਸੇ ਨਾਮ ਹਰ ਕਹਿ ਲਾਗੇ ਹਰ ਹੈ ਨਾਨਕ ਤੈ ਸਤੋ ਆਜ ਕਾਇਆ ਤੁਹਾਨੂੰ ਵਾਜੇ ਅਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਕਾਲ ਕਰਮ ਕਰ ਧਾਰਿਆ ਤੇ ਸਗਲ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸਾਧ ਸਾਧਨ ਕਰੇ ਸਰਸੇ ਪੂਰੇ ਵਰਤੇ ਰਾਣੀ ਹੁਣ ਤੇ ਪੁਨੀ ਕਹਤੇ ਪਵਿੱਤ ਸਤਗੁਰ ਰਹਿਆ ਵਰਪੂਰੇ ਜਿਨ ਵੰਨ ਨਾਨਕ ਗੁਰ ਚਰਨ ਲਾਜੇ ਵਾਜੇ ਅਮਨ ਗੁਰੂ ਬਾਣੀ ਪਿਤਾ ਮਾਤਾ ਕਰ ਤੁਮਹਾਦ ਜਿਸ ਰਾਤ ਕੋਈ ਤਾਰੀ ਰਾਇਆ ਤੇਲੇ ਸਗਲ ਜਾਗਤ ਨਿਆਈਆਂ ਮੁਰਿਆਈਆਂ ਬੱਚ ਧਰਮ ਹਜ਼ੂਰ ਕਰ ਕੀ ਆਪੋ ਆਪਣੀ ਤੇਰੇ ਰਹਿ ਦੂਰ ਆਇਆ ਤੇ ਮਸਕਤ ਕਾਲ ਮਾਨਕ ਤੇ ਮੁਖੀ ਉਜਲੇ ਕਹਿੰਦੀ ਸੁਖੀ ਨਾਲ ਜਿਨੀ ਨਾਮ ਤੇ ਆ ਸਕਦਾ ਉਹ ਸਾਈ ਦੇ ਮੁਖੇ ਉਜਲੇ ਤੇਰੀ ਸੱਚੀ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ